Thank you. ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਭਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ ਹਰ ਗੁਣ ਕਾਹੇ ਨ ਗਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਅਜ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਨਿਰਭੈ ਪਦ ਪਾਵੇ ਲਾ ਕੇ ਬੈਠੀਏ ਜੋ ਸੁਣ ਰਹੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾਲ ਨਾਲ ਕੋਈ ਰਸਨਾ ਵਾਂਝੀ ਨਾ ਰਵੇ ਨਾਲ ਨਾਲ ਬੋਲੋ ਸਾਰੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕਰਵਰ ਪੰਖ ਬਸੇਰਾ ਤਰਵਰ ਪੰਖ ਬਸੇਰਾ ਜੈਸੇ ਤਰਵਰ ਪੰਖ ਬਸੇਰਾ ਤਰਵਰ ਪੰਖ ਬਸੇਰਾ ਹਰ ਵਰ ਬਸੇਰਾ ਸਰਵਰ ਪੰਥ ਬਸੇਰਾ ਜੈਸੇ ਸਰਵਰ ਪੰਥ ਬਸੇਰਾ ਸਰਵਰ ਅਨਿਕਿਆ ਮੇਰਾ ਗਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇ ਬੋਲੋ ਸਰਵਰ ਪੰਥ ਬਸੇਰਾ ਸਰਵਰ ਪੰਥ ਸਹਿਬਤਾ ਪੰਖੀ ਬਸੈ ਵਿਚਾਰਾ ਪੰਖੀ ਬਸੈ ਵਿਚਾਰਾ ਪੰਖੀ ਬਸੈ ਵਿਚਾਰਾ ਪੰਖੀ ਬਸੈ ਵਿਚਾਰਾ ਦੁਨੀਆ ਮੇਰਾ ਕਿਆ ਤੇਰਾ ਪ੍ਰਾਨੀ ਮੇਰਾ ਕਿਆ ਤੇਰਾ ਪ੍ਰਾਨੀ ਮੇਰਾ ਕਿਆ ਤੇਰਾ ਪ੍ਰਾਨੀ ਮੇਰਾ ਕਿਆ ਤੇਰਾ ਬੋਲੋ ਜੀ ਬੋਲੋ ਸ਼ਬਦ ਇਦਾਂ ਦੀ ਵਿਚਾਰ ਉਹਨਾਂ ਸ਼ਹੀਦਾਂ ਦੇ ਕੰਨਾਂ ਵਿੱਚ ਗੂੰਜਦੀ ਹੋਏਗੀ ਜਿਨ੍ਹਾਂ ਨੇ ਇਸ ਜਗ੍ਹਾ ਤੇ ਸ਼ਹੀਦੀ ਪ੍ਰਾਪਤ ਕੀਤੀ ਹੈ ਇੱਕੇ ਇੱਕੇ ਘਰ ਦੇ ਪੰਜ ਜੀ ਇੱਕੋ ਘਰ ਤੇ ਪੰਜ ਜੀ ਇੱਕੋ ਸਮੇਂ ਇੱਕੋ ਦਿਨ ਇਹ ਸ਼ਬਦ ਉਹਨਾਂ ਦੀ ਕੰਨਾਂ 'ਚ ਗੂੰਜਦੇ ਹੋਣਗੇ ਵੀ ਸਿਧਾਂਤ ਵੱਡੀ ਚੀਜ਼ ਹੈ ਅਸੂਲ ਵੱਡੀ ਚੀਜ਼ ਹੁੰਦਾ ਹੈ ਜ਼ਮੀਰ ਵੱਡੀ ਗੱਲ ਹੁੰਦੀ ਹੈ ਫਲਸਫਾ ਜੋ ਸਮਝਾਇਆ ਜਾਂਦਾ ਉਹ ਵੱਡੀ ਗੱਲ ਹੈ ਸਰੀਰ ਵੱਡੀ ਗੱਲ ਨਹੀਂ ਇਦਾਂ ਦੇ ਸ਼ਬਦ ਸਮਝਦੇ ਹੋਣਗੇ ਤਾਂ ਹੀ ਇਹ ਜਜ਼ਬਾ ਆ ਸਕਦਾ ਜਿਵੇਂ ਪੰਛੀ ਆਲਣਾ ਬਣਾਉਂਦਾ ਰਹਿੰਦਾ ਹੈ ਛੱਡ ਜਾਂਦਾ ਇੱਕ ਦਿਨ ਦਰਖਤ ਨੂੰ ਜਾਂ ਰਾਤ ਕੱਟਦੇ ਨੇ ਪੰਛੀ ਅਗਲੇ ਦਿਨ ਉੱਡ ਜਾਂਦੇ ਨੇ ਇਦਾਂ ਹੀ ਹੈ ਜੈਸੇ ਤਰਵਰ ਪੰਖ ਵਸੇਰਾ ਤਰਵਰ ਪੰਖ ਵਸੇਰਾ ਵਾਹਿ ਵਾਹਿ ਗੁਰੂ ਗੁਰੂ ਵਾਹਿ ਗੁਰੂ ਜੀ ਵਾਹਿਗੁਰੂ ਗੁਰੂ ਪਿਆਰੇ ਤਨ ਗੁਰੂ ਗੁਰੂ ਪਿਆਰੇ ਗੁਰੂ ਗੁਰੂ ਪਿਆਰੇ ਗੁਰੂ ਪਿਆਰੇ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ जल की भी जग में आए हे श्री राम मेरे इस जग में आए श्री राम मेरे इस जग में आए श्री राम मेरे इस जग में आए श्री राम मेरे आ इस जग में आए ए शरीरा मेरे आ इस जग में आए क्या तुद कर्म कमाया क्या तुद कर्म कमाया क्या तुद कर्म कमाया ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕੀ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਇਹ ਸਰੀਰ ਇਹ ਸਰੀਰ ਮੇਰੇ ਆ ਇਹ ਸਰੀਰ ਮੇਰੇ ਆ ਜਿਸ ਜਗ ਮਹਿ ਆਏ ਜਗ ਮੈਂ ਆਏ ਕੈ ਦੁਨੀਆ ਮੇਰਿਆ ਜਗ ਮੈਂ ਆਏ ਕੈ ਸਰੀਰਾ ਤੇਰਿਆ ਜਗ ਮੈਂ ਆਏ ਸਰੀਰਾ ਆ ਇਸ ਜਗ ਮੈਂ ਆਏ ਕੈ ਤਰੀਕਾ ਮੇਰਿਆ ਇਸ ਜਗ ਮੇ ਹੈ ਆਏ ਕੈ ਨਮਸਕਾਰ ਜੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਸਭ ਤੋਂ ਪਹਿਲਾਂ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਜੇ ਆਉਣ ਵਾਲਿਆਂ ਨੂੰ ਰਸਤੇ ਵਿੱਚ ਹੀ ਬਿਠਾਈ ਜਾਓ ਤੇ ਚੰਗਾ ਹੈ ਨਾਲੇ ਟਿਕਾ ਬਣ ਜਾਏਗਾ ਤੇ ਨਾਲੇ ਜਗ੍ਹਾ ਕੰਮ ਆ ਜਾਏਗੀ ਰਾਹ ਵਿੱਚ ਵੀ ਸੰਗਤ ਕੁਝ ਬੈਠ ਜਾਏਗੀ ਆਉਣ ਵਾਲਿਆਂ ਨੂੰ ਜੇ ਰਾਹ ਵਿੱਚ ਹੀ ਬਿਠਾਈ ਜਾਓ ਮੱਥਾ ਟੇਕ ਟੇਕ ਕੇ ਰਾਹ ਵਿੱਚ ਹੀ ਬੈਠੀ ਜਾਣ ਜ਼ਿਆਦਾ ਚੰਗਾ ਹੈ ਪੈਣਾ ਪੈਣਾ ਵਾਲੇ ਪਾਸੇ ਰਸਤੇ 'ਚ ਹੀ ਬਹਿ ਜਾਓ ਭਾਈ ਸਿੰਘ ਸਿੰਘਾਂ ਵਾਲੇ ਪਾਸੇ ਬੈਠੀ ਜੋ ਆਉਣ ਵਾਲੇ ਜਿਹੜੇ ਨੇ ਉੱਥੇ ਹੀ ਭਾਈ ਜੋ ਰਾਜ ਬਾਅਦ ਵਿੱਚ ਮੱਥਾ ਟਿਕਾ ਦੇਾਂਗੇ ਅੱਗੇ ਬੁਲਾ ਕੇ ਨਮਸਕਾਰ ਬਾਅਦ ਵਿੱਚ ਕਰ ਲੈਣਗੇ ਉੱਥੇ ਹੀ ਬਹਿ ਜਾਣਗੇ ਸੇਵਾਦਾਰ ਵੀ ਸੰਗਤ ਵੀ ਪ੍ਰਬੰਧਕ ਵੀਰ ਸਾਰੇ ਕਿਰਪਾ ਕਰਕੇ ਬੈਠੋ ਹਾਂਜੀ ਜੋ ਆਪਾਂ ਪੜ ਰਹੇ ਆ ਇਹ ਸ਼ਰੀਰਾ ਮੇਰਿਆ ਇਸ ਜਗ ਮਹਿ ਆਏ ਕਿ ਕਿਆ ਤੁਧ ਕਰਮ ਕਮਾਇਆ ਕਰਮ ਕਮਾਇਆ ਕੇ ਕਰਮ ਕਮਾਇਆ ਦੁੱਧ ਸ਼ਰੀਰਾ ਜਾਂ ਤੂੰ ਜਗ ਮੈਂ ਸੋ ਇਹ ਹਲੂਣਾ ਹਰ ਰੋਜ਼ ਆਪਾਂ ਨਿਤਨੇਮ ਵਿੱਚ ਆਪਣੇ ਆਪ ਨੂੰ ਦੇਣਾ ਹੁੰਦਾ ਜਿਸ ਤਰੀਕੇ ਸਿਰ ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਐ ਸਾਡਾ ਫਰਜ਼ ਹੈ ਕਿ ਉਸੇ ਢੰਗ ਨਾਲ ਅਸੀਂ ਸਮਝੀਏ ਔਰ ਫਿਰ ਆਪਣੇ ਆਪ ਨੂੰ ਵੇਖੀਏ ਆਪਣੇ ਵਿਚਾਰਾਂ ਨੂੰ ਪੜ੍ਹੀਏ ਸਾਡੇ ਅੰਦਰ ਕੀ ਚੱਲਦਾ ਕਿਉਂਕਿ ਸਰੀਰ ਤੇ ਹਰਕਤ ਬਾਅਦ ਵਿੱਚ ਕਰਦਾ ਪਹਿਲਾਂ ਅੰਦਰ ਫੁਰਨਾ ਆ ਜਾਂਦਾ ਹੈ ਪਹਿਲਾਂ ਖਿਆਲ ਪੈਦਾ ਹੋ ਜਾਂਦਾ ਹੈ ਵਿਚਾਰ ਅੰਦਰ ਆਉਂਦੇ ਐ ਸਰੀਰ ਤੇ ਬਾਅਦ ਵਿੱਚ ਹੀ ਹਰਕਤ ਕਰਦਾ ਪਹਿਲਾਂ ਅੰਦਰ ਖਿਆਲ ਆਉਂਦੇ ਐ ਤੇ ਖਿਆਲਾਂ ਦੇ ਵਿਚਾਰਾਂ ਦੇ ਸੰਗ੍ਰਹਿ ਨੂੰ ਵਿਚਾਰਾਂ ਦੇ ਜੋੜ ਨੂੰ ਅਸੀਂ ਮਨ ਕਹਿੰਦੇ ਆ ਮਨ ਕੀ ਹੈ ਵਿਚਾਰ ਹੀ ਨੇ ਮਨ ਹੁਣ ਜੇ ਸਰੀਰ ਦਾ ਸਿਸਟਮ ਬਦਲਣਾ ਚਾਹੁੰਦੇ ਆ ਵੀ ਸਰੀਰ ਸਹੀ ਕੰਮ ਕਰੇ ਜਿਵੇਂ ਇਦਾਂ ਕਹਿ ਲਓ ਜੇ ਚਾਹੁੰਦੇ ਹੋ ਵੀ ਗੱਡੀ ਸਹੀ ਚੱਲੇ ਤੇ ਡਰਾਈਵਰ ਵਧੀਆ ਹੋਵੇ ਡਰਾਈਵਰ ਬਦਲਣਾ ਪਏਗਾ ਜੇ ਡਰਾਈਵਰ ਚੰਗਾ ਤੇ ਗੱਡੀ ਤੇ ਆਪੇ ਚੰਗੀ ਚੱਲੂ ਤੇ ਜੇ ਡਰਾਈਵਰ ਨਲਾਇਕ ਹੋਏਗਾ ਫਿਰ ਤੇ ਗੱਡੀ ਗਲਤ ਚੱਲਣੀ ਹੋਈ ਹੈ ਨਾ ਭਾਈ ਇਸ ਕਰਕੇ ਜਦੋਂ ਅਸੀਂ ਸਤਿਗੁਰੂ ਜੀ ਦੇ ਵਿਚਾਰ ਸੁਣਦੇ ਹਾਂ ਫਿਰ ਸਾਡਾ ਸਰੀਰ ਨਹੀਂ ਬਦਲਦਾ ਸਾਡੇ ਵਿਚਾਰ ਬਦਲਦੇ ਐ ਤੇ ਜਦੋਂ ਵਿਚਾਰ ਬਦਲਦੇ ਐ ਤੇ ਸਰੀਰ ਦੀਆਂ ਹਰਕਤਾਂ ਤੇ ਫਿਰ ਆਪੇ ਬਦਲ ਜਾਂਦੀਆਂ ਵਿਚਾਰ ਬਦਲ ਗਏ ਸਰੀਰ ਬਦਲ ਗਿਆ ਬਾ ਜਿੱਦਾਂ ਦੇ ਵਿਚਾਰ ਭਰ ਦਿਓਗੇ ਸਰੀਰ ਨੇ ਉਵੇਂ ਹੀ ਕੰਮ ਕਰਨਾ ਹੈ ਭਾਈ ਹੁਣ ਇਹ ਜਿਹੜਾ ਕਾਰਜ ਹੈ ਜਿਵੇਂ ਹੁਣ ਆਪਣੇ ਆਪਾਂ ਵੇਖਦੇ ਹਾਂ ਨਾ ਜਿਵੇਂ ਬੇਰੀਆਂ ਨੂੰ ਪਿਉਂਦ ਕੀਤਾ ਜਾਂਦਾ ਹੈ ਇਕਾਗਰਤਾ ਭੰਗ ਨਾ ਹੋਵੇ ਧਿਆਨ ਹਾਜ਼ਰ ਰੱਖਿਓ ਬਈ ਗੈਰ ਹਾਜ਼ਰ ਨਹੀਂ ਹੋਣਾ ਜਿਹੜੇ ਆਉਣ ਵਾਲਿਓ ਕਿਰਪਾ ਕਰਕੇ ਟਿਕ ਜਾਓ ਆਲੇ ਦੁਆਲੇ ਧਿਆਨ ਨਾ ਹਟਾਓ ਤੇ ਕਿਰਪਾ ਕਰਕੇ ਹੁਣ ਜੋ ਸੁਣ ਰਹੇ ਆ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹਾਂਜੀ ਇਧਰ ਇਧਰ ਧਿਆਨ ਦਿਓ ਜਿੱਦਾਂ ਦੇ ਬੰਦੇ ਦੇ ਵਿਚਾਰ ਨੇ ਬੰਦਾ ਉਦਾਂ ਦਾ ਹੀ ਹੈ ਜੇ ਵਿਚਾਰ ਮਾੜੇ ਨੇ ਤੇ ਮਾੜਾ ਜੇ ਵਿਚਾਰ ਚੰਗੇ ਨੇ ਤੇ ਬੰਦਾ ਚੰਗਾ ਹੁਣ ਇਸੇ ਤਰ੍ਹਾਂ ਲੋੜ ਇਸ ਚੀਜ਼ ਤੇ ਹੈ ਵੀ ਵਿਚਾਰ ਚੰਗੇ ਹੋਣ ਬਸ ਜੇ ਡਰਾਈਵਰ ਚੰਗਾ ਹੋਇਆ ਗੱਡੀ ਆਪੇ ਹੀ ਠੀਕ ਚੱਲੂ ਜੇ ਡਰਾਈਵਰ ਠੀਕ ਹੈ ਤੇ ਗੱਡੀ ਸਹੀ ਚੱਲਣੀ ਹੈ ਜੇ ਡਰਾਈਵਰ ਗਲਤ ਹੈ ਤੇ ਗੱਡੀ ਆਪੇ ਹੀ ਗਲਤ ਚੱਲੂ ਡਰਾਈਵਰ ਨੂੰ ਬਦਲਣ ਦੀ ਲੋੜ ਹੈ ਸਿਸਟਮ ਆਪੇ ਬਦਲ ਜਾਂਦਾ ਹੈ ਹੁਣ ਇਸ ਗੱਲ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰੀਏ ਕਿ ਭਾਈ ਵਿਚਾਰ ਨੇ ਨਾ ਜਿਹੜੇ ਇਹ ਵਿਚਾਰਾਂ ਨਾਲ ਹੀ ਬਦਲੇ ਜਾ ਸਕਦੇ ਆ ਹੁਣ ਜਿਵੇਂ ਆਪਾਂ ਰਾਤ ਵੀ ਦੀਵਾਨ 'ਚ ਗੱਲ ਕਰਦੇ ਸੀ ਵੈਸੇ ਵੀ ਕਹਿੰਦੇ ਰਹਿੰਦਾ ਹੈ ਹੁਣ ਜਿਹੜਾ ਬੰਦਾ ਆਰਮੀ ਵਿੱਚ ਭਰਤੀ ਹੁੰਦਾ ਹੈ ਸਾਡਾ ਹੀ ਭੈਣ ਭਰਾ ਹੁੰਦਾ ਹੈ ਬੀਬੀਆਂ ਵੀ ਜਾਂਦੀਆਂ ਨੇ ਵੀਰ ਵੀ ਜਿਹੜੇ ਸਾਡੇ ਸਿੰਘ ਆਰਮੀ ਵਿੱਚ ਗਏ ਆ ਵੀਰ ਭਰਾ ਪੁਲਿਸ ਵਿੱਚ ਲੋਕ ਭਰਤੀ ਹੁੰਦੇ ਆ ਉਹ ਸਾਡੇ ਹੀ ਭੈਣ ਭਰਾ ਹੁੰਦੇ ਪਰ ਕੀ ਕੀਤਾ ਜਾਂਦਾ ਜੀ ਉੱਥੇ ਜਾ ਕੇ ਉੱਥੇ ਜਾ ਕੇ ਉਹਨਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਤੇ ਜਦੋਂ ਟ੍ਰੇਨਿੰਗ ਕਰਾਈ ਜਾਂਦੀ ਹੈ ਵਿਚਾਰ ਭਰੇ ਜਾਂਦੇ ਆ ਬਦਲ ਜਾਂਦਾ ਬੰਦਾ ਤੇ ਆਰਮੀ 'ਚ ਜਾਣ ਵਾਲੇ ਦੇਸ਼ ਵਾਸਤੇ ਮਰ ਵੀ ਸਕਦੇ ਆ ਬੰਦੇ ਉਹ ਸਾਡੇ ਵਰਗੇ ਹੁੰਦੇ ਆ ਤੇ ਕਿਧਰੇ ਕਈ ਵਾਰੀ লাশ ਆ ਜਾਂਦੀ ਹੈ ਘਰ ਵਿੱਚ ਕਹਿੰਦੇ ਸ਼ਹੀਦ ਹੋ ਗਿਆ ਇਹਦੀ লাশ ਆਈ ਹੈ ਜੀ ਕਹਿੰਦੇ ਬਾਕਸ ਵਿੱਚ ਬੰਦ ਹੋ ਕੇ ਤਰੰਗੇ ਦੇ ਵਿੱਚ ਲਪੇਟੀ ਹੋਈ ਹੈ ਹੁਣ ਉਹ ਬੰਦਾ ਤੇ ਕਿਤੇ ਉਦਾਂ ਹੀ ਸੀ ਸਾਡੇ ਵਰਗੇ ਹੀ ਭੈਣ ਭਰਾ ਹੀ ਸੀ ਪਰ ਉਹਦਾ ਦਿਮਾਗ ਐਸਾ ਬ੍ਰੇਨ ਵਾਸ਼ ਹੋਇਆ ਇਹੋ ਜਿਹਾ ਕੁਝ ਉਹਨੂੰ ਸਮਝਾਇਆ ਵੀ ਦੇਸ਼ ਵਾਸਤੇ ਮਰ ਗਿਆ ਵਿਚਾਰਾਂ ਨੇ ਬੰਦੇ ਨੂੰ ਸ਼ਹੀਦ ਬਣਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਸ਼ ਲਈ ਮਰ ਗਿਆ ਵਿਚਾਰ ਰਹੀ ਸੀ ਉਹਦੇ ਹੋਰ ਕੀ ਸੀ ਉਹਦੇ ਅੰਦਰ ਭਰਿਆ ਹੀ ਸੀ ਕੁਝ ਬਸ ਵਿਚਾਰ ਬਦਲ ਗਏ ਤੇ ਬੰਦਾ ਬਦਲ ਗਿਆ ਸੋਚ ਹੀ ਹੈ ਜਿੱਦਾਂ ਦੀ ਮਰਜ਼ੀ ਭਰ ਦਿਓ ਸੋਚ ਬਦਲ ਗਈ ਬੰਦਾ ਬਦਲ ਗਿਆ ਹੁਣ ਇਸੇ ਤਰ੍ਹਾਂ ਆ ਜਿਹੜਾ ਇੱਥੇ ਵਿਚਾਰ ਚੰਗੇ ਚੱਲਣ ਇੱਥੇ ਦਿਮਾਗ ਵਿੱਚ ਇੱਥੇ ਜੋ ਸਾਰਾ ਕੁਝ ਚੰਗਾ ਚੰਗਾ ਹੋਵੇ ਇਹ ਤਾਂ ਹੀ ਹੋ ਸਕਦਾ ਜੇ ਚੰਗੀ ਵਿਚਾਰ ਸੁਣੀ ਜਾਵੇ ਗੁਰੂ ਸਾਹਿਬ ਦੀ ਵਿਚਾਰ ਗੁਰੂ ਨਾਨਕ ਸਾਹਿਬ ਦੇ ਵਿਚਾਰ ਸਾਡੇ ਕੋਲ ਨੇ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਸਾਡੇ ਕੋਲ ਨੇ ਭਗਤ ਰਵਿਦਾਸ ਜੀ ਦੇ ਵਿਚਾਰ ਸਾਡੇ ਕੋਲ ਨੇ ਬਾਬਾ ਫਰੀਦ ਸਾਹਿਬ ਦੇ ਵਿਚਾਰ ਸਾਡੇ ਕੋਲ ਨੇ ਵਿਚਾਰਾਂ ਨੂੰ ਮਨ ਕਹਿੰਦੇ ਆ ਮਨ ਕਹਿੰਦੇ ਆ ਵਿਚਾਰਾਂ ਨੂੰ ਇਸੇ ਕਰਕੇ ਸਾਡੇ ਸਤਿਗੁਰੂ ਜੀ ਦਾ ਸਰੀਰ ਚਲਿਆ ਗਿਆ ਪਰ ਮਨ ਤੇ ਉਹਨਾਂ ਦਾ ਅੱਜ ਵੀ ਸਾਡੇ ਕੋਲ ਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਿਚਾਰ ਮਤਲਬ ਮਨ ਸਤਿਗੁਰੂ ਦਾ ਮਨ ਸਾਡੇ ਕੋਲ ਹੈ ਵਿਚਾਰ ਉਹਨਾਂ ਦੇ ਕੀ ਸੀ ਉਹ ਸਾਡੇ ਕੋਲ ਨੇ ਬਸ ਵਿਚਾਰਾਂ ਨਹੀਂ ਜ਼ਿੰਦਗੀ ਬਦਲਣੀ ਹੈ ਸਰੀਰ ਨੇ ਤੇ ਬਦਲਣੀ ਨਹੀਂ ਸਰੀਰ ਨਹੀਂ ਜ਼ਿੰਦਗੀ ਬਦਲਦਾ ਕਿਸੇ ਦੀ ਇੱਥੇ ਹੁਣ ਇੱਥੇ ਮੈਂ ਇਦਾਂ ਬੈਠਾ ਰਹਿਣਾ ਮੇਰੇ ਨਹੀਂ ਵੇਖ ਕੇ ਕੀ ਬਦਲ ਜੇਗਾ ਕੋਈ ਬਦਲੇਗਾ ਜਦੋਂ ਵਿਚਾਰ ਸੁਣੇਗਾ ਸਰੀਰ ਨਹੀਂ ਜੀ ਬਦਲਦਾ ਬਹੁਤ ਵਾਰ ਸਟੇਜ ਤੇ ਕਹੀਦਾ ਫੇਰ ਕਹਿਣਾ ਪੈਂਦਾ ਵੀ ਗੁਰੂ ਰਾਮਦਾਸ ਜੀ ਦੀ ਗੋਦੀ ਵਿੱਚ ਖੇਡਿਆ ਪਿਰਥੀ ਚੰਦ ਪੁੱਤਰ ਹੈ ਪੁੱਤਰ ਸੀ ਸਰੀਰ ਗੋਦੀ 'ਚ ਖੇਡ ਕੇ ਵੀ ਪਿਰਥੀ ਚੰਦ ਬਦਲਿਆ ਨਹੀਂ ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਪਰ ਪਿਰਥੀ ਚੰਦ ਬਦਲਿਆ ਨਹੀਂ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਸੀ ਪ੍ਰਿਥੀ ਚੰਦ ਬਦਲਿਆ ਨਹੀਂ ਗੁਰੂ ਅਮਰਦਾਸ ਜੀ ਦਾ ਦੋਤਰਾ ਸੀ ਪਰ ਪ੍ਰਿਥੀ ਚੰਦ ਨਹੀਂ ਬਦਲਿਆ ਕਿਉਂਕਿ ਬਦਲਦੇ ਤੇ ਵਿਚਾਰ ਹੁੰਦੇ ਐ ਤੇ ਥੋੜਾ ਜਿਹਾ ਸਾਡੇ ਵਿੱਚ ਵੀ ਭਾਂਡਾ ਹੋਈ ਹੋਣਾ ਚਾਹੀਦਾ ਹੈ ਵੀ ਜਿਵੇਂ ਰਾਤ ਵੀ ਆਪਾਂ ਗੱਲ ਕਰਦੇ ਸੀ ਵੀ ਫੌਜ ਵਿੱਚ ਉਸੇ ਨੂੰ ਟ੍ਰੇਨਿੰਗ ਕਰਾਈ ਜਾ ਸਕਦੀ ਹੈ ਜਿਹੜਾ 50% ਫੌਜੀ ਘਰ ਹੋਵੇ ਕੁਛ ਉਹਦੇ 'ਚ ਜਜ਼ਬਾ ਹੋਵੇ ਤਾਂ ਹੀ ਗਾਂ ਟ੍ਰੇਨਿੰਗ ਕਰਾਉਂਦੇ ਆ ਮੈਂਟਲੀ ਵੀ ਬੰਦਾ ਠੀਕ ਹੋਵੇ ਫਿਜ਼ੀਕਲੀ ਵੀ ਠੀਕ ਹੋਵੇ ਥੋੜਾ ਜਿਹਾ ਤੇ ਸਾਡੇ ਅੰਦਰ ਵੀ ਲਗਨ ਹੋਏਗੀ ਤਾਂ ਹੀ ਸਿੱਖਾਂਗੇ ਨਾ ਵੀ ਹਾਂ ਅਸੀਂ ਬਦਲਣਾ ਹੈ ਅਸੀਂ ਸਿੱਖਣਾ ਹੈ ਅਸੀਂ ਗੁਰੂ ਦੇ ਸਿੱਖ ਬਣਨਾ ਹੈ ਜੇ ਅਸੀਂ ਇਦਾਂ ਜੇ ਆਈਏ ਵੀ ਚੱਲ ਚੱਲੀਏ ਯਾਰ ਦੀਵਾਨ ਤੇ ਸਾਰੇ ਚੱਲੇ ਆ ਚੱਲ ਆਪਾਂ ਵੀ ਚੱਲਦੇ ਆ ਪ੍ਰਸ਼ਾਦਾ ਛਕ ਲਿਆ ਵਿੱਚ ਬਹਿ ਗਏ ਵੀ ਚੱਲ ਥੋੜਾ ਜਿਹਾ ਸੁਣ ਲਿਆ ਹੁਣ ਚਲੋ ਇੱਕ ਹੁੰਦਾ ਵੀ ਨਹੀਂ ਯਾਰ ਮੇਰੀ ਜ਼ਿੰਦਗੀ 'ਚ ਕੁਝ ਬਦਲਾਅ ਆਵੇ ਸੱਚਮੁੱਚ ਮੈਂ ਕੁਝ ਸਿੱਖਾਂ ਮੈਂ ਬਦਲਣਾ ਚਾਹੁੰਦਾ ਬਦਲਿਆ ਵੀ ਉਹਨੂੰ ਜਾ ਸਕਦਾ ਹੈ ਬਾਣੀ ਦਾ ਅਸਰ ਵੀ ਉਹਦੇ ਤੇ ਹੋਣਾ ਜਿਹੜਾ ਮਾੜਾ ਮੋਟਾ ਬਦਲਣਾ ਚਾਹੁੰਦੇ ਐ ਥੋੜਾ ਜਿਹਾ ਜਿਨ੍ਹਾਂ ਨੂੰ ਹੈ ਵੀ ਹਾਂ ਅਸੀਂ ਸੁਣਨਾ ਹੈ ਅਸੀਂ ਬਦਲਣਾ ਹੈ ਮੇਰਾ ਜੀ ਕਰਦਾ ਮਾੜੀ ਮਾੜਾ ਮੋਟਾ ਤੇ ਹੋਵੇ ਨਾ ਅੰਦਰ ਲਗਨ ਉਹੀ ਬਦਲ ਸਕਦਾ ਭਾਈ ਇਸ ਕਰਕੇ ਸਤਿਗੁਰੂ ਜੀ ਦੇ ਵਿਚਾਰ ਸਤਿਗੁਰੂ ਜੀ ਦਾ ਮਨ ਸਾਡੇ ਕੋਲ ਹੈ ਤੇ ਸਤਿਗੁਰੂ ਜੀ ਦਾ ਸਤਿਗੁਰੂ ਦੇ ਵਿਚਾਰ ਜਦੋਂ ਸਾਡੇ ਵਿਚਾਰ ਬਣ ਗਏ ਸਮਝ ਲਓ ਗੁਰੂ ਜੀ ਦੇ ਅਸੀਂ ਨਾਦੀ ਪੁੱਤਰ ਬਣ ਗਏ ਨਾਦ ਤੋਂ ਬਿੰਦ ਤੋਂ ਪੈਦਾ ਹੋਏ ਨੂੰ ਸ਼ਰੀਰ ਕਹਿੰਦੇ ਬਿੰਦੀ ਪੁੱਤਰ ਜਿਹੜਾ ਨਾਦ ਤੋਂ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਨਾਦੀ ਪੁੱਤਰ ਤੇ ਆਪਾਂ ਗੁਰੂ ਦੇ ਕੀ ਬਣਨਾ ਹੈ ਬੋਲੋ ਨਾਦੀ ਪੁੱਤਰ ਵਿਚਾਰਾਂ ਤੋਂ ਪੈਦਾ ਹੋਏ ਨਾਦੀ ਪੁੱਤਰ ਆਪਾਂ ਬਣਨਾ ਹੈ ਤੇ ਜਿਹੜਾ ਬੰਦਾ ਆਪਣੇ ਗੁਰੂ ਜੀ ਦੇ ਬਚਨਾਂ ਨੂੰ ਧਿਆਨ ਨਾਲ ਪੜ੍ਹਦਾ ਸੁਣਦਾ ਹੈ ਆ ਨਾਦ ਸੁਣਦਾ ਸ਼ਬਦ ਸੁਣਦਾ ਹੈ ਉਹਦੇ ਵਿਚਾਰ ਬਦਲ ਜਾਂਦੇ ਆ ਜੀ ਉਹਦੀ ਸੋਚ ਬਦਲ ਜਾਂਦੀ ਹੈ ਸੋਚ ਹੀ ਆਉਣੀ ਹੈ ਜੰਮਿਆ ਕਿਸੇ ਦਾ ਹੈ ਪਿਉਂਦ ਗੁਰੂ ਨੇ ਕਰ ਦੇਣਾ ਜਿਵੇਂ ਜੰਮਿਆ ਤੇ ਮਾਂ ਪਿਓ ਭੈਣ ਭਰਾ ਤੇ ਸਾਡਾ ਹੀ ਸੀ ਭਰਾ ਸਾਡਾ ਸੀ ਆਰਮੀ ਵਾਲਿਆਂ ਨੇ ਪਿਉਂਦ ਕਰਕੇ ਆਪਣੇ ਵਰਗਾ ਫੌਜੀ ਬਣਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਣ ਗਿਆ ਨਾ ਕਰ ਲਿਆ ਨਾ ਆਰਮੀ ਵਾਲਿਆਂ ਨੇ ਆਪਣੇ ਵਰਗਾ ਆਰਮੀ ਵਾਲਿਆਂ ਨੇ ਪਿਉਂਦ ਚਾੜ ਕੇ ਆਪਣੇ ਵਰਗਾ ਬਣਾ ਲਿਆ ਬਸ ਜਦੋਂ ਪਰ ਇਹ ਗੱਲ ਤੇ ਹੈ ਨਾ ਟਾਈਮ ਤੇ ਦੇਣਾ ਹੀ ਪੈਣਾ ਅਗਲੇ ਨੂੰ ਟ੍ਰੇਨਿੰਗ ਤੇ ਕਰੇਗਾ ਸਾਲ 2 ਸਾਲ 4 ਸਾਲ ਲੱਗਣਗੇ ਤਾਂ ਹੀ ਉਹਨਾਂ ਵਰਗਾ ਬਣੇਗਾ ਇਦਾਂ ਥੋੜਾ ਹੁੰਦਾ ਵੀ ਇੱਕਦਮ ਪਹਿਲੇ ਦਿਨ ਹੀ ਜਾ ਕੇ ਚਿੱਪ ਪਾ ਦੇ ਮੇਰੇ ਮੈਂ ਇੱਕਦਮ ਹੀ ਫੌਜੀ ਬਣ ਜੂ ਐ ਥੋੜਾ ਹੁੰਦਾ ਟ੍ਰੇਨਿੰਗ ਹੁੰਦੀ ਹੈ ਪ੍ਰੋਪਰ ਸਾਰਾ ਕੁਝ ਸਿੱਖਦਾ ਇਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਕੋਲ ਆਈਏ ਸੁਣੀਏ ਸਮਝੀਏ ਫਿਰ ਸਾਡੀ ਟ੍ਰੇਨਿੰਗ ਹੁੰਦੀ ਹੈ ਸੁਣਦੇ ਆ ਸੁਣਦੇ ਆ ਸਮਝਦੇ ਆ ਸਮਝਦੇ ਆ ਹੌਲੀ ਹੌਲੀ ਬਸ ਫਿਰ ਗੱਲ ਬਣਦੀ ਹੈ ਫਿਰ ਫਿਰ ਗੁਰੂ ਜੀ ਦੇ ਸਿੱਖ ਬਣਿਆ ਜਾਂਦਾ ਹੈ ਜੰਮਿਆ ਕਿਸੇ ਹੋਰ ਦਾ ਹੀ ਸੀ ਮਾਂ ਤੇ ਪਿਓ ਪਰ ਟ੍ਰੇਨਿੰਗ ਕਿਸੇ ਹੋਰ ਨਹੀਂ ਕਰਵਾਤੀ ਭਾਵ ਪਿਉਂਦ ਕਰਤਾ ਇਸੇ ਤਰ੍ਹਾਂ ਜੰਮੇ ਤੇ ਅਸੀਂ ਆਪਣੇ ਮਾਪਿਓ ਦੀ ਹੁੰਨੇ ਆ ਪਰ ਗੁਰੂ ਸਾਹਿਬ ਜੀ ਮਿਹਰ ਕਰਦੇ ਨੇ ਆਪਣੇ ਗੁਰੂ ਜੀ ਆਪਾਂ ਨੂੰ ਪਿਉਂਦ ਕਰ ਦਿੰਦੇ ਨੇ ਬੰਦਾ ਟੋਟਲੀ ਚੇਂਜ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੋ ਜੀਆਂ ਗੱਲਾਂ ਕਰਦਾ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਬੰਦਾ ਤੇ ਉਹ ਹੈ ਤੇ ਭੈਣ ਭਰਾ ਸਾਡਾ ਹੀ ਹੈ ਗੁਰਬਾਣੀ ਦਾ ਗਿਆਨ ਲੈਣ ਕਰਕੇ ਉਹ ਟੋਟਲੀ ਚੇਂਜ ਹੋ ਜਾਂਦਾ ਹੈ ਤੇ ਜਿਹੜਾ ਬੰਦਾ ਜਿਵੇਂ ਹੁਣ ਅਗਲਾ ਉਹਦੇ ਉਹ ਫਲਾਣਾ ਫਲਾਣੇ ਦੇ ਹੱਥ 'ਚ ਆ ਗਿਆ ਬਸ ਫਲਾਣਾ ਤੇ ਫਲਾਣੇ ਮਲਾਣੇ ਦੇ ਮਗਰ ਲੱਗਦਾ ਉਹਦੀਆਂ ਹੀ ਗੱਲਾਂ ਕਰਦਾ ਉਹਦੇ ਹੱਥ 'ਚ ਹੀ ਹੈ ਬਾ ਜਿਹੜਾ ਕੁਰਬਾਨੀ ਦੇ ਮੁਤਾਬਕ ਚੱਲਦਾ ਹੈ ਸਮਝ ਲਓ ਗੁਰੂ ਜੀ ਦੇ ਹੱਥ 'ਚ ਆ ਗਿਆ ਕੰਟਰੋਲ 'ਚ ਆ ਗਿਆ ਜਿਹੜਾ ਬੰਦਾ ਕਿਸੇ ਦੇ ਕੰਟਰੋਲ 'ਚ ਹੋਵੇ ਉਹਨੂੰ ਕਹਿ ਦਈਦਾ ਹੈ ਵੀ ਫਲਾਣੇ ਦੇ ਹੱਥ ਚੜ ਗਿਆ ਇਹਨੂੰ ਹੀ ਸਿਰ ਤੇ ਹੱਥ ਕਹਿੰਦੇ ਆ ਜਿਹੜਾ ਗੁਰੂ ਦੇ ਕੰਟਰੋਲ 'ਚ ਚੱਲਦਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿਰ ਤੇ ਹੱਥ ਜਿਹੜਾ ਕੁਰਬਾਨੀ ਦੇ ਕੰਟਰੋਲ 'ਚ ਚੱਲਦਾ ਹੈ ਜਿਵੇਂ ਗੁਰੂ ਜੀ ਕਹਿੰਦੇ ਨੇ ਉਸੇ ਮੁਤਾਬਕ ਚੱਲਦਾ ਹੈ ਆਪਣੇ ਗੁਰੂ ਜੀ ਦੇ ਕਹਿਣ 'ਚ ਚੱਲਦਾ ਹੈ ਸਮਝ ਲਓ ਫਿਰ ਕੰਟਰੋਲ 'ਚ ਹੈ ਤੇ ਮਰਜ਼ੀ ਹੁਣ ਸਾਡੀ ਹੈ ਵੇਖ ਲਓ ਵੀ ਕਿਹਦੇ ਕੰਟਰੋਲ 'ਚ ਆਉਣਾ ਕੁਰਬਾਨੀ ਗੁਰੂ ਸਾਹਿਬ ਦੇ ਕੰਟਰੋਲ 'ਚ ਆਉਣਾ ਪਿਓ ਦੇ ਇਹਨਾਂ ਤੋਂ ਚੜਾਉਣੀ ਹੈ ਕਿ ਕਿਸੇ ਹੋਰ ਤੋਂ ਚੜਾਉਣੀ ਹੈ ਜ਼ਿੰਦਗੀ ਤੇ ਇੱਕ ਵਾਰੀ ਮਿਲਦੀ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਇਹ ਮਾਨੁਖ ਤਨ ਤੇ ਇੱਕ ਵਾਰੀ ਮਿਲਦਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਏ ਵੇਲਾ ਇੱਕ ਵਾਰੀ ਹੋਈ ਮਿਲਦਾ ਰੋਜ਼-ਰੋਜ਼ ਤੇ ਸਮਾਂ ਨਹੀਂ ਮਿਲਦਾ ਇਹ ਹੁਣ ਟਾਈਮ ਹੈ ਭਾਈ ਇਹਨੂੰ ਚੰਗੀ ਤਰ੍ਹਾਂ ਗੱਲ ਨੂੰ ਸਮਝ ਕੇ ਪਿਉਂਦ ਤੇ ਹਰੇਕ ਹੀ ਬੰਦਾ ਹੋਇਆ ਹੋਇਆ ਇੱਥੇ ਕਿਸ ਕਿਹੜਾ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਕੇ ਉਹਦੇ ਵਿਚਾਰ ਸੁਣ ਸੁਣ ਕੇ ਉਹੇ ਜਿਹਾ ਬਣ ਗਿਆ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਗਿਆ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਗਿਆ ਹੁਣ ਗਾਉਣ ਵਾਲੇ ਕੀ ਦਿੰਦੇ ਨੇ ਵਿਚਾਰ ਹੀ ਦਿੰਦੇ ਨੇ ਸੋਚ ਹੀ ਹੈ ਗਾਉਣ ਵਾਲਿਆਂ ਦੀ ਉਹ ਜਿੱਦਾਂ ਦੇ ਵਿਚਾਰ ਦੇ ਦਿੰਦੇ ਐ ਬੰਦਾ ਸੁਣੀ ਜਾਂਦਾ ਅੱਗੇ ਬਹਿ ਕੇ ਸੁਣਦਾ ਸੁਣਦਾ ਸੁਣਦਾ ਬਸ ਫਿਰ ਕੱਪੜੇ ਵੀ ਉਹੋ ਜਿਹੇ ਪਾ ਲੈਂਦਾ ਵਾਲ ਵੀ ਉਹੋ ਜਿਹੇ ਬਣਾ ਲੈਂਦਾ ਨੱਤੀਆਂ ਵੀ ਕੰਨ ਚੋਂ ਵੀ ਪਾ ਲੈਂਦਾ ਗਾਉਣ ਵਾਲਿਆਂ ਨੂੰ ਸੁਣ ਸੁਣ ਕੇ ਉਹਨਾਂ ਦੇ ਵਿਚਾਰ ਸੁਣ ਸੁਣ ਕੇ ਉਹੋ ਜਿਹੇ ਬਣ ਜਾਂਦਾ ਪਰ ਪਿਉ ਦੇ ਇਹੋ ਜਿਹੇ ਬੰਦੇ ਤੋਂ ਜੇ ਅਰਜਰਜ ਕਰਾਉਣਾ ਹੀ ਸੀ ਚੱਜ ਦੇ ਤੋਂ ਪਿਉਂ ਤੇ ਕਰਾਉਂਦਾ ਤੂੰ ਪਿਉਂਦ ਹੋਣਾ ਤੂੰ ਜ਼ਿੰਦਗੀ ਲੱਗ ਜਾਣੀ ਤੇਰੀ ਉਸੇ ਪਾਸੇ ਮੁੜ ਜਾਣਾ ਤੂੰ ਛੋਟੀ ਜੀ ਗੱਲ ਨਹੀਂ ਤੇਰੀ ਸਾਰੀ ਦੀ ਸਾਰੀ ਲਾਈਫ ਜਾਣੀ ਹੈ ਉਸ ਪਾਸੇ ਗੱਲ ਇੱਥੇ ਨਿਬੜਨੀ ਨਹੀਂ ਗਾਂ ਤੇਰੇ ਨਿਆਣਿਆਂ ਤੱਕ ਅਸਰ ਜਾਣਾ ਉਹਦਾ ਵੀ ਜੇ ਤੂੰ ਖੋਪੜੀ ਦੇਣੀ ਹੋਈ ਸੀ ਸਿਰ ਦੇਣਾ ਹੀ ਸੀ ਕਿਤੇ ਚੱਜ ਦੇ ਥਾਂ ਤੇ ਦਿੰਦਾ ਖੱਪਾ ਖੱਪਰ ਐ ਵੇਖੋ ਐਦਾਂ ਕਰਨਾ ਹੈ ਅੱਗੇ ਵੀ ਭਰ ਦਿਓ ਜੀ ਆ ਆ ਖੋਪੜੀ ਕਰਨੀ ਅੱਗੇ ਸਿਰ ਅੱਗੇ ਕਰਨਾ ਹੈ ਵੀ ਪਾ ਦਿਓ ਜੀ ਇਹਦੇ ਚ ਹੁਣ ਕਮਾਲ ਦੀ ਗੱਲ ਇਹ ਹੈ ਮੱਥਾ ਇੱਥੇ ਟੇਕਦੇ ਆ ਵਿਚਾਰ ਕਿਸੇ ਹੋਰ ਦੀ ਪਵਾਈ ਫਿਰਦੇ ਆ ਆਖੋ ਸਤਨਾਮ ਜੀ ਵਾਹਿਗੁਰੂ ਗੱਲ ਸਮਝ ਚ ਆ ਰਹੀ ਹੈ ਨਾ ਵੀ ਮੱਥਾ ਟੇਕਣ ਦਾ ਮਤਲਬ ਹੈ ਮੈਂ ਖੋਪੜੀ ਤੁਹਾਡੇ ਅੱਗੇ ਕਰਤੀ ਪਾ ਦਿਓ ਵਿਚਾਰ ਪਾ ਦਿਓ ਆਪਣੇ ਸੋਚ ਪਾ ਦਿਓ ਆਪਣੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਅਰਥ ਇਹ ਹੈ ਮੱਥਾ ਟੇਕਣ ਦਾ ਭਾਵ ਹੁੰਦਾ ਜੀ ਕੰਪਲੀਟ ਸਰੈਂਡਰ ਆਪਣਾ ਆਪ ਭੇਂਟ ਕਰਨਾ ਵੀ ਲਓ ਜੀ ਮੈਂ ਆ ਗਿਆ ਆ ਪਈ ਹੈ ਮੇਰੀ ਖੋਪੜੀ ਇਹਦੇ ਚ ਆਪਣਾ ਵਿਚਾਰ ਆਪਣੇ ਵਿਚਾਰ ਇੱਥੇ ਪਾਓ ਇੱਥੇ ਸੇਵ ਕਰੋ ਹੁਣ ਮੱਥਾ ਇੱਥੇ ਟੇਕਦਾ ਹੈ ਵਿਚਾਰ ਕਿਸੇ ਹੋਰ ਦੀ ਸੇਵ ਕਰੀ ਫਿਰਦਾ ਹੋਰ ਤੋਂ ਪਵਾ ਲਿਆ ਤੂੰ ਇਹ ਸਾਰਾ ਕੁਝ ਇਸ ਕਰਕੇ ਭਾਈ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਵਿਚਾਰ ਸੁਣ ਕੇ ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ ਇੱਥੇ ਇੱਥੇ ਪਾਈਏ ਸਾਡੇ ਗੁਰੂ ਜੀ ਮੈਂ ਬਹੁਤ ਵਾਰ ਕਿਹਾ ਆਪ ਜੀ ਨੂੰ ਵੀ ਸਾਡੇ ਗੁਰੂ ਜੀ ਨਾ ਇੱਥੇ ਝੋਲੀਆਂ ਨੱਡਿਆ ਕਰੋ ਇੱਥੇ ਨਾ ਐਦਾਂ ਹੱਥ ਐ ਕਹਿੰਦੇ ਆ ਪਾ ਦਿਓ ਜੀ ਝੋਲੀ ਭਰ ਦਿਓ ਮੇਰੀ ਐ ਖੜ ਜੰਨੇ ਕੇ ਗੁਰੂ ਸਾਹਿਬ ਕਹਿੰਦੇ ਪਰੇ ਕਰ ਦੇ ਤੂੰ ਨਾ ਇੱਥੇ ਪਵਾ ਜੋ ਮੈਂ ਪਵਾਉਣਾ ਇਹ ਇੱਥੇ ਦਿਮਾਗ 'ਚ ਪੈਂਦਾ ਹੈ ਇਹ ਵਿਚਾਰ ਨੇ ਸ਼ਬਦ ਗੁਰੂ ਹੈ ਇੱਥੇ ਜਦੋਂ ਵਿਚਾਰ ਬਦਲ ਗਏ ਜੇਬਾਂ ਤੇ ਤੇਰੀਆਂ ਆਪੇ ਭਰੀਆਂ ਰਹਿਣਗੀਆਂ ਆਖੋ ਸਤਨਾਮ ਤੇਰੀ ਵਾਹਿ ਬੰਦੇ ਦੇ ਵਿਚਾਰ ਸੋਹਣੇ ਨੇ ਨਸ਼ਾ ਉਹਨੇ ਕੋਈ ਨਹੀਂ ਕਰਨਾ ਕੰਮ ਤੇ ਉਹਨੇ ਟਾਈਮ ਤੇ ਜਾਣਾ ਡਿਊਟੀ ਪੱਕੀ ਕਰੂਗਾ ਉਹਨੂੰ ਕੱਢੂ ਕਿਹੜਾ ਸਿਆਣਾ ਬੰਦਾ ਸਮਝਦਾਰ ਜਿਹੜਾ ਬੰਦਾ ਜਿੱਥੇ ਕਿਤੇ ਜੌਬ ਕਰਦਾ ਹੈ ਚੰਗਾ ਬੰਦਾ ਹੋਵੇ ਸਿਰੇ ਦਾ ਅਗਲਾ ਕਹੇ ਮੈਂ ਜਾਣਾ ਜੀ ਮੈਨੂੰ ਉਹ ਕਹਿਣਗੇ ਤੈਨੂੰ 5000 ਵੱਧ ਦੇ ਦੇਵਾਂਗੇ ਤੈਨੂੰ ਛੱਡਣਾ ਨਹੀਂ ਨਹੀਂ ਜੀ ਨਹੀਂ ਮੈਂ ਮਜਬੂਰ ਆ ਉਹ ਕਹਿਣਗੇ ਤੇਰੇ ਵਰਗਾ ਬੰਦਾ ਨਹੀਂ ਮਿਲਣਾ ਸਾਨੂੰ 15 ਦੇਣਾ ਪਵੇ ਪਰ ਰਹੇ ਸਾਡੇ ਕੋਲ ਕੰਮ ਹੀ ਇੰਨਾ ਵਧੀਆ ਕਰਦਾ ਸਹੀ ਚੱਲਣ ਵਾਲਾ ਬੰਦਾ ਸੱਚਾ ਸਿੱਖ ਕੰਮ ਵੀ ਸਾਰੇ ਵਧੀਆ ਹੀ ਕਰਦਾ ਫਿਰ ਜਦੋਂ ਵਿਚਾਰ ਸਾਡੇ ਸੋਹਣੇ ਹੋਣਗੇ ਬਾਕੀ ਤੇ ਸਾਰੇ ਕਾਰਜ ਆਪੇ ਹੀ ਹੋ ਜਾਣੇ ਨੇ ਪਰ ਸਾਡੇ ਗੁਰੂ ਜੀ ਜਿਹੜੇ ਨੇ ਨਾ ਆਪਣੇ ਇਹ ਇੱਥੇ ਪਾਉਂਦੇ ਆ ਜੀ ਜੋ ਪਾਉਂਦੇ ਆ ਇੱਥੇ ਇਸੇ ਤਰ੍ਹਾਂ ਕਹੀਦਾ ਵੀ ਟੀਚਰ ਅੱਗੇ ਜਾ ਕੇ ਝੋਲੀ ਅੱਡੀ ਦੀ ਹੈ ਕਿ ਦਿਮਾਗ ਅੱਗੇ ਸਿਰ ਅੱਗੇ ਕਰੀਦਾ ਬੋਲੋ ਐਦਾਂ ਟੀਚਰ ਅੱਗੇ ਜਾ ਕੇ ਝੋਲੀ ਅੱਡ ਲੋ ਵੀ ਟੀਚਰ ਜੀ ਅੱਧੀ ਤਨਖਾਹ ਪਾ ਦਿਓ ਜੀ ਮੇਰੀ ਝੋਲੀ ਜੀ ਪਾਗਲ ਹੋਇਆ ਜੋ ਮੈਂ ਪੜਾਉਣੀ ਆ ਪੜ ਲੈ ਮੇਰੇ ਤੋਂ ਦੁੱਗਣੀ ਦੁੱਗਣੀ ਤਨਖਾਹ ਲਏਗਾ ਆਖੋ ਸਤਨਾਮ ਮੇਰੀ ਬਾਸ ਵੀ ਜੋ ਮੈਂ ਪੜਾਉਣੀ ਆ ਉਹ ਪੜ ਲੈ ਮੇਰੇ ਤੋਂ ਤਨਖਾਹ ਕਿਉਂ ਮੰਗਦਾ ਟੀਚਰ ਨੇ ਇਹੀ ਕਹਿਣਾ ਹੁਣ ਟੀਚਰ ਨੂੰ ਜਾ ਕੇ ਕਹੋ ਕਿ ਮੈਡਮ ਜੀ ਇੱਕ ਇੱਕ ਕਮਰਾ ਮੈਨੂੰ ਦੇ ਦਿਓ ਆਪਣੀ ਕੋਠੀ 'ਚ ਉਹ ਕਹੇਗੀ ਤੂੰ ਮੈਂ ਪੜਾਉਣੀ ਆ ਟਿਕ ਕੇ ਪੜ ਲਿਆ ਕਰ ਮੇਰੇ ਤੋਂ ਵੱਡੀ ਬਣਾ ਲੇਗਾ ਜੇ ਵਧੀਆ ਪੜ ਗਿਆ ਕੋਠੀਆਂ ਤੇ ਤੇਰੀਆਂ ਤੇਰੇ ਮਗਰ ਭੱਜੀਆਂ ਫਿਰਨਗੀਆਂ ਹੁਣ ਕਈ ਬੰਦੇ ਇਦਾਂ ਦੇ ਤੁਸੀਂ ਵੇਖੇ ਹੋਣਗੇ ਆਈਲੈਟਸ ਕਰਾਉਣ ਵਾਲੇ ਸੁਣੋ ਬਈ ਧਿਆਨ ਨਾਲ ਆਈਲੈਟਸ ਕਰਾਉਣ ਵਾਲੇ ਟੀਚਰ ਜਿਹੜੇ ਆ ਉਹ ਤੇ ਇੱਥੇ ਹੀ ਰਹਿ ਗਏ ਸਾਡੇ ਬੱਚਿਆਂ ਨੂੰ ਪੜਾਉਣ ਵਾਲੇ ਟੀਚਰ ਤੇ ਇੱਥੇ ਨੇ ਸਾਡੇ ਨਿਆਣੇ ਪੜ੍ਹ ਕੇ ਕੈਨੇਡਾ ਪਹੁੰਚ ਗਏ ਸਾਡੇ ਨਿਆਣੇ ਪੜ੍ਹ ਕੇ ਕੈਨੇਡਾ ਪਹੁੰਚ ਗਏ ਕੋਈ ਆਸਟ੍ਰੇਲੀਆ ਪਹੁੰਚ ਗਿਆ ਕੋਈ ਕੈਨੇਡਾ ਪਹੁੰਚ ਹੁਣ ਜੇ ਸਾਡੇ ਨਿਆਣੇ ਉਹਨਾਂ ਟੀਚਰਾਂ ਸਾਹਮਣੇ ਜਾ ਕੇ ਇਦਾਂ ਖੜ ਜਾਣ ਵੀ ਮੈਡਮ ਜੀ ਕਿਰਪਾ ਕਰ ਦਿਓ ਜੀ ਅੱਧੀ ਤਨਖਾਹ ਸਾਨੂੰ ਅਸੀਂ ਗਰੀਬ ਬਹੁਤ ਆ ਮੈਡਮ ਨੇ ਕਹਿਣਾ ਵਿਚਾਰ ਲੈ ਲੈ ਮੈਂ ਜੋ ਪੜਾਉਣੀ ਆ ਪੜ੍ਹ ਲੈ ਤੂੰ ਤੇ ਮੇਰੇ ਤੋਂ ਵੀ ਦੁੱਗਣੀ ਤਨਖਾਹ ਲਿਆ ਕਰੇਗਾ ਪਰ ਪੜ੍ਹ ਲੈ ਕਾਕਾ ਪੜ ਜੋ ਸਮਝਾਉਂਦੇ ਆ ਸਮਝ ਇਸ ਕਰਕੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਕੋਲ ਜਦੋਂ ਆਪਾਂ ਆਉਂਦੇ ਆ ਜੋ ਇਹ ਪੜ੍ਹਾਈ ਕਰਾਉਂਦੇ ਆ ਉਹ ਪੜੋ ਉਹ ਫਿਰ ਇੱਥੇ ਝੋਲੀਆਂ 'ਚ ਨਹੀਂ ਪੈਣੀ ਪੜ੍ਹਾਈ ਉਹ ਪੜ੍ਹਾਈ ਇੱਥੇ ਪੈਂਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਪੈਣੇ ਨੇ ਵਿਚਾਰ ਤੇਰੇ ਵਿਚਾਰ ਬਦਲ ਗਏ ਜ਼ਿੰਦਗੀ ਬਦਲ ਗਈ ਵਿਚਾਰ ਸੋਹਣੇ ਬਣ ਗਏ ਜ਼ਿੰਦਗੀ ਸੋਹਣੀ ਬਣ ਗਈ ਸੰਗਤ ਵਿੱਚ ਆ ਕੇ ਵਿਚਾਰ ਸੁਣੀਦੇ ਨੇ ਸੰਤ ਮਿਲੈ ਕਿਸ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਇਹ ਲੈਣ ਦੇਣ ਕਰਿਆ ਕਰੋ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਦਾ ਕੀ ਅਰਥ ਹੈ ਸਾਧ ਸੰਗਤ ਆ ਜਿਹੜੀ ਸਾਧ ਸੰਗਤ ਬੈਠੀ ਹੈ ਇਥੋਂ ਕੁਝ ਸੁਣਨਾ ਹੈ ਕੁਝ ਸੁਣਾਉਣਾ ਹੈ ਹੁਣ ਤੁਸੀਂ ਦੱਸੋ ਭਲਾ ਦੱਸਿਓ 1 ਰੁਪਈਆ ਤੁਹਾਡੇ ਕੋਲ ਹੈ 1 ਰੁਪਈਆ ਮੇਰੇ ਕੋਲ ਹੈ ਮੈਂ ਤੁਹਾਨੂੰ ਤੁਹਾਡੇ ਵਾਲਾ 1 ਰੁਪਿਆ ਤੁਸੀਂ ਮੈਨੂੰ ਦੇ ਦਿਓ ਮੈਂ ਆਪਣੇ ਵਾਲਾ 1 ਰੁਪਿਆ ਤੁਹਾਨੂੰ ਦੇ ਦਿੱਤਾ ਹੁਣ ਤੁਹਾਡੇ ਕੋਲ ਕਿੰਨੇ ਹੋਏ 1 ਤੇ ਮੇਰੇ ਕੋਲ ਕਿੰਨੇ ਹੋਏ 1 ਸੁਣੋ ਇੱਕ ਵਿਚਾਰ ਹੁਣ ਮੇਰੇ ਕੋਲ ਹੈ ਇੱਕ ਤੁਹਾਡੇ ਕੋਲ ਹੈ ਇੱਕ ਵਿਚਾਰ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਆਪਣੇ ਵਾਲਾ ਵਿਚਾਰ ਇੱਕ ਤੁਹਾਨੂੰ ਦੇ ਦੇਣਾ ਹੁਣ ਤੁਹਾਡੇ ਕੋਲ ਕਿੰਨੇ ਹੋ ਗਏ 2 ਮੇਰੇ ਵਾਲਾ ਮੇਰੇ ਕੋਲ ਪਹਿਲਾਂ ਹੀ ਹੈ ਤੁਹਾਡੇ ਵਾਲਾ ਮੈਨੂੰ ਹੋਰ ਮਿਲ ਗਿਆ ਦੋ ਵਿਚਾਰ ਹੋ ਗਏ ਚਾਰ ਵਿਚਾਰ ਮੇਰੇ ਕੋਲ ਨੇ ਚਾਰ ਤੇਰੇ ਕੋਲ ਨੇ ਇਹ ਦੇਣ ਲੈਣ ਕਰੋ ਗੁਰੂ ਜੀ ਕਹਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਤਨ ਸਿਉ ਮੇਰੀ ਲੇਵਾ ਦੇਵੀ ਲੈਣ ਦੇਣ ਸਾਧ ਸੰਗਤ ਵਿੱਚ ਵਿਚਾਰਾਂ ਦਾ ਕਰੀਦਾ ਹੈ ਵਿਚਾਰ ਜੇ ਕਿਤੇ ਲੈਣ ਦੇਣ ਕਰਨ ਗਏ ਹੁੰਦੇ ਆਪਾਂ ਦੁੱਖ ਨਿਵਾਰਨ ਜਾਂਦੇ ਬੁੱਢੇ ਹੋ ਗਏ ਕਈ ਇੱਥੇ ਫਤਿਹਗੜ੍ਹ ਸਾਹਿਬ ਜਾਂਦੇ ਜ਼ਿੰਦਗੀ ਲਾਤੀ ਸਾਰੀ ਅਨੰਦਪੁਰ ਸਾਹਿਬ ਜਾਂਦੇ ਉਮਰਾਂ ਕੱਢ ਲੀਆਂ ਸਾਰੀਆਂ ਮੈਂ ਕਹਿੰਦਾ ਹਰਮੰਦਰ ਸਾਹਿਬ ਜਾਂਦੇ 80 80 ਸਾਲ ਦੀਆਂ ਉਮਰਾਂ ਹੋ ਗਈਆਂ ਵਿਚਾਰ ਨਾ ਸੁਣੇ ਨਾ ਸਮਝੇ ਨਾ ਲੈਣ ਦੇਣੇ ਤੇ ਕੀਤਾ ਹੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਗਤ ਵਿੱਚ ਆ ਕੇ ਪੈਸੇ ਦਾ ਦੇਣ ਲੈਣ ਨਹੀਂ ਵਿਚਾਰਾਂ ਦਾ ਦੇਣ ਲੈਣ ਕਰੋ ਗੁਣਾਂ ਦਾ ਕੁਝ ਸਿੱਖੋ ਕੁਝ ਸਿਖਾਓ ਗੁਣੀ ਬਣੋ ਉਹ ਟੀਚਰਾਂ ਦੇ ਕੋਲ ਗੁਣ ਹੁੰਦੇ ਐ ਜਿਹੜਾ ਟੀਚਰਾਂ ਕੋਲ ਸੁਣੋ ਜੀ ਇਧਰ ਧਿਆਨ ਰੱਖਿਓ ਉਹ ਇੱਥੇ ਗੁਣ ਹੁੰਦੇ ਆ ਦਿਮਾਗ 'ਚ ਉਹਨਾਂ ਦੇ ਫਿਰ ਉਹ ਕੱਢ ਕੱਢ ਕੇ ਸਾਨੂੰ ਦਿੰਦੇ ਆ ਉਹਦੇ ਬਦਲੇ ਚੱਲ ਆਪਾਂ 5-400 ਰੁਪਇਆ ਫੀਸ ਦੇ ਦਿੰਨੇ ਆ ਆਖੋ ਸਤਨਾਮ ਸਾਡੀ ਸਾਡੀ ਕਮਾਈ 'ਚੋਂ ਥੋੜਾ ਬਹੁਤ ਫੀਸ ਆਪਾਂ ਭਰ ਦਿੰਨੇ ਆ ਤੇ ਅਗਲੇ ਫਿਰ ਸਾਰੇ ਜਣੇ ਜੋ ਉਹਨਾਂ ਨੇ ਪੜਿਆ ਹੁੰਦਾ ਹੈ ਸਮਝਿਆ ਹੁੰਦਾ ਹੈ ਉਹ ਫਿਰ ਸਾਨੂੰ ਸਮਝਾ ਦਿੰਦੇ ਆ ਗੁਣ ਲੈਣੇ ਆ ਤੇ ਉੱਥੇ ਤੇ ਫਿਰ ਵੀ ਫੀਸ ਲੱਗਦੀ ਹੈ ਇੱਥੇ ਤੇ ਫੀਸ ਵੀ ਕੋਈ ਨਹੀਂ ਆਖੋ ਸਤਨਾਮ ਸੰਗਤ ਚ ਕਾਦੀ ਫੀਸ ਹੈ ਬਈ ਆ ਹੁਣ ਜਿਹੜਾ ਇੱਥੇ ਤੁਸੀਂ ਆਪਾਂ ਸੁਣ ਰਹੇ ਆ ਮੈਂ ਵੀ ਸੁਣਦਾ ਤੁਸੀਂ ਵੀ ਸੁਣਦੇ ਹੋ ਆਪਾਂ ਬਾਣੀ ਪੜ੍ਹਦੇ ਆ ਹੁਣ ਇੱਥੇ ਭਾਈ ਕਾਦੀਆਂ ਫੀਸਾਂ ਨੇ ਇੱਥੇ ਜਿਹੜਾ ਮਰਜ਼ੀ ਆ ਕੇ ਬਹਿ ਜੇ ਨਾ ਕੋਈ ਕਿਸੇ ਦੀ ਜਾਤ ਪੁੱਛਦਾ ਹੈ ਨਾ ਕੋਈ ਬਰਾਦਰੀ ਪੁੱਛਦਾ ਹੈ ਨਾ ਕਾਰੋਬਾਰ ਪੁੱਛਦਾ ਹੈ ਨਾ ਤੇਰੇ ਜੇਬ 'ਚ ਕਿੰਨੇ ਪੈਸੇ ਨੇ ਕਿਹੜਾ ਪੁੱਛਦਾ ਆਰਾਮ ਨਾਲ ਬਹਿ ਕੇ ਪ੍ਰਸ਼ਾਦਾ ਛਕੋ ਤੇ ਬਹਿ ਜਾਓ ਟਿਕ ਕੇ ਸੁਣੋ ਲੈ ਸੁਣਦੇ ਸੁਣਦੇ ਹੀ ਕਈ ਸੁਣਾਉਣ ਵਾਲੇ ਬਣ ਜਾਂਦੇ ਆ ਭਾਈ ਸੁਣ ਸੁਣ ਕੇ ਹੀ ਇੰਨਾ ਸਮਝ ਆ ਜਾਂਦੀ ਹੈ ਗਾਂ ਸੁਣਾਉਣ ਵਾਲੇ ਬਣ ਜਾਂਦੇ ਆ ਇਸ ਕਰਕੇ ਸਤਿਗੁਰ ਜੀ ਦੀ ਚਰਨਾ ਚ ਆ ਕੇ ਗੁਣਾ ਦਾ ਦੇਣ ਲੈਣ ਕਰਨਾ ਸ਼ੁਰੂ ਕਰੋ ਫਿਰ ਜਦੋਂ ਗੁਣ ਲਾਓਗੇ ਭਾਈ ਆਪਾਂ ਪੜਦੇ ਹਾਂ ਸੰਤ ਹਮਾ ਸੰਤ ਹਮ ਸੰਤਨ ਕੀ ਰੇਣ ਪਿਆਰੇ ਸੰਤਨ ਦੀ ਰੇਣ ਬਣਨ ਦਾ ਮਤਲਬ ਹੈ ਵੀ ਮਿੱਟੀ ਨਹੀਂ ਚੁੱਕ ਚੁੱਕ ਕੇ ਮੱਥੇ ਨੂੰ ਲਾਈ ਮਿੱਟੀ ਨੂੰ ਧੂੜੀ ਨਹੀਂ ਕਹਿੰਦੇ ਕਈ ਬੰਦੇ ਮੈਂ ਵੇਖਿਆ ਕਰ ਕਰਕੇ ਨਾ ਮਿੱਟੀ ਜਦੋਂ ਗੁਰਦੁਆਰੇ ਤੋਂ ਬਾਹਰ ਐਦਾਂ ਚੁੱਕ ਚੁੱਕ ਕੇ ਮਿੱਟੀ ਮੱਥੇ ਨਾਲ ਘਸਾਉਂਦੇ ਨੇ ਕਹਿੰਦੇ ਕੀ ਕਰਦਾ ਹੈ ਕਹਿੰਦਾ ਜੀ ਮੈਂ ਧੂੜੀ ਮੱਥੇ ਨੂੰ ਲਾਉਣਾ ਇਹ ਕੀ ਹੈ ਕਹਿੰਦੇ ਧੂੜੀ ਬਾਣੀ 'ਚ ਲਿਖਿਆ ਹੈ ਵੀ ਧੂੜੀ ਨੂੰ ਮੱਥੇ ਲਾਉਣਾ ਚਾਹੀਦਾ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਦਾਬਾ ਪ੍ਰਵਾਨ ਗਣੀ ਸਹੀ ਇਹ ਸਫਲ ਤੇ ਨਾ ਕੇ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਰਨ ਧੂੜ ਉਹਨੂੰ ਜਦੋਂ ਪੁੱਛੀਦਾ ਵੀ ਚਰਨ ਧੂੜ ਤੇ ਲਾ ਲਈ ਚੱਲ ਮੱਥੇ ਨੂੰ ਇੱਥੇ ਤੇ ਵੀ ਲਿਖਿਆ ਵੀ ਕੇਸਾਂ ਦਾ ਚੌਰ ਕਰੋ ਕਦੇ ਇਹ ਵੀ ਕਰੇਗਾ ਇਹ ਤੇ ਕਹਿੰਦੇ ਕੰਮ ਔਖਾ ਹੈ ਅਸਲ ਵਿੱਚ ਇਸ਼ਾਰਾ ਹੈ ਇਹ ਕਰਨਾ ਨਹੀਂ ਹੁੰਦਾ ਸਮਝਣਾ ਹੁੰਦਾ ਹੈ ਮਿੱਟੀ ਨੂੰ ਚਰਨ ਧੂੜ ਕਿੱਥੋਂ ਬਣਾ ਲਿਆ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੁਣੋ ਪੜੋ ਆਪਾਂ ਪੜਦੇ ਆ ਨਾ ਸਾਧ ਕੀ ਧੂੜ ਕਰੋ ਸਾਧ ਉੱਪਰ ਜਾਈਏ ਕੁਰਬਾਨ ਇੱਥੇ ਲਿਖਿਆ ਧੂੜੀ ਦੇ ਵਿੱਚ ਕੀ ਕਰੋ ਮੱਥੇ ਨੂੰ ਲਾਓ ਕਿ ਇਸ਼ਨਾਨ ਕਰੋ ਜਰਾ ਦੱਸਿਓ ਕਦੇ ਕਿਸੇ ਨੇ ਧੂੜੀ 'ਚ ਇਸ਼ਨਾਨ ਕਰਦਾ ਵੇਖਿਆ ਕੋਈ ਬੰਦਾ ਅਜੇ ਤੱਕ ਸਾਡੇ ਬਾਬੇ ਅਰਥ ਤੇ ਇਹੀ ਕਰਦੇ ਆ ਨਾ ਵੀ ਮੱਥਾ ਟੇਕੋ ਚਰਨਾਂ ਨੂੰ ਧੂੜੀ ਲਾਓ ਆਪ ਨਹੀਂ ਉਹ ਸਾਡੀ ਸੰਗਤ ਦੀ ਧੂੜੀ ਲਾਉਂਦੇ ਆਪਣੀ ਜ਼ਰੂਰ ਲਵਾਉਂਦੇ ਨੇ ਵੀ ਸਾਡੇ ਵਾਲੀ ਧੂੜੀ ਲਾ ਲਓ ਇਹ ਲਾਉਣੀ ਚਾਹੀਦੀ ਹੈ ਐਦਾਂ ਹੀ ਕਰਦੇ ਆ ਸਮਝਾਇਆ ਨਹੀਂ ਨਾ ਅਸਲ ਵਿੱਚ ਗੱਲ ਕਲੀਅਰ ਨਹੀਂ ਕੀਤੀ ਗੋਲ-ਮੋਲ ਜੀਆਂ ਗੱਲਾਂ ਬੰਦਾ ਅੱਧੀ ਅਧੂਰੀ ਗੱਲ ਸਮਝ ਲੈਂਦਾ ਪ੍ਰੋਪਰ ਗੱਲ ਸਮਝ ਵਿੱਚ ਨਹੀਂ ਪੈਂਦੀ ਹੁਣ ਵੇਖੋ ਚਰਨ ਹੁਣ ਇੱਥੇ ਕੀ ਲਿਖਿਆ ਫੇਰ ਪੜ ਲਈਏ ਆਪਾਂ ਬੋਲ ਕੇ ਗਾਲੋ ਗਾਲੋ ਪੰਕਤੀ ਆਪਾਂ ਸੁਖਮਨੀ ਸਾਹਿਬ ਸਰੋਜ ਸਾਧ ਕੀ ਧੂਰ ਕਰ ਹੋਏ ਸਨਾਨੋ ਸਾਧ ਉਪਰ ਜਾਈਏ ਕੁਰਬਾਨੋ ਹੁਣ ਇੱਥੇ ਲਿਖਿਆ ਵੀ ਸਾਧੂ ਦੀ ਧੂੜੀ ਵਿੱਚ ਇਸ਼ਨਾਨ ਕਰੋ ਸਿੱਧਾ ਅਰਥ ਹੈ ਪਰ ਕਦੀ ਤੁਸੀਂ ਕਿਸੇ ਨੂੰ ਇਸ਼ਨਾਨ ਕਰਦੇ ਹੋ ਵੇਖਿਆ ਧੂੜੀ ਵਿੱਚ ਨਹੀਂ ਆ ਜਿੰਨੀ ਸੰਗਤ ਬੈਠੀ ਹੈ ਦਰੀਆਂ ਇਕੱਠੀਆਂ ਕਰਦੀ ਹੈ ਉੱਥੇ ਭਰ ਕੇ ਡਰਮ ਰੱਖਦੀ ਹੈ ਜਿੰਨੀ ਮਿੱਟੀ ਇਕੱਠੀ ਹੋਏਗੀ ਤੇ ਜਿਹੜਾ ਆਵੇ ਕੱਪ ਸਿਰ 'ਚ ਵੀ ਲਓ ਜੀ ਧੂੜੀ ਤੇ ਇਸ਼ਨਾਨ ਬਾਣੀ 'ਚ ਦਿੱਲੀ ਹੈ ਜੇ ਮੇਰੇ ਵਰਗਾ ਬਾਬਾ ਆਵੇ ਉਹਦੇ ਸਿਰ 'ਚ ਧੂੜੀ ਪਾ ਦੇ ਕੱਪ ਦੋ ਤਿੰਨ ਭਰ ਕੇ ਉਹ ਵੀ ਆਹ ਕੀ ਆਹ ਮਿੱਟੀ ਪਾਇਓ ਮਿੱਟੀ ਨਹੀਂ ਜੀ ਧੂੜੀ ਐ ਆਖੋ ਸਤਨਾਮ ਤੁਸੀਂ ਆਪੇ ਹੀ ਤੇ ਕਹਿੰਦੇ ਹੋ ਵੀ ਧੂੜੀ ਮੱਥੇ ਨੂੰ ਲਾਇਆ ਕਰੋ ਇਸ਼ਨਾਨ ਕਰਿਆ ਕਰੋ ਤੁਹਾਡੇ ਤੁਹਾਡੇ ਤੁਹਾਨੂੰ ਨਹੀਂ ਚਾਹੀਦਾ ਇਸ਼ਨਾਨ ਤੁਹਾਡਾ ਵੀ ਕਰਾ ਦਈਏ ਫਿਰ ਵੇਖਿਓ ਬਣਦਾ ਕੀ ਗਲਤ ਅਰਥ ਕਰਦੇ ਆ ਚਰਨ ਧੂੜ ਜਿਹੜੀ ਹੈ ਨਾ ਜੀ ਇਸ ਗੱਲ ਨੂੰ ਸਮਝਣ ਦੀ ਖੇਚਲ ਕਰੋ ਮਿੱਟੀ ਚਰਨ ਧੂੜ ਨਹੀਂ ਧੂੜ ਹੋਣ ਦਾ ਮਤਲਬ ਹੈ ਹਮ ਸੰਤਨ ਕੀ ਰੇਣ ਪਿਆਰੇ ਰੇਣ ਬਣਨਾ ਰੇਣ ਬਣਨ ਦਾ ਮਤਲਬ ਕੀ ਹੈ ਵੀ ਮੈਂ ਕੁਛ ਨਹੀਂ ਆਕੜਾਂ ਛੱਡ ਕੇ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਆਈ ਚ ਹੋ ਕੇ ਬਹਿਣਾ ਧੂੜੀ ਬਣਨਾ ਆਖੋ ਸਤਨਾਮ ਸ੍ਰੀ ਵਾਹਿ ਜ਼ੀਰੋ ਆਈਜ ਹੋ ਕੇ ਬੈਠਣਾ ਆਪਣੇ ਆਪ ਨੂੰ ਇਦਾਂ ਸਮਝਣਾ ਵੀ ਅਣਜਾਣ ਆ ਮੈਨੂੰ ਕੱਖ ਨਹੀਂ ਪਤਾ ਮਾਲਕਾ ਜੋ ਤੁਸੀਂ ਕਹਿੰਦੇ ਹੋ ਸੰਗਤ ਵਿੱਚ ਜੋ ਸੱਚ ਦੀ ਵਿਚਾਰ ਹੈ ਉਹਦੇ ਸਾਹਮਣੇ ਜ਼ੀਰੋ ਆਈਜ ਹੋ ਕੇ ਸੁਣ ਧੂੜ ਬਣ ਧੂੜ ਹੋਣ ਦਾ ਮਤਲਬ ਹੈ ਬਿਲਕੁਲ ਹੀ ਜ਼ੀਰੋ ਆਈਜ ਹੋਣਾ ਆਪਣੇ ਆਪ ਨੂੰ ਬਿਲਕੁਲ ਨੀਵਾ ਰੱਖ ਕੇ ਸੁਣ ਵੀ ਜੋ ਗੁਰੂ ਜੀ ਕਹਿੰਦੇ ਆਪਣੇ ਸਭ ਸਹੀ ਹੈ ਸੁਣ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸਾਧ ਸੰਗਤ ਦੀ ਧੂੜ ਬਣ ਕੇ ਰਹੀ ਆਕੜ ਨਾ ਕਰੀ ਜਦੋਂ ਸੱਚਾ ਗਿਆਨ ਮਿਲੇ ਉਦੋਂ ਐ ਨਾ ਕਹੇ ਵੀ ਮੈਂ ਨਹੀਂ ਮੰਨਦਾ ਐ ਕਿਵੇਂ ਮੰਨ ਲਈਏ ਅਸੀਂ ਵੀ ਕੁਝ ਹੁੰਨੇ ਆ ਉੱਥੇ ਦੀਵਾ ਹੋ ਧੂੜੀ ਬਣ ਕੇ ਨਹੀਂ ਕੁਝ ਬਣੀ ਨਾ ਆਕੜ ਨਾ ਕਰੀ ਇਹਨੂੰ ਕਹਿੰਦੇ ਰੇਣ ਬੰਨਾ ਹਮ ਸੰਤਨ ਕੀ ਸ਼ਰਣਾ ਸਾਧ ਸੰਗਤ ਦੀ ਸ਼ਰਨ ਵਿੱਚ ਰਹਿ ਭਾਈ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਗਹਿਣਾ ਗੁਣ ਅਕਲ ਜਦੋਂ ਅਸੀਂ ਗੁਣ ਲੈਨੇ ਆ ਭਾਈ ਫਿਰ ਅਸੀਂ ਸੋਹਣੇ ਬਣ ਜਾਂਦੇ ਆ ਹੁਣ ਲੋਕੀ ਗਹਿਣੇ ਕਿਉਂ ਪਾਉਂਦੇ ਆ ਜੀ ਵੀ ਸੋਹਣੇ ਲੱਗੀਏ ਗਹਿਣੇ ਕਿਉਂ ਪਾਉਂਦੇ ਆ ਸੋਹਣੇ ਲੱਗੀਏ ਕਹਿੰਦੇ ਜਿਹੜਾ ਬੰਦਾ ਗੁਣ ਲੈ ਲੈਂਦਾ ਹੈ ਉਹ ਗੁਣੀ ਉਹਦੇ ਚ ਇੰਨੇ ਹੁੰਦੇ ਆ ਉਹ ਉਹ ਐਵੇਂ ਹੀ ਸੋਹਣਾ ਲੱਗਣ ਲੱਗ ਜਾਂਦਾ ਅਸਲ ਵਿੱਚ ਸੰਤ ਕੀ ਹੈ ਗੁਣ ਅਕਲ ਸਮਝ ਜਦੋਂ ਬੰਦੇ 'ਚ ਗੁਣ ਹੋਣਗੇ ਉਹ ਕਾਲਾ ਕੋਝਾ ਵੀ ਹੋਵੇ ਤਾਂ ਵੀ ਫੱਬਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਗੁਣਾ ਨੂੰ ਗਹਿਣੇ ਕਿਹਾ ਸੰਤਾਂ ਨੂੰ ਗਹਿਣੇ ਦਾ ਮਤਲਬ ਹੈ ਗੁਣਾ ਨੂੰ ਗਹਿਣੇ ਕਹਿਣਾ ਗੁਣ ਆਪਣੀ ਜ਼ਿੰਦਗੀ 'ਚ ਲੈ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਬਣ ਸਾਡੀ ਇਹ ਕੋਈ ਪਿਛਲਾ ਪਿਛਲਾ ਮਤਲਬ ਇੱਥੇ ਹੀ ਪਿਛਲਾ ਮਤਲਬ ਅੱਜ ਤੋਂ ਪਿਛਲੀ ਜ਼ਿੰਦਗੀ 'ਚ ਮਰਨ ਤੋਂ ਜੰਮਣ ਤੋਂ ਪਹਿਲਾਂ ਨਹੀਂ ਜੋ ਜਦੋਂ ਦਾ ਮੈਂ ਜੰਮਿਆ ਕੋਈ ਕੋਈ ਚੰਗਾ ਕਰਮ ਕੋਈ ਆਇਆ ਹੋਣਾ ਜਦੋਂ ਮੇਰੀ ਮਾਂ ਨੇ ਕਿਹਾ ਹੋਣਾ ਵੀ ਜਾਈ ਸੰਗਤ ਵਿੱਚ ਤਾਂ ਹੀ ਆਇਆ ਅੱਜ ਪਰਿਵਾਰ 'ਚ ਹੋਣਾ ਵੀ ਚੱਲੀ ਜਾਈ ਕਦੇ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਇਹ ਕੋਈ ਪੂਰਬਲਾ ਕਰਮ ਇਹ ਮੇਰਾ ਅੱਜ ਮੇਰੇ ਸਾਹਮਣੇ ਆਇਆ ਹੈ ਸੋ ਸੁਣਨਾ ਸਮਝਣਾ ਤੇ ਗੁਣ ਲੈਣੇ ਇਹ ਇਹਦੇ ਲਈ ਅਸੀਂ ਆਉਂਦੇ ਆ ਭਾਈ ਸੋ ਜਿਵੇਂ ਅਸੀਂ ਇਸ ਸਮਝਣਾ ਸ਼ੁਰੂ ਕਰ ਦਿਆਂਗੇ ਬਾਣੀ ਨਾਲ ਸਾਡਾ ਪਿਆਰ ਪੈਂਦਾ ਜਾਏਗਾ ਜ਼ਿੰਦਗੀ ਸੋਹਣੀ ਬਣ ਜਾਏਗੀ ਜ਼ਿੰਦਗੀ ਦੀ ਰਸਦਾਇਕ ਬਣ ਜਾਏਗੀ ਜ਼ਿੰਦਗੀ ਜਿਹੜੀ ਬੜੀ ਹੈ ਨਾ ਬਹੁਤ ਰਸਦਾਇਕ ਹੁਣ ਫਿੱਕੀ ਜ਼ਿੰਦਗੀ ਹੈ ਹੁਣ ਸਾਡੀ ਲਾਈਫ ਬੇਰਸੀ ਹੈ ਸਭ ਕੁਝ ਹੁੰਦਿਆਂ ਆ ਵੀ ਅਸੀਂ ਦੁਖੀ ਰਹਿੰਦੇ ਆ ਰੋਂਦੇ ਹੀ ਰਹਿੰਦੇ ਆ ਹਰ ਵੇਲੇ ਪਰੇਸ਼ਾਨ ਰਹਿੰਦੇ ਆ ਪਰ ਜਦੋਂ ਗੁਰਬਾਣੀ ਦਾ ਸੱਚਾ ਗਿਆਨ ਲਵਾਂਗੇ ਫਿਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਵਾਂਗੇ ਹਰ ਵੇਲੇ ਆਨੰਦ 'ਚ ਰਵਾਂਗੇ ਫਿਰ ਹੁਣ ਤੇ ਆਪਾਂ ਪੜ੍ਹਦੇ ਹੀ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਫਿਰ ਅਸੀਂ ਦਿਲੋਂ ਕਵਾਂਗੇ ਵੀ ਆਹ ਸੱਚਾ ਗਿਆਨ ਹੋਣ ਕਰਕੇ ਮੇਰੀ ਜ਼ਿੰਦਗੀ ਸੋਹਣੀ ਬਣ ਗਈ ਮੇਰੀ ਜ਼ਿੰਦਗੀ 'ਚ ਆਨੰਦ ਆ ਗਿਆ ਇਸ ਕਰਕੇ ਆਓ ਨਾਲ ਪੜ੍ਹ ਵੀ ਲਈਏ ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਸਹਿਜ ਸੇਤੀ ਗੁਰ ਪਾਇਆ ਸਹਿਜ ਸੇਤੀ ਗੁਰ ਪਾਇਆ ਸਹਿਜ ਸੇਤੀ ਗੁਰ ਪਾਇਆ ਸਹਿਜ ਸੇਤੀ ਗੁਰ ਪਾਇਆ ਸਹਿਜ ਸੇਤੀ ਗੁਰ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਤਾਈਆਂ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਨਾ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਹੋਣ ਕਰਕੇ ਫਿਰ ਜ਼ਿੰਦਗੀ ਵਿੱਚ ਆਨੰਦ ਆ ਜਾਂਦਾ ਹੁਣ ਸਾਡੀ ਲਾਈਫ ਜਿਹੜੀ ਹੈ ਬੇਰਸੀ ਤੇ ਫਿੱਕੀ ਫਿੱਕੀ ਲੱਗਦੀ ਹੈ ਜਦੋਂ ਗੁਰਬਾਣੀ ਦਾ ਗਿਆਨ ਲਿਆ ਫਿਰ ਜ਼ਿੰਦਗੀ ਵਿੱਚ ਆਨੰਦ ਆ ਜਾਣਾ ਰਸ ਆ ਜਾਏਗਾ ਸੋ ਬਾਣੀ ਦਾ ਗਿਆਨ ਲੈਣ ਕਰਕੇ ਹੀ ਜਜ਼ਬਾ ਆਉਂਦਾ ਜਿਵੇਂ ਆਰਮੀ ਵਾਲੇ ਸਾਡੇ ਸਾਹਮਣੇ ਐ ਵੀ ਜੇ ਆਰਮੀ ਵਾਲੇ ਬੰਦੇ ਦੇ ਦਿਮਾਗ ਨੂੰ ਇਦਾਂ ਦਾ ਬਣਾ ਦਿੰਦੇ ਐ ਵੀ ਦੇਸ਼ ਲਈ ਅੱਜ ਵੀ ਉਹ ਮਰ ਸਕਦਾ ਐ ਫਿਰ ਇਧਰਲਾ ਗਿਆਨ ਕਿਉਂ ਨਹੀਂ ਬਣਾ ਸਕਦਾ ਇਦਾਂ ਦਾ ਆਪਾਂ ਹੁਣ ਇੱਥੇ ਬਹਿ ਕੇ ਇਦਾਂ ਤੇ ਕਰੀ ਜਾਂਦੇ ਆ ਯਾਰ ਭਾਈ ਜੈ ਸਿੰਘ ਨੇ ਕਿਵੇਂ ਕੁਰਬਾਨੀ ਕਰ ਲਈ ਲੈ ਐਂ ਕਰ ਲਈ ਸਿੱਧੀ ਜੀ ਗੱਲ ਐਦਾਂ ਹੀ ਹੋ ਜਾਂਦੀ ਹੈ ਜਦੋਂ ਟ੍ਰੇਨਿੰਗ ਹੋਈ ਹੈ ਸਮਝਿਆ ਟਾਈਮ ਦਿੱਤਾ ਹੈ ਸਾਡੇ ਸਾਹਮਣੇ ਫੌਜੀਆਂ ਦੀਆਂ ਲਾਸ਼ਾਂ ਨਹੀਂ ਆਉਂਦੀਆਂ ਰੋਜ਼ ਪੰਜਾਬ ਦੇ ਕਿੰਨੇ ਪਿੱਛੇ ਪਿੱਛੇ ਜੇ ਆਰਮੀ ਵਾਲੇ ਤਿੰਨ ਚਾਰ ਆਰਮੀ ਵਾਲਿਆਂ ਦੀਆਂ ਲਾਸ਼ਾਂ ਆਈਆਂ ਨੇ ਕੀ ਉਹ ਉਹ ਟ੍ਰੇਨਿੰਗ ਕਿਹੜੀ ਸੀ ਜੇ ਆਰਮੀ ਵਾਲੇ ਟ੍ਰੇਨਿੰਗ ਕਰਾ ਕੇ ਉਹਨਾਂ ਦੇ ਬੰਦੇ ਆਪਣੇ ਭੈਣ ਭਰਾ ਦੇਸ਼ ਲਈ ਮਰ ਸਕਦੇ ਐ ਜਦੋਂ ਗੁਰਬਾਣੀ ਦੀ ਟ੍ਰੇਨਿੰਗ ਕੋਈ ਬੰਦਾ ਲੈ ਲੈਂਦਾ ਹੈ ਉਹ ਫਿਰ ਗੁਰੂ ਦੇ ਸਿਧਾਂਤਾਂ ਲਈ ਵੀ ਮਰ ਸਕਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਤੇ ਟ੍ਰੇਨਿੰਗ ਹੋਣ ਦੀ ਐ ਉਹ ਸਾਡੇ ਵਰਗੇ ਮੱਥਾ ਟੇਕਣ ਵਾਲੇ ਨਹੀਂ ਨਾ ਹੋਣੇ ਭਾਈ ਜੈ ਸਿੰਘ ਹੋਣੀ ਵੀ ਕੱਲਾ ਮੱਥਾ ਟੇਕਿਆ ਪਰ ਕਰਮਾ ਕਰ ਲਈ ਚਲੋ ਜੀ ਨਿਬੜ ਗਿਆ ਕੰਮ ਚਲੋ ਚੱਲੀਏ ਕਰਦੇ ਆਪਣੇ ਵਰਗੇ ਤੇ ਝੋਲੀ ਅੱਡ ਕੇ ਮੰਗਣ ਆਉਂਦੇ ਆ ਆਪਾਂ ਤੇ ਬਾਬਾ ਆ ਕਿਰਪਾ ਕਰਦੇ ਆ ਮਿਹਰ ਕਰਦੇ ਆ ਕਿਰਪਾ ਕਰਦੇ ਉਹ ਜਦੋਂ ਗੁਰਦੁਆਰਿਆਂ 'ਚ ਜਾਂਦੇ ਹੋਣਗੇ ਉਹਨਾਂ ਵੇਲਿਆਂ 'ਚ ਉਹ ਤੇ ਪੜਨ ਜਾਂਦੇ ਸੀ ਸਮਝਣ ਜਾਂਦੇ ਸੀ ਉਹ ਸਾਡੇ ਵਰਗੇ ਨਹੀਂ ਸੀ ਉਹ ਤੇ ਪੜਦੇ ਸੀ ਜਿਹੜਾ ਨਿਆਣਾ ਪੜੇਗਾ ਜਿੱਦਣ ਉਹਦੇ ਤੇ ਐਗਜ਼ਾਮ ਹੋਣਗੇ ਪਾਸ ਵੀ ਉਹੀ ਹੋਏਗਾ ਪਾਸ ਵੀ ਉਹੀ ਹੋਏਗਾ ਆਪਾਂ ਪੜ੍ਹਾਈ ਨਹੀਂ ਕੀਤੀ ਆਪਾਂ ਤੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁਣ ਜਦੋਂ ਆ ਪੜਨਾ ਇਦਾਂ ਇਦਾਂ ਪੜਨਾ ਜਦੋਂ ਜਿਵੇਂ ਆਪਾਂ ਸ਼ਬਦ ਪਹਿਲਾਂ ਪੜਿਆ ਹੈ ਵੀ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਜਦੋਂ ਇਦਾਂ ਪੜਨਾ ਹੈ ਪ੍ਰਾਨੀ ਜਦੋਂ ਸਿੱਖ ਇਦਾਂ ਸੁਣਦਾ ਹੈ ਤੇ ਇਦਾਂ ਸਵੇਰੇ ਗਾਏਗਾ ਆਪਣੇ ਮਨ ਨੂੰ ਸੁਣਾ ਰਿਹਾ ਹੁੰਦਾ ਹੈ ਪੜ ਪੜ ਕੇ ਸਹਿਜ ਪਾਠ ਰੱਖਿਆ ਹੋਵੇ ਆਪਣੇ ਮਨ ਨੂੰ ਚਾਹੇ ਦੋ ਹੀ ਸ਼ਬਦ ਪੜੋ ਰੋਜ਼ ਦੋ ਹੀ ਸ਼ਬਦ ਪੜੋ ਐ ਜਦੋਂ ਪੜਨਾ ਹੈ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰੱਖੋ ਕੰਧ ਉਸਾਰੋ ਨੀਵਾ ਸਾਢੇ ਤੀਨ ਹੱਥ ਤੇਰੀ ਸੀਵਾ ਵੱਡੀਆਂ ਵੱਡੀਆਂ ਕੰਧਾਂ ਕੋਠੀਆਂ ਉਸਾਰਦਾ ਤੇਰੀ ਤੇਰੇ ਲਈ ਤੇ ਸਾਢੇ ਤਿੰਨ ਹੱਥ ਧਰਤੀ ਬਥੇਰੀ ਹੈ ਬੰਦਾ ਆਪਣੇ ਸਿਰ ਸਾਢੇ ਤਿੰਨ ਹੱਥ ਦਾ ਹੁੰਦਾ ਹੈ ਤੁਸੀਂ ਜਿਹੜੇ ਪੁਰਾਣੇ ਲੋਕ ਮਿੰਟੀਆਂ ਗਿਣਤੀਆਂ ਕਰਦੇ ਨਾ ਹੁਣ ਪੁਰਾਣਾ ਤੇ ਹਿਸਾਬ ਆਪਾਂ ਨੂੰ ਤੇ ਆਉਂਦਾ ਨਹੀਂ ਮੀਟਰਾਂ ਦੇ ਵਿੱਚ ਫੁੱਟ ਦੇ ਵਿੱਚ ਉਹ ਕਈ ਗਜਾਂ ਦੇ ਹਿਸਾਬ ਨਾਲ ਕਈ ਜਦੋਂ ਖੇਤਾਂ ਦੇ ਵਿੱਚ ਨਾਪਦੇ ਐ ਜਦੋਂ ਜ਼ਮੀਨ ਨਾਪਦੇ ਐ ਤੇ ਉਹ ਕਦਮਾਂ ਮਾਰਦੇ ਐ ਆਪਾਂ ਨੂੰ ਉਹਦਾ ਭੇਤ ਘੱਟ ਹੈ ਹੱਥ ਦਾ ਮਤਲਬ ਇਦਾਂ ਇੱਥੋਂ ਤੱਕ ਹੱਥ ਨਹੀਂ ਗਿਣਿਆ ਜਾਂਦਾ ਇੰਨਾ ਗਿਣਿਆ ਜਾਂਦਾ ਪੂਣੀ ਤੱਕ ਇਹਨੂੰ ਇੱਕ ਹੱਥ ਗਿਣਦੇ ਆ ਕੂਣੀ ਤੱਕ ਇੱਕ ਹੱਥ ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਆਪਣੇ ਸਰੀਰ ਦੀ ਜੇ ਮਿਹਨਤੀ ਕਰੋ ਤੇ ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸਾਢੇ ਤਿੰਨ ਹੱਥ ਦਾ ਇੱਥੇ ਗੁਰੂ ਜੀ ਕਹਿੰਦੇ ਐ ਸਾਢੇ ਤਿੰਨ ਹੱਥ ਤੇਰੀ ਸੀਮਾ ਕਹਿੰਦੇ ਕਮਰੇ ਭਾਵੇਂ 50 ਬਣਾ ਲੈ ਰਹਿਣ ਨੂੰ ਪਰ ਤੇਰੀ ਸੀਮਾ ਜਿਹੜੀ ਐ ਸਾਢੇ ਕਿ ਤਿੰਨ ਹੱਥ ਤੋਂ ਅਗਾਹ ਨਹੀਂ ਤੂੰ ਜਾ ਸਕਦਾ ਆਖੋ ਸਤਨਾਮ ਤੇਰਾ ਐਂਡ ਤੇ ਇੱਥੇ ਹੀ ਹੋ ਜਾਂਦਾ ਹੈ ਕਮਰੇ ਬੈੱਡਰੂਮ ਕਿੰਨੇ ਆ ਮੇਰੇ ਕਮ ਮੈਂ ਕੋਠੀ ਬਣਾਈ ਆ ਮੇਰੇ ਉੱਥੇ ਪੰਜ ਬੈੱਡਰੂਮ ਹੈ ਕਹਿੰਦੇ ਪੰਜ ਚ ਸੌਂ ਤੇ ਨਹੀਂ ਲੱਗਾ ਸੌਂਗਾ ਤੇ ਇੱਕ ਜੀ ਇੱਕ ਵਿੱਚ ਵੀ ਤੈਨੂੰ ਸਾਢੇ ਤਿੰਨ ਹੱਥ ਧਰਤੀ ਚਾਹੀਦੀ ਐ ਤੂੰ ਜ਼ਿਆਦਾ ਨਹੀਂ ਮੱਲ ਸਕਦਾ ਤੂੰ ਇਦੋਂ ਵੱਧ ਜਗ੍ਹਾ ਥੋੜਾ ਮੱਲ ਲੇਗਾ ਤੂੰ ਇਹ ਚੇਤਾ ਰੱਖਣਾ ਹੈ ਲੋੜ ਮੁਤਾਬਕ ਬੈੱਡਰੂਮ ਬਣਾਉਣੇ ਆ ਕੋਠੀ ਬਣਾਉਣੀ ਹੈ ਪਰ ਇਹਨਾਂ ਚੇਤਾ ਰੱਖਣਾ ਵੀ ਮਨਾ ਲੋੜ ਤੇ ਮੈਨੂੰ ਇੰਨੀ ਕੀ ਹੈ ਮੇਰੇ ਸਰੀਰ ਨੂੰ ਤੇ ਸਾਢੇ ਤਿੰਨ ਹੱਥ ਧਰਤੀ ਬਥੇਰੀ ਹੈ ਸਾਢੇ ਤਿੰਨ ਹੱਥ ਤੇਰੀ ਸੀਮਾ ਲੈ ਤੇਰੀ ਸੀਮਾ ਤੇ ਇੰਨੀ ਕੀ ਨਿਬੜ ਗਈ ਬੰਕੇ ਬਾਲ ਪਾਕ ਸਿਰ ਡੇਰੀ ਸੋਹਣੇ ਵਾਲ ਪੱਗ ਬੰਨ ਲਈ ਟੇਢੀ ਜੀ ਇਹ ਤਨ ਹੋਏਗੋ ਭਸਮ ਕੀ ਢੇਰੀ ਕਹਿੰਦੇ ਰਾਖ ਬਣ ਜਾਣਾ ਉੱਚੇ ਮੰਦਰ ਬੋਲ ਕੇ ਪੜੋ ਉੱਚੇ ਮੰਦਰ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੋ ਬਾਜੀ ਹਰੀ ਬਸ ਜੇ ਜ਼ਿੰਦਗੀ ਚ ਆ ਕੁਝ ਨਾ ਖੱਟ ਸਕੇ ਸਮਝ ਸਕੇ ਤੇ ਜ਼ਿੰਦਗੀ ਦੀ ਬਾਜੀ ਤੇ ਹਾਰ ਗਏ ਕਾਦਾ ਮਾਣ ਕਰਦਾ ਰਿਹਾ ਘਰ ਵਾਲੀ ਬੜੀ ਸੋਹਣੀ ਹੈ ਪਰਿਵਾਰ ਬੜਾ ਵਧੀਆ ਹੈ ਮੰਦਰਾਂ ਦਾ ਮਾਣ ਕਰਦਾ ਰਹਿ ਗਿਆ ਸਭ ਰਹਿ ਗਿਆ ਇੱਥੇ ਜ਼ਿੰਦਗੀ ਦੀ ਬਾਜੀ ਤੇ ਹਾਰ ਗਿਆ ਨਾ RAM ਨਾਮ ਬਿਨ ਬਾਜੀ ਹਾਰੀ ਕਹਿੰਦੇ ਮੈਂ ਤੇ ਇੱਕ ਗਰੀਬ ਜਿਹਾ ਬੰਦਾ ਭਗਤ ਜੀ ਕਹਿੰਦੇ ਪੜੋ ਮੇਰੀ ਜਾਤ ਕਮੀਨੀ ਪਾਪ ਕਮੀਨੀ ओछा जन्म हमारा तुम शरणागत राजा रामचंद कह रवदास चमारा ਕਹਿੰਦੇ ਮੈਨੂੰ ਇੱਕ ਚੇਤਾ ਰੱਖਿਓ ਵੀ ਕੋਈ ਕਮੀਨ ਜਾਤ ਨਹੀਂ ਅਸਲ ਵਿੱਚ ਕਮੀਨੇ ਤੇ ਉਹ ਬੰਦੇ ਸੀ ਜਿਨ੍ਹਾਂ ਨੇ ਜਾਤਾਂ ਪਾਤਾਂ ਬਣਾਈਆਂ ਨੇ ਸਮਝ ਆਈ ਕਮੀਨੇ ਤੇ ਉਹ ਬੰਦੇ ਸੀ ਜਿਨ੍ਹਾਂ ਨੇ ਇੱਥੇ ਇਦਾਂ ਦੀਆਂ ਜਾਤਾਂ ਪਾਤਾਂ ਬਣਾਈਆਂ ਨੇ ਮੰਨੂਵਾਦੀ ਸੋਚ ਹੈ ਜਿਹੜੀ ਮੰਨੂਵਾਦੀ ਮੰਨੂ ਨੇ ਕਿਹਾ ਖੱਤਰੀ ਬ੍ਰਾਹਮਣ ਸੂਦ ਵੈਸ ਪਰ ਇੱਥੇ ਕੋਈ ਹੋਵੇ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕੋਈ ਕਮੀਨ ਜਾਤ ਨਹੀਂ ਹੁੰਦੀ ਕਮੀਨ ਜਾਤ ਪਰ ਭਗਤ ਜੀ ਰਵਿਦਾਸ ਜੀ ਨਿਮਰਤਾ ਦੇ ਵਿੱਚ ਕਹਿੰਦੇ ਆ ਮੇਰਿਆ ਮਾਲਕਾ ਮੈਨੂੰ ਤੇ ਲੋਕੀ ਮੇਰੀ ਜਾਤ ਵੀ ਛੋਟੀ ਕਹਿੰਦੇ ਆ ਕਮੀਨਾ ਕਮੀਨ ਜਾਤ ਛੋਟਾ ਕਹਿੰਦੇ ਆ ਮੈਨੂੰ ਮੇਰੀ ਜਾਤ ਕਮੀਨੀ ਪਾਤ ਪਾਂਤ ਕਮੀਨੀ ਮੈਨੂੰ ਪੰਗਤ ਵੀ ਮੇਰੀ ਵੱਖਰੀ ਲਾਉਂਦੇ ਐ ਮੇਰੀ ਪੰਗਤ ਵੀ ਵੱਖਰੀ ਲਾਉਂਦੇ ਐ ਵੀ ਇੱਧਰ ਬਹਿ ਕੇ ਰੋਟੀਆਂ ਤੁਸੀਂ ਖਾਓ ਦੂਜੇ ਇੱਧਰ ਬਹਿਣਗੇ ਦੂਜੇ ਇੱਧਰ ਨੂੰ ਬੈਠੋ ਪਰ ਆਪਣੇ ਆਪਾਂ ਜਦੋਂ ਅੰਮ੍ਰਿਤ ਛਕਿਆ ਬਲਿਹਾਰੇ ਜਾਈਏ ਸਾਡੇ ਸਿਧਾਂਤਾਂ ਤੋਂ ਇੱਥੇ ਇੱਕ ਬਾਟੇ 'ਚ ਛਕਾਇਆ ਜਾਂਦਾ ਹੈ ਬਾਟੇ ਵੱਖਰੇ ਵੱਖਰੇ ਨਹੀਂ ਪਰ ਦੁੱਖ ਦੀ ਗੱਲ ਇਹ ਹੈ ਸੁਣਿਓ ਧਿਆਨ ਨਾਲ ਦੁੱਖ ਦੀ ਗੱਲ ਇਹ ਹੈ ਕਿ ਇੱਥੇ ਗੁਰੂ ਸਾਹਿਬ ਨੇ ਤੇ ਬਾਟਾ ਇੱਕ ਕਰਤਾ ਹੰਕਾਰੀ ਸਿੱਖ ਇਦਾਂ ਦੇ ਅਜੇ ਵੀ ਹੈ ਜਿਨ੍ਹਾਂ ਦੇ ਘਰ 'ਚ ਬਾਟੀਆਂ ਇੱਕ ਨਹੀਂ ਹੋਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਟੀਆਂ ਇੱਕ ਨਹੀਂ ਕਰ ਸਕੇ ਅਸੀਂ ਸਾਡੇ ਗਲਾਸ ਨਹੀਂ ਹੋਏ ਇੱਕ ਗੁਰੂ ਬਾਟਾ ਬਾਟੇ ਇੱਕ 'ਚ ਪਿਉਂਦਾ ਹੈ ਸਾਡੇ 'ਚ ਅਜੇ ਫਰਕ ਨੇ ਸਾਡੇ 'ਚ ਅਜੇ ਤੇਰਵੇਰ ਹੈ ਸਾਡੇ 'ਚ ਜਾਤਾਂ ਪਾਤਾਂ ਤੁਰੀਆਂ ਫਿਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਹੈ ਬਹੁਤ ਬੇਕਾਰਾ ਬੰਦਾ ਜਾਤ ਪਾਤ ਸਭ ਅੱਜ ਕੱਲ ਮੰਨਦੇ ਨੇ ਜਾਤਾਂ ਦੇ ਆਧਾਰ ਤੇ ਖੜੇ ਆ ਸੁਣੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੋ ਸਰੀਰ ਲਾਏ ਸੁਣੋ ਸਤ ਕੰਨਾਂ ਨਾਲ ਬਾਣੀ ਸੁਣਿਆ ਕਰੋ ਆਪਾਂ ਸੁਣਦੇ ਆ ਮਾੜੇ ਗੀਤ ਜੋ ਗੁਰੂ ਸਾਹਿਬ ਕਹਿੰਦੇ ਨੇ ਇਹ ਕਰਦੇ ਨਹੀਂ ਗੁਰੂ ਸਾਹਿਬ ਕਹਿੰਦੇ ਐ ਵੀ ਮਾੜੇ ਨਾਚ ਨਹੀਂ ਵੇਖਣੇ ਗਲਤ ਨਹੀਂ ਵੇਖਣਾ ਮਾੜਾ ਨਹੀਂ ਬੋਲਣਾ ਤੇ ਜੇ ਅੱਜ ਤੁਸੀਂ ਸਾਰੇ ਆਪਣੇ ਸਿੱਖਾਂ ਵੱਲ ਵੇਖੀਏ ਇਥੋਂ ਪਤਾ ਲੱਗਦਾ ਹੈ ਵੀ ਸਿੱਖ ਕੌਮ ਮੱਥੇ ਤੇ ਟੇਕਦੀ ਹੈ ਪਰ ਗੁਰੂ ਤੋਂ ਬਾਗੀ ਹੋ ਚੁੱਕੀ ਹੈ ਆਖੋ ਸਤਨਾਮ ਗੁਰੂ ਤੋਂ ਕੌਮ ਸਾਡੀ ਬਾਗੀ ਹੋ ਚੁੱਕੀ ਹੈ ਮੱਥਾ ਟੇਕਣ ਨੂੰ ਗੁਰੂ ਮੰਨਣਾ ਥੋੜੋ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮੰਨਣਾ ਹੈ ਭਾਈ ਤੇ ਲੱਗਦਾ ਤੇ ਆ ਵੀ ਬਾਗੀ ਹੋਏ ਪਏ ਆ ਪਿਓ ਨੂੰ ਜੇ ਬੰਦਾ ਪਿਓ ਦੀ ਗੱਲ ਹੀ ਨਾ ਮੰਨੇ ਆਪਾਂ ਕਹਿੰਦੇ ਆ ਵੀ ਨਿਆਣਾ ਬਾਗੀ ਹੈ ਰਹਿੰਦਾ ਤੇ ਘਰ 'ਚ ਹੀ ਹੈ ਰੋਟੀ ਤੇ ਘਰ 'ਚ ਹੀ ਖਾਂਦਾ ਹੈ ਪਰ ਜਿਹੜਾ ਪਿਓ ਦੇ ਆਖੇ ਨਾ ਲੱਗੇ ਆਪਾਂ ਕਹਿੰਦੇ ਇਹਨਾਂ ਦਾ ਪੁੱਤ ਧੀ ਇਹਨਾਂ ਤੋਂ ਬੋਲਦੇ ਹੋ ਇਹ ਪੁੱਤ ਧੀ ਇਹਨਾਂ ਤੋਂ ਬਾਗੀ ਹੋ ਗਿਆ ਤੇ ਅੱਜ ਕੱਲ ਸਿੱਖਾਂ ਨੂੰ ਵੇਖ ਕੇ ਇਦਾਂ ਹੀ ਲੱਗਦਾ ਵੀ ਮੱਥੇ ਤੇ ਟੇਕਦੇ ਹੀ ਐ ਪਰ ਫਿਰਦੇ ਗੁਰੂ ਤੋਂ ਬਾਗੀ ਹੋਈ ਐ ਇਹ ਬਾਗੀ ਹੋ ਚੁੱਕੀ ਹੈ ਸਿੱਖ ਕੌਮ ਅੱਜ ਜਿਹੜੀ ਵੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਉਹ ਅਸੀਂ ਮੰਨਦੇ ਕੋਈ ਵੀ ਤੇ ਫਿਰ ਬਾਗੀ ਹੋਈਆਂ ਆਪਣੇ ਗੁਰੂ ਸਾਹਿਬ ਤੋਂ ਹੀ ਬਾਗੀ ਹੋਏ ਫਿਰਦੇ ਆ ਇੱਥੇ ਬਾਟਾ ਤੇ ਇੱਕ ਹੈ ਪਰ ਬਾਟੀਆਂ ਘਰਾਂ 'ਚ ਇੱਕ ਨਹੀਂ ਜਾਤਾਂ ਪਾਤਾਂ ਗੁਰਦੁਆਰੇ ਵਿੱਚ ਕੋਈ ਜਾਤ ਪਾਤ ਪੁੱਛਦਾ ਬੋਲੋ ਦੱਸੋ ਜੀ ਪੁੱਛਦਾ ਤੇ ਸਿੱਖਾਂ ਦੇ ਘਰਾਂ 'ਚ ਤੇ ਪੁੱਛਦੇ ਆਪਣੇ ਘਰਾਂ 'ਚ ਤੇ ਜੇ ਜਾਤ ਪਾਤ ਖਤਮ ਨਹੀਂ ਹੋਈ ਸਿਸਟਮ ਹੀ ਇੱਥੇ ਇਦਾਂ ਦਾ ਬਣਾਇਆ ਹੋਇਆ ਪਰ ਗੁਰੂ ਸਾਹਿਬ ਸਾਡੇ ਤੇ ਬੇਰ ਕਰਨ ਭਰਾ ਭਰਾ ਬਣ ਜੀਏ ਗੁਰੂ ਸਾਹਿਬ ਦੀ ਮਿਹਰ ਨਾਲ ਜਦੋਂ ਅੰਮ੍ਰਿਤ ਛਕ ਲੈਨੇ ਆ ਫਿਰ ਭੈਣ ਭਰਾ ਬਣ ਜਾਂਦੇ ਆ ਕੋਈ ਵੱਡਾ ਨਾ ਰਵੇ ਤੇ ਕੋਈ ਆਪਣੇ ਆਪ ਨੂੰ ਛੋਟਾ ਨਾ ਸਮਝੇ ਸਿੰਘ ਖਾਲਸੇ ਬਣੀਏ ਅਸੀਂ ਅੰਮ੍ਰਿਤ ਛਕ ਲੈਨੇ ਆ ਭੈਣ ਭਰਾ ਬਣ ਜਾਈਏ ਫਿਰ ਹੁਣ ਵੇਖਿਓ ਗੁਰ ਸੁਣਿਓ ਧਿਆਨ ਨਾਲ ਇਧਰ ਉਹ ਕਮੀਨੇ ਤੇ ਉਹ ਬੰਦੇ ਐ ਕਮੀਨਗੀ ਤੇ ਉਹਨਾਂ ਦੀ ਕੀਤੀ ਹੋਈ ਹੈ ਇਹ ਨੀਚਤਾ ਉਹਨਾਂ ਦੀ ਹੈ ਜਿਹੜੇ ਬੰਦਿਆਂ ਨੇ ਜਾਤਾਂ ਪਾਤਾਂ 'ਚ ਵੰਡਿਆ ਲੋਕਾਂ ਨੂੰ ਰਾਤ ਵੀ ਆਪਾਂ ਗੱਲ ਕੀਤੀ ਸੀ ਇੰਨੀ ਕਮੀਨਗੀ ਇੱਥੇ ਇਦਾਂ ਵੀ ਕਿਹਾ ਜਾਂਦਾ ਸੀ ਵੀ ਜੇ ਕੋਈ ਗਿਆਨ ਦੀ ਗੱਲ ਕਰਦਾ ਹੈ ਉਹਦੀ ਜ਼ੁਬਾਨ ਕੱਟ ਦਿਓ ਤੇ ਜੇ ਸ਼ੂਦਰ ਛੋਟੀ ਜਾਤ ਵਾਲਾ ਗਿਆਨ ਦੀ ਗੱਲ ਕਰੇ ਉਹਦੀ ਜ਼ੁਬਾਨ ਕੱਟੋ ਤੇ ਜੇ ਗਿਆਨ ਦੀ ਗੱਲ ਛੋਟੀ ਜਾਤ ਵਾਲਾ ਸੁਣੇ ਉਹਦੇ ਕੰਨ ਵਿੱਚ ਸਿੱਕਾ ਢਾਲ ਦਿਓ ਉਹਦੇ ਕੰਨ 'ਚ ਸਿੱਕਾ ਢਾਲ ਦਿਓ ਤੂੰ ਸੁਣ ਨਹੀਂ ਸਕਦਾ ਤੂੰ ਸੱਚ ਦੀ ਗੱਲ ਕਰ ਨਹੀਂ ਸਕਦਾ ਗਿਆਨ ਦੀ ਗੱਲ ਕਿਵੇਂ ਕਰ ਲੇਗਾ ਸ਼ੂਦਰ ਛੋਟੀ ਜਾਤ ਵਾਲੇ ਦਾ ਕੰਮ ਇਹ ਹੈ ਵੀ ਸਾਡੀ ਗੰਦਗੀ ਸਾਫ਼ ਕਰੋ ਸਾਡੇ ਘਰ ਸਾਫ਼ ਕਰੋ ਸਾਡੇ ਜੁੱਤੀਆਂ 'ਚ ਬੈਠੋ ਤੁਸੀਂ ਤੁਸੀਂ ਗਿਆਨ ਦੀਆਂ ਗੱਲਾਂ ਕਰ ਨਹੀਂ ਸਕਦੇ ਸੁਣ ਨਹੀਂ ਸਕਦੇ ਬਲਿਹਾਰੇ ਜਾਈਏ ਇੱਥੇ ਸਭ ਗਿਆਨ ਸੁਣਨ ਵਾਲੇ ਤੇ ਸੁਣਾਉਣ ਵਾਲੇ ਸਾਡੇ ਸਤਗੁਰ ਨੇ ਬਣਾਇਆ ਆਖੋ ਸਤਨਾਮ ਬਰਾਬਰ ਕਰਤਾ ਸਾਰਾ ਕੁਝ ਉੱਚਾ ਕਰਤਾ ਕਿੱਡੀ ਵੱਡੀ ਮਿਹਰ ਕੀਤੀ ਸਤਿਗੁਰੂ ਜੀ ਨੇ ਸਭ ਜਾਤਾਂ ਪਾਤਾਂ ਖਤਮ ਕੀਤੀਆਂ ਸੋ ਇਹ ਕੋਸ਼ਿਸ਼ ਕਰੀਏ ਵੀ ਆਪਾਂ ਇਸ ਗੱਲ ਨੂੰ ਸਮਝੀਏ ਭਗਤ ਰਵਿਦਾਸ ਜੀ ਕਹਿੰਦੇ ਮੇਰੀ ਤੇ ਪਾਂਤ ਵੀ ਵੱਖਰੀ ਲਾਈ ਫਿਰਦੇ ਐ ਮੇਰੀ ਤੇ ਜਾਤ ਵੀ ਵੱਖਰੀ ਦੱਸਦੇ ਐ ਮੇਰਿਆ ਮਾਲਕਾ ਮੈਨੂੰ ਇਹ ਜਿਹੜੀ ਮੰਨੂਵਾਦੀ ਸੋਚ ਹੈ ਇਹ ਤੇ ਮੈਨੂੰ ਛੋਟੀ ਜਾਤ ਦਾ ਕਹਿੰਦੇ ਐ ਪਰ ਮੈਂ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਪਤਾ ਵੀ ਤੂੰ ਜਾਤਾਂ ਨਹੀਂ ਪੁੱਛਦਾ ਆਖੋ ਸਤਨਾਹਾ ਹੋ ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਮੈਂ ਤੇ ਤੇਰੀ ਸ਼ਰਨ ਵਿੱਚ ਆਇਆ ਗਰੀਬ ਜਿਹਾ ਮੈਂ ਤੇ ਮੋਚੀ ਆ ਮੈਂ ਤੇ ਗਰੀਬ ਜਿਹਾ ਬੰਦਾ ਚੰਮ ਦਾ ਕੰਮ ਕਰਨ ਵਾਲਾ ਆ ਮੈਂ ਤੇ ਗਰੀਬ ਦੇਖੋ ਕਿੰਨੀ ਨਿਮਰਤਾ ਦੇ ਵਿੱਚ ਆ ਕੇ ਕਹਿ ਰਹੇ ਸੋ ਇਸ ਕਰਕੇ ਇਸ ਗੱਲ ਨੂੰ ਕਿਰਪਾ ਕਰਕੇ ਸਮਝੀਏ ਵੀ ਜਦੋਂ ਇਦਾਂ ਦੇ ਸ਼ਬਦਾਂ ਦੀ ਵਿਚਾਰ ਭਾਈ ਜੈ ਸਿੰਘ ਵਰਗਿਆਂ ਦੇ ਪਰਿਵਾਰ 'ਚ ਹੁੰਦੀ ਹੈ ਫਿਰ ਜਜ਼ਬਾ ਆਉਂਦਾ ਆਰਮੀ ਵਾਲੇ ਤਿਆਰ ਕਰ ਦਿੰਦੇ ਆ ਇਦਾਂ ਗਿਆਨ ਸੁਣ ਸੁਣ ਕੇ ਬੰਦਾ ਤਿਆਰ ਹੁੰਦਾ ਹੈ ਸਮਝ ਆ ਜਾਂਦੀ ਜਦੋਂ ਅਕਲ ਆ ਜਾਂਦੀ ਵੀ ਇੱਥੇ ਹੈ ਕੀ ਹੈ ਤੇਰਾ ਹੋਰ ਇੱਕ ਆਪਾਂ ਸ਼ਬਦ ਪੜ੍ਹਦੇ ਆ ਬਚਨ ਆਪਾਂ ਪੜ੍ਹਦੇ ਆ ਲਾਜ ਨਾ ਮਰੋ ਲਾਜ ਨਾ ਮਰੋ ਕਹੋ ਘਰ ਮੇਰਾ ਇਹ ਸ਼ਬਦ ਪੜੋ ਅੰਤ ਕੀ ਵਾਰ ਨਹੀਂ ਕਸ਼ ਤੇਰਾ ਇੱਥੋਂ ਤੱਕ ਵੀ ਗਿਆ ਕਹਿੰਦੇ ਕਹਿੰਦਾ ਉੱਚੇ ਮੰਦਰ ਸੁੰਦਰ ਨਾਰੀ ਕਹਿੰਦੇ ਮਰਦਾ ਨਹੀਂ ਤੂੰ ਸ਼ਰਮ ਨਾਲ ਜਦੋਂ ਕਹਿੰਦਾ ਮੇਰਾ ਘਰ ਜਦੋਂ ਕਈ ਵਾਰੀ ਕਹਿੰਦੇ ਐਦਾਂ ਕਹਿੰਦਾ ਹੈ ਵੀ ਮੇਰਾ ਘਰ ਐਦਾਂ ਆਕੜ ਕੇ ਬੋਲਦਾ ਹੈ ਅੰਦਰੋਂ ਕਹਿੰਦਾ ਵੀ ਮੇਰੀ ਪ੍ਰਾਪਰਟੀ ਹੈ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਤੂੰ ਵੀ ਇੱਥੇ ਇਹਨਾਂ ਘਰਾਂ ਵਿੱਚ ਪਤਾ ਨਹੀਂ ਕਿੰਨੇ ਗ੍ਰਹਿ ਰਹਿ ਰਹੇ ਚਲੇ ਗਏ ਤੇਰੇ ਵਰਗੇ ਕਿੰਨੇ ਆਏ ਤੇ ਕਿੰਨੇ ਗਏ ਇਹ ਜ਼ਮੀਨਾਂ ਮਾਲਕ ਬਦਲਦੀਆਂ ਨੇ ਤੂੰ ਇਹਦਾ ਮਾਲਕ ਕਿੱਥੋਂ ਬਣ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਪਤਾ ਨਹੀਂ ਕਿੰਨਿਆਂ ਕਿਤੇ ਨਾਂ ਤੇ ਰਜਿਸਟਰੀਆਂ ਬੋਲਦੀਆਂ ਰਹੀਆਂ ਨੇ ਰਿਕਾਰਡ ਵੇਖ ਲਓ ਜਾਇਦਾਦ 50 ਸਾਲ ਤੇਰੇ ਨਾਂ ਰਹਿ ਜੂ ਫਿਰ ਪੁੱਤ ਪੁੱਤਰਾਂ ਦੇ ਨਾਂ ਬੋਲਣ ਲੱਗ ਜਾਣੀ ਏ ਇਹਨੂੰ ਇਸੇ ਪੰਕਤੀ ਦਾ ਅਰਥ ਇਦਾਂ ਹੈ ਖਸਮ ਖਸਮ ਮਰੈ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਇਹਦਾ ਜੇ ਸਿੱਧਾ ਅਰਥ ਕਰੀਏ ਫਿਰ ਤੇ ਇਦਾਂ ਬਣਦਾ ਹੈ ਵੀ ਖਸਮ ਮਰ ਗਿਆ ਤੇ ਘਰ ਵਾਲੀ ਨਾਰ ਕਹਿੰਦੇ ਰੋਂਦੀ ਨਹੀਂ ਕਿਉਂ ਨਹੀਂ ਰੋਂਦੀ ਉਹ ਕਹਿੰਦੀ ਹੋਰ ਹੈਗਾ ਵੇਖੋ ਕੈਸੀ ਗੱਲ ਹੈ ਹੱਸਣ ਵਾਲੀ ਗੱਲ ਨਹੀਂ ਵੀ ਗੱਲ ਕਿਦਾਂ ਦੀ ਕਹੀ ਹੈ ਪਰ ਇਹਦਾ ਅਰਥ ਗਹਿਰਾ ਹੈ ਅਰਥ ਇਹਦਾ ਇਹ ਹੈ ਕਹਿੰਦੇ ਚੌੜਾ ਹੋਇਆ ਖਸਮ ਬਣਿਆ ਫਿਰਦਾ ਨਾ ਵੀ ਮੈਂ ਇੰਨੀ ਪ੍ਰਾਪਰਟੀ ਦਾ ਮਾਲਕ ਮੇਰੇ ਇੰਨੇ ਪਲਾਟ ਮੇਰੀ ਇੰਨੀ ਜ਼ਮੀਨ ਕਹਿੰਦੇ ਧੱਕੇ ਨਾਲ ਹੀ ਖਸਮ ਬਣਿਆ ਫਿਰਦਾ ਖਸਮਾ ਜਿੱਦਣ ਤੂੰ ਮਰਿਆ ਇਹ ਨਾਰ ਜਿਹੜੀ ਪ੍ਰਾਪਰਟੀ ਹੈ ਇਹਨੇ ਰੋਣਾ ਥੋੜਾ ਹੈ ਕਦੇ ਤੁਸੀਂ ਕੋਠੀ ਰੋਂਦੀ ਵੇਖੀ ਹੈ ਵੀ ਮੇਰਾ ਮਾਲਕ ਕਿੱਧਰ ਗਿਆ ਕਦੇ ਜ਼ਮੀਨ ਰੋਂਦੀ ਵੇਖੀ ਹੈ ਕਦੇ ਬੈਂਕ ਦੀ ਕਾਪੀ ਰੋਂਦੀ ਵੇਖੀ ਐ ਉਹ ਕਹਿੰਦੇ ਮਰ ਮਗਰੋਂ ਲਓ ਦੂਜਾ ਤਿਆਰ ਬੈਠਾ ਆ ਆਖੋ ਸਤਨਾਮ ਵਾਹ ਤੇਰੇ ਜਾਨ ਨਾਲ ਤੇਰੇ ਜਾਨ ਨਾਲ ਕੀ ਹੋ ਜੂ ਜੇ ਤੂੰ ਮਰੇਗਾ ਤੇਰੇ ਪੁੱਤ ਨੂੰ ਮਿਲ ਜਾਣਾ ਪੁੱਤ ਮਰ ਗਿਆ ਕਾ ਪੋਤੇ ਨੂੰ ਮਿਲ ਜੂ ਕੋਈ ਹੋਰ ਸਾਂਭ ਲੇਗਾ ਆ ਕੇ ਭਾਈ ਵੀ ਖਸਮ ਮਰੇ ਤੂੰ ਖਸਮ ਆਪ ਹੀ ਬਣਿਆ ਫਿਰਦਾ ਇਹ ਜ਼ਮੀਨਾਂ ਸਾਨੂੰ ਖਸਮ ਨਹੀਂ ਮੰਨਦੀਆਂ ਇਹ ਆ ਤੂੰ ਤੇਰੇ ਵਰਗੇ ਬਥੇਰੇ ਆਏ ਆ ਚੱਲ ਚੱਲ 50 ਸਾਲ ਤੋਂ ਬਾਅਦ ਮੈਂ ਤੇ ਇੱਥੇ ਹੀ ਰਹਿਣਾ ਤੂੰ ਇੱਥੇ ਨਹੀਂ ਹੋਣਾ ਚੱਲ ਚੱਲ ਤੇਰੇ ਵਰਗੇ ਬਥੇਰੇ ਵੇਖੇ ਐ ਮੈਂ ਇੱਥੇ ਹੀ ਪਈ ਰਹੂੰ ਮੈਂ ਇੱਥੇ ਹੋਣਾ ਤੂੰ ਨਹੀਂ ਹੋਣਾ ਫਿਰ ਕਿਸੇ ਕੋਈ ਹੋਰ ਮੇਰੇ ਤੇ ਕਬਜ਼ਾ ਕਰਕੇ ਬੈਠਾ ਹੋਊ ਵੀ ਹੁਣ ਮੈਂ ਆ 20 50 ਸਾਲ ਹੋ ਰਹਿੰਦਾ ਫਿਰ ਕੋਈ ਹੋਰ ਆ ਜੂ ਉਹ ਕਹੂ ਮੈਂ ਆ ਕਹਿੰਦੇ ਤੇਰੇ ਵਰਗੇ ਖਸਮ ਜਿਹੜੇ ਧੱਕੇ ਨਾਲ ਹੀ ਬਣੇ ਫਿਰਦੇ ਨੇ ਬਥੇਰੇ ਆਏ ਆ ਤੂੰ ਚੱਲਦਾ ਲੱਗ ਮੈਂ ਨਹੀਂ ਰੋਂਦੀ ਤੇਰੇ ਵਰਗੇ ਬਥੇਰੇ ਆਏ ਤੇ ਬਥੇਰੇ ਗਏ ਤੇ ਇੱਥੇ ਫਿਰ ਵੇਖੋ ਕੈਸਾ ਗਹਿਰਾ ਸਾਨੂੰ ਚੋਟ ਕਰਦੇ ਆ ਆਪਣੇ ਗੁਰੂ ਜੀ ਚੋਟ ਕਰਕੇ ਕਹਿੰਦੇ ਆ ਕਿ ਮਰਦਾ ਨਹੀਂ ਤੂੰ ਸ਼ਰਮ ਨਾਲ ਜਦੋਂ ਐ ਕਹਿੰਦਾ ਵੀ ਮੇਰੀ ਪ੍ਰਾਪਰਟੀ ਲਾਜ ਨਾ ਮਰੋ ਕਹੋ ਹੋ ਘਰ ਮੇਰਾ ਕਿ ਜਦੋਂ ਕਹਿੰਦਾ ਮੇਰਾ ਘਰ ਹੈ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਤੂੰ ਵੇਖੋ ਕਹਿਣਾ ਤੇ ਗੱਲ ਇੱਕ ਤੇ ਹੁੰਦੀ ਹੈ ਕਹਿਣ 'ਚ ਇੱਕ ਗਹਿਰੇ ਤਲ ਤੇ ਆਪਣੇ ਆਪ ਨੂੰ ਐ ਮੰਨੀ ਜਾਣਾ ਵੀ ਮੇਰਾ ਬਹੁਤ ਕੁਝ ਬਣ ਗਿਆ ਮੇਰੀ ਇੰਨੀ ਪ੍ਰਾਪਰਟੀ ਬਣ ਗਈ ਮੇਰਾ ਇੰਨਾ ਬੈਂਕ ਬੈਲੈਂਸ ਬਣ ਗਿਆ ਮੇਰੇ ਇੰਨੇ ਪਲਾਟ ਬਣ ਗਏ ਇੱਕ ਗਹਿਰੇ ਤਲ ਦੇ ਉੱਤੋਂ ਜਦੋਂ ਤੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਤੇ ਚਲੋ ਆਪਾਂ ਬਾਹਰ ਲੰਘਦੇ ਹੋਈ ਗਲੀ 'ਚ ਤੇ ਅਗਲਾ ਪੁੱਛਦਾ ਘਰ ਤੇਰਾ ਕਿਹੜਾ ਆਪਾਂ ਕਹਿੰਦੇ ਆ ਮੇਰਾ ਘਰ ਹੈ ਆ ਘਰ ਆਪਣਾ ਹੀ ਹੈ ਆ ਮੇਰਾ ਹੈ ਪਰ ਇੱਕ ਬੰਦੇ ਦੇ ਅੰਦਰ ਤੱਕ ਇਹ ਗੱਲ ਤਸੀ ਹੋਈ ਹੁੰਦੀ ਹੈ ਵੀ ਮੇਰਾ ਹੀ ਹੈ ਸਾਰਾ ਕੁਝ ਮੇਰਾ ਹੀ ਹੈ ਇਹਨੂੰ ਇੱਥੇ ਚੋਟ ਕਰਕੇ ਉਹ ਸਾਡਾ ਕਨੈਕਸ਼ਨ ਕੱਟਣਾ ਚਾਹੁੰਦੇ ਆ ਉਹ ਕਨੈਕਸ਼ਨ ਕੱਟਦੇ ਆ ਸਾਡਾ ਜਿਹੜਾ ਸਾਡੀ ਸੁਰਤ ਦੀ ਅਟੈਚਮੈਂਟ ਹੈ ਜਿਹੜੀ ਅਟੈਚਮੈਂਟ ਸੁਰਤ ਦੀ ਇਹਨਾਂ ਚੀਜ਼ਾਂ ਨਾਲ ਹੋ ਜਾਂਦੀ ਹੈ ਪ੍ਰਾਪਰਟੀਆਂ ਨਾਲ ਘਰ ਨਾਲ ਪਰਿਵਾਰ ਨਾਲ ਬੱਚਿਆਂ ਨਾਲ ਉਹ ਅਟੈਚਮੈਂਟ ਨੂੰ ਕੱਟਣਾ ਚਾਹੁੰਦੇ ਆ ਇੱਥੇ ਗਹਿਰੇ ਤਲ ਤੇ ਉਹ ਕੱਟਦੇ ਐ ਇਦਾਂ ਦੇ ਜਦੋਂ ਬਾਣੀ ਦੇ ਤੁਸੀਂ ਆਪਾਂ ਸ਼ਬਦ ਪੜਾਂਗੇ ਨਾ ਗੁਰਮੁਖੋ ਘਰਾਂ 'ਚ ਬਹਿ ਕੇ ਸਹਿਜ ਪਾਠ ਤਾਂ ਹੀ ਤੇ ਰੌਲਾ ਪਾਉਣਾ ਵੀ ਸਹਿਜ ਪਾਠ ਘਰਾਂ 'ਚ ਕਰਿਆ ਕਰੋ ਬਾਣੀ ਨੂੰ ਇਦਾਂ ਗਾ ਗਾ ਕੇ ਆਪਣੇ ਆਪ ਨੂੰ ਸੁਣਾਇਆ ਕਰੋ ਇਦਾਂ ਦੀਆਂ ਪੰਕਤੀਆਂ ਜਦੋਂ ਆਉਣਗੀਆਂ ਫਿਰ ਉਹ ਜਿਹੜੀਆਂ ਕੁੰਡੀਆਂ ਖੁੱਲਣਗੀਆਂ ਉਹ ਜਿਹੜੀ ਅਟੈਚਮੈਂਟ ਬਣੀ ਹੋਈ ਐ ਫਿਰ ਟੁੱਟੇਗੀ ਫਿਰ ਜਿਹੜੀ ਗਹਿਰੇ ਤਲ ਤੋਂ ਮੋਹ ਦੀ ਪਕੜ ਐ ਉਹ ਖਤਮ ਹੁੰਦੀ ਐ ਰਹਿਣਾ ਤੇ ਘਰ 'ਚ ਐ ਪਰ ਮੋਹ ਨਹੀਂ ਪੈਣਾ ਫਿਰ ਬੱਚਿਆਂ 'ਚ ਰਵਾਂਗੇ ਪਰ ਮੋਹ ਤੋਂ ਬਚ ਜਾਾਂਗੇ ਫਸਦੇ ਨਹੀਂ ਫਿਰ ਇਹਨਾਂ ਚੀਜ਼ਾਂ 'ਚ ਆਪਾਂ ਰਵਾਂਗੇ ਤੇ ਇਹਨਾਂ ਪਰਿਵਾਰਾਂ ਗੱਡੀਆਂ ਦੀ ਵੀ ਲੋੜ ਹੈ ਘਰਾਂ ਦੀ ਵੀ ਲੋੜ ਹੈ ਬੱਚਿਆਂ ਦੀ ਵੀ ਲੋੜ ਹੈ ਪਰ ਫਿਰ ਮੋਹ 'ਚ ਨਹੀਂ ਫਸਣਾ ਕਿਉਂਕਿ ਗੁਰਬਾਣੀ ਦੇ ਗਿਆਨ ਨੇ ਉਹ ਅਟੈਚਮੈਂਟ ਜਿਹੜੀ ਸਾਡੀ ਹੈ ਉਹ ਤੋੜ ਦੇਣੀ ਹੈ ਰਵਾਂਗੇ ਵਿੱਚ ਹੀ ਪਰ ਅਟੈਚਮੈਂਟ ਨਹੀਂ ਰਹਿਣੀ ਇਹ ਪੰਕਤੀਆਂ ਹੁਣ ਸ਼ੁਰੂ ਤੋਂ ਪੜ੍ਹ ਲਈਏ ਚਲੋ ਸ਼ਬਦ ਇਹ ਵੀ ਪੜ੍ਹ ਲੈਂਦੇ ਪੜੋ ਸ਼ੁਰੂ ਉਪਜੈ ਨਿਪਜੈ ਨਿਪਜ ਸਮਾਈ ਨੈਣ ਹੈ ਦੇਖਤ ਇਹੋ ਜਗ ਜਾਈ ਕਹਿੰਦੇ ਪੈਦਾ ਹੋਇਆ ਜੰਮਿਆ ਵੱਡਾ ਹੋਇਆ ਫਿਰ ਖਤਮ ਹੋ ਗਿਆ ਪਹਿਲਾਂ ਤੁਰ ਨਹੀਂ ਸੀ ਸਕਦਾ ਲੰਮਾ ਪਿਆ ਰਹਿੰਦਾ ਸੀ ਮੰਜੀ ਤੇ ਉੱਥੀ ਛਾਲਾਂ ਜੀਆਂ ਮਾਰੀ ਜਾਂਦਾ ਭੁੜਕਦਾ ਰਹਿੰਦਾ ਹੱਥ ਪੈਰ ਬੱਚਾ ਮਾਰਦਾ ਫਿਰ ਹੌਲੀ ਹੌਲੀ ਤੁਰਨ ਲੱਗਿਆ ਫਿਰ ਵੱਡਾ ਹੋਇਆ ਜਵਾਨੀ ਦੇ ਸਿਖਰ ਤੱਕ ਗਿਆ 40 ਸੀ ਪੁਰ ਹੋਏ 40 ਤੋਂ ਬਾਅਦ ਫਿਰ ਥੱਲੇ ਨੂੰ ਆ ਜਾਂਦਾ ਜੀ ਬੰਦਾ 40 ਤੋਂ ਬਾਅਦ 10 ਬਾਲ ਬਾਲਤਨ 20 ਰਵਣ ਤੀਸਾਂ ਕਾ ਸੁੰਦਰ ਕਹਾਵੈ 40 ਸੀ ਪੁਰ ਹੋਏ 85 ਪੱਗ ਖਿੱਸੇ 60 ਕੇ ਬੜੇਪਾ ਆਵੇ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲ ਨਾ ਜਾਣੈ ਅਪਬਲ ਟੰਡੋ ਲਿਮ ਢੁੰਡਿਮ ਡਿਠ ਮੈਂ ਨਾਨਕ ਜਗ ਧੂਏ ਕਾ ਤਬਲ 10 ਸਾਲ ਬਚਪਨ ਦੇ ਐ 20 ਸਾਲ ਖਾਣ ਪੀਣ ਹੱਸਣ ਦੇ 30 ਕਾ ਸੁੰਦਰ ਕਹਾਵੇ 30 ਸਾਲ ਤੱਕ ਕਹਿੰਦੇ ਜਵਾਨੀ ਦਾ ਤੇ ਜਦੋਂ 30 ਤੋਂ 40 ਹੋ ਗਿਆ 40 ਤੋਂ ਬਾਅਦ ਕਹਿੰਦੇ 40 ਸੀ ਪੁਰ ਹੋਏ ਕਹਿੰਦੇ ਪੂਰਾ ਇਦੋਂ ਬਾਅਦ ਮਟਾਪਾ ਵੱਧ ਜੇ ਚਰਬੀ ਵੱਧ ਜੇ ਪਰ ਤਾਕਤ ਜਿਹੜੀ ਕੁਦਰਤੀ ਸਰੀਰ 'ਚ ਵੱਧਦੀ ਹੈ 40 ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਜਿੰਨੇ 40 ਤੋਂ ਟੱਪ ਕੇ ਮੰਨ ਲਓ ਵੀ ਹੁਣ ਥੱਲੇ ਜਾ ਰਹੇ ਆ ਸਿਖਰ ਤੱਕ ਚਲੇ ਹੁਣ ਡਾਊਨ ਜਾ ਰਹੇ ਆ 40 ਸੀ ਪੁਰ ਹੋਏ ਹੋ ਗਿਆ 40 ਦਾ ਕਹਿੰਦੇ ਪੂਰਾ 85 ਪੱਗ ਖਿੱਸਾ 50 ਤੋਂ ਕਹਿੰਦੇ ਫਿਰ ਪੈਰ ਖਿਸਕ ਗਿਆ ਹੁਣ ਤੇਰਾ ਜਿਹੜਾ 50 ਤੇ ਪਹੁੰਚ ਗਿਆ ਹੁਣ ਜੇ ਮੰਨ ਲਓ ਵੀ ਵੱਟੇ ਵੱਟੇ ਜਾਂਦਿਆਂ ਜਿਹੜਾ ਜਿਹਦਾ ਪੈਰ ਹਿੱਲ ਗਿਆ ਇਹਦਾ ਮਤਲਬ ਥੱਲੇ ਨੂੰ ਹੀ ਆਊ ਪੈਰ ਫਿਸਲਿਆ ਜਿਹੜਾ ਕਹਿੰਦੇ 50 ਤੇ ਜਦੋਂ ਤੂੰ ਹੋ ਗਿਆ ਮੰਨ ਲੈ ਵੀ ਹੁਣ ਤੇਰਾ ਪੈਰ ਫਿਸਲ ਗਿਆ ਹੁਣ ਥੱਲੇ ਨੂੰ ਆਏਗਾ 40 ਪੁਰ ਹੋਏ ਦਾੜੀਆਂ ਤੇ ਅੱਜ ਕੱਲ ਤੇ ਮੈਂ ਵੇਖਿਆ ਵੀ 25 25 ਸਾਲਾਂ ਦਿਆਂ ਦੀਆਂ ਦਾੜੀਆਂ ਚਿੱਟੀਆਂ ਹੋਣ ਲੱਗ ਪਈਆਂ ਇਹ ਕਹਿੰਦੇ ਸਟ੍ਰੈਸ ਸਟ੍ਰੈਸ ਛੋਟੀਆਂ ਉਮਰਾਂ 'ਚ ਦਾੜੀਆਂ ਚਿੱਟੀਆਂ ਹੋਈ ਜਾਂਦੀਆਂ ਸੱਠੀ ਕੇ ਬੜੇ ਪਾਵੇ 60 ਦਾ ਹੋ ਗਿਆ ਕਹਿੰਦੇ ਬੁੱਢਾ ਹੋ ਗਿਆ 70 ਕਾ ਮਤਹੀਣ ਹੋਵੇ ਭਾਵੇਂ ਸਿਆਣਾ ਹੀ ਪਰ ਹੁਣ ਨਿਆਣੇ ਕਹਿੰਦੇ ਬਾਪੂ ਤੂੰ ਆਪਣੀ ਸਲਾਹ ਆਪਣੇ ਕੋਲ ਹੀ ਰੱਖ ਤੈਨੂੰ ਨਹੀਂ ਪਤਾ ਜਮਾਨਾ ਕਿਦਾਂ ਦਾ ਚੱਲਦਾ ਆਖੋ ਸਤਨਾਮ ਹੋਵੇ ਭਾਵੇਂ ਗੱਲ ਸਿਆਣੀ ਹੋਈ ਕਰੇ ਲੋਕੀ ਮਤਹੀਣ ਕਹਿਣ ਲੱਗ ਪੈਂਦੇ ਵੀ ਤੈਨੂੰ ਤੇ ਪਤਾ ਹੀ ਨਹੀਂ ਕੁਝ ਵੀ 70 ਦੇ 70 ਵਾਲੇ ਨੂੰ ਅੱਜ ਦੇ ਜਮਾਨੇ ਦਾ ਕੀ ਪਤਾ ਤੂੰ ਪੁਰਾਣੀਆਂ ਗੱਲਾਂ ਕਰਦਾ ਅਸੀਂ ਅੱਜ ਦੇ ਆ ਅਸੀਂ ਨਵੇਂ ਜਮਾਨੇ ਦੇ ਆ ਨਵੇਂ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 80 ਸਾਲ ਦਾ ਫਿਰ ਕੰਮ ਕਰ ਨਹੀਂ ਕਰ ਸਕਦਾ ਨਵੇਂ ਕਾ ਸਹਿਜਾ ਸਣੀ ਮੂਲ ਨਾ ਜਾਣਾ ਅੱਪ ਪਲ ਕਹਿੰਦੇ ਆਪਣੇ ਸਰੀਰ ਨੂੰ ਨਹੀਂ ਸੰਭਾਲ ਸਕਦਾ 90 ਦਾ ਹੋ ਗਿਆ ਫਿਰ ਮੰਜੇ ਜੇਤੀ ਪਿਆ ਰਹਿੰਦਾ ਕਹਿੰਦੇ ਵੇਖ ਲਿਆ ਸਾਰਾ ਕੁਝ ਢੂੰਡ ਕੇ ਪਰਖ ਕੇ ਕੱਖ ਨਹੀਂ ਕਹਿੰਦੇ ਧੂਵੇਂ ਦਾ ਬੱਦਲ ਹੀ ਹੈ ਬਸ ਵੇਖਣ ਨੂੰ ਹੀ ਲੱਗਦਾ ਨਿਕਲਦਾ ਨੁਕਲਦਾ ਕੱਖ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਸੱਚ ਨੂੰ ਸਮਝਿਆ ਨਾ ਨਾ ਜੇ ਜ਼ਿੰਦਗੀ 'ਚ ਗੁਣ ਨਾ ਲਏ ਜੇ ਕੁਝ ਕਰਕੇ ਨਾ ਗਿਆ ਭਾਈ ਜੈ ਸਿੰਘ ਵਾਂਗੂ ਜਜ਼ਬਾ ਨਾ ਆਇਆ ਸਾਹਿਬਜ਼ਾਦਿਆਂ ਵਾਲੀ ਦ੍ਰਿੜਤਾ ਨਾ ਆਈ ਅਣਖ ਨਾ ਜਾਗੀ ਅੰਦਰ ਜਜ਼ਬਾ ਨਾ ਆਇਆ ਕਹਿੰਦੇ ਕੱਖ ਨਹੀਂ ਐਵੇਂ ਹੀ ਹੈ ਵੇਖ ਲਿਆ ਸਾਰਾ ਕੁਝ ਵੇਖ ਲਿਆ ਕਹਿੰਦੇ ਵੇਖਿਓ ਜੀ ਜੰਮਣਾ ਵੱਡੇ ਹੋਣਾ ਤੇ ਫਿਰ ਥੱਲੇ ਨੂੰ ਚਲੇ ਜਾਣਾ ਭਾਵ ਬੱਚਾ ਪਹਿਲਾਂ ਹੌਲੀ-ਹੌਲੀ ਡਿਗ ਡਿਗ ਡੋਲੇ ਜੇ ਖਾਂਦਾ ਹੈ ਫਿਰ ਸਿੱਧਾ ਤੁਰਨ ਲੱਗ ਜਾਂਦਾ ਹੈ ਇਦਾਂ ਹੀ ਫਿਰ ਜਦੋਂ ਥੱਲੇ ਨੂੰ ਆਉਣਾ ਹੁੰਦਾ ਹੈ ਉਵੇਂ ਹੀ ਫਿਰ ਥੱਲੇ ਆਉਂਦਾ ਹੈ ਪਹਿਲਾਂ ਠੀਕ ਤੁਰਦਾ ਹੈ ਫਿਰ ਖੁੰਡੀ ਜੀ ਫੜ ਲੈਂਦਾ ਹੈ ਫਿਰ ਇੱਕ ਦਿਨ ਮੰਜੇ ਤੇ ਹੀ ਪੈ ਜਾਂਦਾ ਜਿਵੇਂ ਬੱਚੇ ਥੱਲੇੋਂ ਗਏ ਸੀ ਉੱਥੇ ਹੀ ਫਿਰ ਮੁੜ ਕੇ ਆਉਂਦਾ ਹੈ ਫਿਰ ਉਹ ਫਿਰ ਫਿਰ ਖਤਮ ਹੋ ਜਾਂਦਾ ਕਹਿੰਦੇ ਇੱਥੇ ਅੱਗੇ ਅੱਗੇ ਸੁਣੇ ਲਾਜ ਨਾ ਮਰ ਹੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਸਰੀਰ ਤੇਰਾ ਨਹੀਂ ਤੂੰ ਗਾਂ ਹੋਰ ਹੀ ਚੀਜ਼ਾਂ ਨੂੰ ਬਣਾਈ ਫਿਰਦਾ ਆਪਣਾ ਕਹਿੰਦੇ ਮਰਦਾ ਨਹੀਂ ਸ਼ਰਮ ਨਾਲ ਤੂੰ ਜਦੋਂ ਆਇਆ ਅੰਦਰੋਂ ਕਹਿੰਦਾ ਵੀ ਮੇਰਾ ਘਰ ਹੈ ਮੇਰਾ ਘਰ ਹੈ ਤੇਰਾ ਕੁਝ ਨਹੀਂ ਇੱਥੇ ਲਾਜ ਦਾ ਮਰੋ ਮਰਦਾ ਨਹੀਂ ਤੂੰ ਸ਼ਰਮ ਨਾਲ ਕਹੋ ਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਰ ਪੜੋ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਸਿੱਧੀ ਹੋਈ ਸਮਝ ਆ ਹੀ ਰਹੀ ਹੈ ਬੜੇ ਤਰੀਕਿਆਂ ਨਾਲ ਕਾਇਆ ਨੂੰ ਪਾਲਿਆ ਦੁੱਧ ਮੱਖਣਾ ਨਾਲ ਕਾਇਆ ਨੂੰ ਪਾਲਿਆ ਬੜਾ ਕੁਝ ਖਾਂਦੇ ਰਹੇ ਬੜਾ ਕੁਝ ਕਰਦੇ ਰਹੇ ਕਾਇਆ ਨੂੰ ਪਾਲਿਆ ਇਹਦਾ ਅਰਥ ਇਹ ਨਹੀਂ ਪਾਲਣਾ ਬੰਦ ਕਰ ਦੇਣਾ ਚੇਤਾ ਜ਼ਰੂਰ ਰੱਖਣਾ ਹੈ ਕਾਇਆ ਨੂੰ ਪਾਲਣਾ ਹੈ ਚੇਤਾ ਰੱਖਣਾ ਵੀ ਇੱਕ ਦਿਨ ਇਹ ਤਨ ਹੋਏਗੋ ਭਸਮ ਕੀਟੇ ਭਸਮ ਕੀਟੇ ਇਹ ਚੇਤਾ ਰੱਖਣਾ ਵੀ ਇਹਨੇ ਇੱਕ ਦਿਨ ਰਾਖ ਬਣ ਜਾਣਾ ਇਹ ਨਹੀਂ ਭੁੱਲਣਾ ਇਹ ਜ਼ਰੂਰ ਚੇਤਾ ਰੱਖਣਾ ਹਾਂਜੀ ਚੋਆ ਚੰਦਨ ਮਰਦਨ ਹੰਗਾ ਸੋ ਤਨ ਜਲੇ ਕਾਠ ਕੈ ਸੰਗਾ ਬਸ ਸਿੱਧਾ ਜਿਹਾ ਅਰਥ ਕਰ ਲੋ ਵੀ ਕਈ ਅਤਰ ਫਲੇਲਾ ਲਾਉਣਾ ਕਈ ਕੁਝ ਲਾਉਣਾ ਕਹਿੰਦੇ ਇੱਕ ਦਿਨ ਲੱਕੜੀ ਦੇ ਸੰਗ ਸੜਨਾ ਹੈ ਸ਼੍ਰੀ ਇੱਕ ਦਿਨ ਲੱਕੜਾਂ ਦੇ ਵਿੱਚ ਕੇਸ ਚੱਲੇ ਜੈਸੇ ਘਾਸ ਕਾ ਪੂਲਾ ਹਾੜ ਚੱਲੇ ਜੈਸੇ ਲੱਕੜੀ ਕਾ ਥੂਲਾ ਇਦਾਂ ਕਹਿੰਦੇ ਇੱਕ ਦਿਨ ਸਰੀਰ ਸੜਨਾ ਹੈ ਇਹਨੂੰ ਚੇਤਾ ਰੱਖਿਓ ਵੀ ਸਵਾਹ ਬਣਨਾ ਇਹਨੇ ਜੋਗੀ ਪਤਾ ਕਿਉਂ ਸਵਾਹ ਮਲਦੇ ਆ ਸਰੀਰ ਤੇ ਸੁਣਿਓ ਜੋਗੀ ਜਦੋਂ ਸਵਾਹ ਮਲਦੇ ਆ ਉਹਨਾਂ ਨੂੰ ਪੁੱਛੋ ਵੀ ਸਵਾਹ ਕਿਉਂ ਮਲੀ ਹੈ ਕਹਿੰਦੇ ਜਦੋਂ ਸਵਾਹ ਮਲਦੇ ਆ ਅਸੀਂ ਇਦਾਂ ਜਦੋਂ ਬੈਠੇ ਹੋਈਏ ਸਰੀਰ ਤੇ ਸਾਨੂੰ ਰਾਖ ਦਿਸੇ ਵੀ ਆ ਰਾਖ ਤੇ ਰਾਖ ਨੂੰ ਵੇਖ ਕੇ ਸਾਨੂੰ ਯਾਦ ਆਵੇਗਾ ਵੀ ਇੱਕ ਦਿਨ ਸਰੀਰ ਨੇ ਵੀ ਰਾਖ ਬਣ ਜਾਣਾ ਅੱਛਾ ਸਰੀਰ ਨੇ ਰਾਖ ਬਣ ਜਾਣਾ ਹੈ ਫਿਰ ਕਹਿੰਦੇ ਬਦੋਂ ਚੇਤਾ ਆਊਗਾ ਵੀ ਰਾਖ ਬਣਨਾ ਹੈ ਫਿਰ ਚੇਤਾ ਆ ਜਾਏਗਾ ਵੀ ਇੱਕ ਦਿਨ ਸੜੇਗੀ ਤੇ ਤਾਂ ਹੀ ਰਾਖ ਬਣੋ ਜਦੋਂ ਇਹਨੂੰ ਵੇਖਾਂਗੇ ਰਾਖ ਨੂੰ ਤੇ ਸਰੀਰ ਦਾ ਰਾਖ ਬੰਨਣਾ ਚੇਤਾ ਆ ਜਾਏਗਾ ਫਿਰ ਕਹਿੰਦੇ ਫਿਰ ਚੇਤਾ ਆ ਜਾਣਾ ਹੈ ਵੀ ਇੱਕ ਦਿਨ ਅੰਤਮ ਸੰਸਕਾਰ ਹੋਣਾ ਹੈ ਕਹਿੰਦੇ ਹਾਂ ਕਹਿੰਦੇ ਅੰਤਮ ਸੰਸਕਾਰ ਚੇਤਾ ਆਏਗਾ ਫਿਰ ਮੌਤ ਯਾਦ ਆਏਗੀ ਫਿਰ ਬਈ ਕਿ ਜਦੋਂ ਮੌਤ ਯਾਦ ਆਊ ਫਿਰ ਆਪੇ ਰੱਬ ਯਾਦ ਆਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤਾਂ ਸੁਆਹ ਮਲਦੇ ਆ ਸਾਡੇ ਗੁਰੂ ਜੀ ਕਹਿੰਦੇ ਮੈਂ ਨਾ ਸਿਰ 'ਚ ਸੁਆਹ ਪਾਈ ਹੈ ਤੇ ਨਾ ਆਪਣੇ ਸਿੱਖਾਂ ਦੇ ਬੋਲੋ ਨਾ ਆਪਣੇ ਸਿੱਖਾਂ ਦੇ ਗੁਰੂ ਨਾਨਕ ਸਾਹਿਬ ਨੇ ਨਹੀਂ ਪਾਈ ਹਾਂ ਉਹ ਗੱਲ ਵੱਖ ਹੈ ਵੀ ਗੁਰੂ ਨਾਨਕ ਦਾ ਪੁੱਤਰ ਸ਼੍ਰੀ ਚੰਦ ਬਾਗੀ ਹੋ ਗਿਆ ਉਹਨੇ ਪਾਈ ਹੈ ਗੁਰੂ ਨਾਨਕ ਦੇ ਪੁੱਤਰ ਨੇ ਪਾਈ ਹੈ ਸ਼੍ਰੀ ਚੰਦ ਨੇ ਸਵਾ ਵੀ ਪਾਈ ਹੈ ਸਾਰੇ ਕੰਮ ਉਹ ਕੀਤੇ ਆ ਜਿਨ੍ਹਾਂ ਤੋਂ ਗੁਰੂ ਨਾਨਕ ਨੇ ਰੋਕਿਆ ਹੈ ਬਾਬੇ ਸ਼੍ਰੀ ਚੰਦ ਨੇ ਸਾਰੇ ਉਹ ਕੰਮ ਉਹੀ ਕੀਤੇ ਐ ਜਿਨ੍ਹਾਂ ਤੋਂ ਗੁਰੂ ਨਾਨਕ ਰੋਕਦੇ ਰਹੇ ਐ ਇਹ ਚੇਤਾ ਰੱਖਿਓ ਜੀ ਸਾਡਾ ਇਤਿਹਾਸ ਕੁਝ ਹੋਰ ਕਹਿੰਦਾ ਹੈ ਉਦਾਸੀਆਂ ਨੇ ਇਤਿਹਾਸ ਲਿਖਾਇਆ ਹੈ ਉਦਾਸੀਆਂ ਨੇ ਸ਼੍ਰੀ ਚੰਦ ਨੂੰ ਰੱਬ ਬਣਾਇਆ ਹੈ ਇਤਿਹਾਸ ਵਿੱਚ ਤੇ ਇਦਾਂ ਵੀ ਲਿਖਿਆ ਹੈ ਵੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦਾੜੇ ਨਾਲ ਚਰਨ ਝਾੜਦੇ ਰਹੇ ਸ਼੍ਰੀ ਚੰਦ ਦੇ ਪਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਵੀ ਗੁਰੂ ਨਾਨਕ ਦਾ ਪੁੱਤਰ ਤੇ ਭਾਈ ਲੈਣੇ ਨੇ ਬਣ ਕੇ ਵਿਖਾਇਆ ਸ਼੍ਰੀ ਚੰਦ ਹੋਣੀ ਤੇ ਆਕੀ ਫਿਰਦੇ ਰਹੇ ਗੁਰੂ ਤੋਂ ਇਹਨਾਂ ਨੇ ਨਹੀਂ ਕਹਿੰਦੇ ਪਿਤਾ ਮੰਨਿਆ ਇਹਨਾਂ ਨੇ ਗੁਰੂ ਨਹੀਂ ਮੰਨਿਆ ਹੰਕਾਰ ਵਿੱਚ ਹੀ ਫਿਰਦੇ ਰਹੇ ਕਹਿੰਦੇ ਪੁੱਤਰ ਆਖੇ ਨਹੀਂ ਲੱਗੇ ਗੁਰੂ ਨਾਨਕ ਦਾ ਪੁੱਤਰ ਤੇ ਭਾਈ ਲੈਣੇ ਨੇ ਬਣ ਕੇ ਵਿਖਾਇਆ ਇਹ ਪੰਕਤੀਆਂ ਵੀ ਪੜ੍ਹ ਲਓ ਕਿਉਂਕਿ ਸੁਰਤ ਵਿੱਚ ਲੈ ਆਓ ਇਤਿਹਾਸ ਕੀ ਕਹਿੰਦਾ ਹੈ ਸਾਡੇ ਲਈ ਉਹ ਗੱਲ ਮਹਿਣਾ ਨਹੀਂ ਰੱਖਦੀ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖਿਆ ਹੈ ਸਾਡੇ ਲਈ ਉਹ ਗੱਲ ਜ਼ਰੂਰੀ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਕਿਤਾਬਾਂ ਤੇ ਬਥੇਰਿਆਂ ਨੇ ਲਿਖੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਤਾਬਾਂ 'ਚ ਕੀ ਲਿਖਿਆ ਇਹ ਨਾ ਸੁਣਾਓ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਇਹ ਦੱਸੋ ਤੇ ਗੁਰੂ ਗ੍ਰੰਥ ਸਾਹਿਬ 'ਚ ਸ਼੍ਰੀ ਚੰਦ ਨੂੰ ਦਿਲ ਦਾ ਖੋਟਾ ਲਿਖਿਆ ਦਿਲ ਦਾ ਖੋਟਾ ਤੇ ਪਿਤਾ ਤੋਂ ਆਕੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਉੱਪਰ ਨੇ ਸਾਰਿਆਂ ਤੋਂ ਪੜ੍ਹ ਦਿਓ ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋ ਕਨ ਐ ਦਿਲ ਖੋਟੈ ਆਕੀ ਫਿਰਨਾ ਬਨ ਭਾਰ ਉਚਾਇਨ ਛੱਟੀਐ ਬਸ ਦਿਲ ਦੇ ਖੋਟੇ ਰਹੇ ਆਪਣੇ ਹੀ ਹੰਕਾਰ ਦੇ ਵਿੱਚ ਕਹਿੰਦੇ ਫਿਰਦੇ ਰਹੇ ਇਹ ਆਖੇ ਨਹੀਂ ਲੱਗੇ ਸਿਰ ਵਿੱਚ ਸਵਾਹ ਪਾ ਕੇ ਫਿਰਦਾ ਰਿਹਾ ਸ਼੍ਰੀ ਚੰਦ ਹੁਣ ਆ ਸੁਣਿਓ ਭਾਈ ਧਿਆਨ ਨਾਲ ਜੋਗੀ ਕਹਿੰਦੇ ਐ ਬਈ ਸਵਾਹ ਨੂੰ ਵੇਖਾਂਗੇ ਮੌਤ ਜ਼ਿਆਦਾ ਆਊ ਮੌਤ ਜ਼ਿਆਦਾ ਆਏਗੀ ਸਰੀਰ ਦਾ ਸੜਨਾ ਜ਼ਿਆਦਾ ਆਏਗਾ ਜਦੋਂ ਸਰੀਰ ਸੜਨਾ ਜ਼ਿਆਦਾ ਆਇਆ ਮੌਤ ਜ਼ਿਆਦਾ ਆਈ ਤੇ ਕਹਿੰਦੇ ਫਿਰ ਰੱਬ ਯਾਦ ਆਊ ਮਾਰੇ ਕਹਿੰਦੇ ਮੇਰੇ ਵਾਲਿਆਂ ਨੇ ਨਹੀਂ ਆ ਕੁਝ ਕਰਨਾ ਨਾ ਮੈਂ ਸਿਰ 'ਚ ਸਵਾਹ ਪਾਈ ਹੈ ਨਾ ਆਪਣੇ ਸਿੱਖਾਂ ਦੇ ਪਾਉਣ ਦੇਣੀ ਹੈ ਮੇਰੇ ਵਾਲੇ ਜਿਹੜੇ ਨੇ ਸਿੱਧੇ ਹੀ ਰੱਬ ਨਾਲ ਪਿਆਰ ਕਰਨਗੇ ਜਿਨ੍ਹਾਂ ਨੂੰ ਰੱਬ ਯਾਦ ਹੈ ਜਿਨ੍ਹਾਂ ਨੂੰ ਰੱਬ ਯਾਦ ਹੈ ਉਹਨਾਂ ਨੂੰ ਮੌਤ ਯਾਦ ਹੈ ਜਿਨ੍ਹਾਂ ਨੂੰ ਮੌਤ ਯਾਦ ਹੈ ਕਿਉਂਕਿ ਰੱਬ ਦੇ ਨਿਯਮ ਵਿੱਚ ਹੀ ਆਉਂਦੀ ਹੈ ਮੌਤ ਰੱਬ ਯਾਦ ਹੈ ਉਹਨਾਂ ਨੂੰ ਮੌਤ ਵੀ ਯਾਦ ਹੈ ਜਿਨ੍ਹਾਂ ਨੂੰ ਮੌਤ ਯਾਦ ਹੈ ਉਹਨਾਂ ਨੂੰ ਅੰਤਮ ਸੰਸਕਾਰ ਵੀ ਉਹਨਾਂ ਦੀ ਸੁਰਤ ਵਿੱਚ ਹੈ ਵੀ ਇੱਕ ਦਿਨ ਸੜਾਂਗੇ ਤੇ ਕਹਿੰਦੇ ਜਿਨ੍ਹਾਂ ਨੂੰ ਅੰਤਮ ਸੰਸਕਾਰ ਯਾਦ ਹੈ ਸਵਾਹ ਦਾ ਬਣ ਜਾਣਾ ਵੀ ਉਹਨਾਂ ਨੂੰ ਪਤਾ ਹੀ ਹੈ ਕਹਿੰਦੇ ਮਲਣ ਦੀ ਲੋੜ ਨਹੀਂ ਇਦਾਂ ਹੀ ਪਤਾ ਵੀ ਇੱਕ ਦਿਨ ਸਵਾਹ ਬਣ ਜਾਣਾ ਆਪੋ ਸਤਨਾਮ ਵਾਹਿਗੁਰੂ ਮੇਰੇ ਵਾਲਿਆਂ ਨੂੰ ਸਵਾਹ ਬਣਨਾ ਸੁਰਤ ਵਿੱਚ ਹੈ ਯਾਦ ਹੈ ਸਵਾਬ ਬਲਣ ਦੀ ਲੋੜ ਨਹੀਂ ਆਪੇ ਹੀ ਯਾਦ ਹੈ ਵੀ ਇੱਕ ਦਿਨ ਰਾਖ ਬਣ ਜਾਣਾ ਇਹ ਤਨ ਹੋਏਗਾ ਭਸਮ ਕੀ ਢੇਰੀ ਇੱਥੇ ਵੀ ਬਚਨ ਆਪਾਂ ਪੜਿਆ ਫੇਰ ਪੜ ਦਿਓ ਹਾਂਜੀ ਅਨਕ ਜਤਨ ਕਰ ਕਾਇਆ ਪਾਲੀ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਬਸ ਇੱਕ ਦਿਨ ਸਾੜ ਦੇਣਗੇ ਅੱਗੇ ਸੁਣੋ ਚੋ ਚੰਦਨ ਮਰਦਨ ਰੰਗਾ ਸੋ ਤਨ ਜਲੇ ਕਾਠ ਕੈ ਸੰਗਾ ਚਲੋ ਜੀ ਲੱਕੜੀ ਦੇ ਨਾਲ ਸਰੀਰ ਨੇ ਇੱਕ ਦਿਨ ਸੜ ਜਾਣਾ ਰਾਖ ਹੋ ਜਾਣਾ ਹਾਂਜੀ ਕਹੋ ਕਬੀਰ ਸੁਨੋ ਰੇ ਬੁਨਿਆ ਉਹ ਸਿਆਣਿਓ ਕਹਿੰਦੇ ਸੁਣੋ ਬੁਨਿਓ ਭਗਤ ਕਬੀਰ ਬੁਨਿਓ ਸਿਆਣਿਓ ਜੇ ਦਿਮਾਗ ਕੰਮ ਕਰਦਾ ਮਾੜਾ ਮੋਟਾ ਤੇ ਕਹਿੰਦੇ ਸੁਣੋ ਭਾਈ ਉਹ ਭਾਈ ਸਿਆਣਿਓ ਅਕਲਾਂ ਵਾਲਿਓ ਸੁਣੋ ਵੱਡੀਆਂ ਅਕਲਾਂ ਕਹਿੰਦੇ ਅਕਲ ਵਾਲਿਆਂ ਸੀ ਸੁਣੋ ਆ ਗੱਲ ਨਾ ਭੁੱਲਿਓ ਪੜ ਦਿਓ ਪੂਰਾ ਕਹੋ ਕਬੀਰ ਸੁਨੋ ਰੇ ਗੁਨੀਆ ਬਿਨ ਸੇ ਗੋਰੂਪ ਦੇਖੇ ਸਭ ਦੁਨੀਆ ਕਹਿੰਦੇ ਸਾਰੀ ਦੁਨੀਆ ਵੇਖੋ ਉਹ ਸੜਦਾ ਹੈ ਕਹਿੰਦੇ ਖੜ ਖੜ ਕੇ ਵੇਖਣਗੇ ਵੀ ਉਹ ਸੀ ਨਾ ਜਿਹੜਾ ਕਹਿੰਦਾ ਸੀ ਵੀ ਮੈਂ ਮੇਰੇ ਨਾਲ ਹੀ ਵੱਸਦਾ ਪਿੰਡ ਕਹਿੰਦੇ ਐ ਸੜਦਾ ਉਹ ਦੇਖਣਗੇ ਅੱਜ ਕੱਲ ਕਿਹਦੇ ਕੋਲ ਟਾਈਮ ਹੈ ਜੀ ਅੱਜ ਕੱਲ ਤੇ ਸੰਸਕਾਰਾਂ ਵਾਲੇ ਵੀ ਅਜੇ ਅਜੇ ਉਹ ਨਿਬੜਿਆ ਨਹੀਂ ਜੀ ਹੁੰਦਾ ਕੰਮ ਅਗਲੇ ਨੂੰ ਕਾਲ ਪਈ ਹੁੰਦੀ ਹੈ 5 ਮਿੰਟ ਚ ਅਗਲਾ ਹੋ ਜਾਂਦਾ ਅੱਜ ਕੱਲ ਤੇ ਇੰਨਾ ਵੀ ਟਾਈਮ ਨਹੀਂ ਵੀ ਤੈਨੂੰ ਵੇਖ ਲੈਣਗੇ ਵੀ ਅੱਧਾ ਘੰਟਾ ਬੈਠੇ ਰਹਿਣਗੇ ਵੀ ਚੱਲ ਸੜ ਰਿਹਾ ਹੌਲੀ ਹੌਲੀ ਕਿਹਦੇ ਕੋਲ ਟਾਈਮ ਹੈ ਬਿਨਸੈ ਕੋ ਰੂਪ ਦੇਖੈ ਸਭ ਦੁਨੀਆ ਸੜੇਗਾ ਤੇਰਾ ਇਹ ਰੂਪ ਇੱਕ ਦਿਨ ਤੇ ਕਹਿੰਦੇ ਵੇਖੇਗੀ ਸਾਰੀ ਦੁਨੀਆ ਤੇ ਜਦੋਂ ਆਪਾਂ ਇਹੋ ਜਿਹੇ ਸ਼ਬਦ ਸੁਣੋ ਇਹੋ ਜਿਹੇ ਸ਼ਬਦ ਆਪਾਂ ਘਰਾਂ ਵਿੱਚ ਬਹਿ ਕੇ ਐਦਾਂ ਗਾ ਗਾ ਕੇ ਆਪਣੇ ਆਪ ਨੂੰ ਸਮਝਾਈਏ ਮਨ ਸਮਝੇ ਫਿਰ ਕਿਵੇਂ ਨਾ ਜੀ ਕਰੇਗਾ ਹੁਣ ਭਗਤ ਆਪਣੇ ਭਾਈ ਜੈ ਸਿੰਘ ਜੀ ਜਿਹੜੇ ਸੀ ਐਦਾਂ ਹੀ ਇੱਥੇ ਬੈਠੇ ਹੋਣਗੇ ਪੜਦੇ ਲੈ ਐਦਾਂ ਹੀ ਬੈਠੇ ਪੜਦੇ ਹੋਣਗੇ ਬਾਣੀ ਨੂੰ ਐਦਾਂ ਗਾ ਗਾ ਕੇ ਰੋਜ਼ ਤੇ ਮਨ ਸਮਝਿਆ ਹੋਇਆ ਸੀ ਸਾਡੇ ਵਰਗਾ ਕੰਨ ਰਸਤੇ ਹੈ ਨਹੀਂ ਸੀ ਵੀ ਨਿਬੜ ਗਿਆ ਗੱਲ ਕਾਨਾਂ ਨੇ ਸੁਣ ਲਿਆ ਚੱਲ ਗੱਲ ਖਤਮ ਹੈ ਬਾਣੀ ਨੂੰ ਰੋਜ਼ ਗਾ ਗਾ ਕੇ ਪੜਨ ਵਾਲਿਆਂ ਦੀ ਸੁਰਤ ਵਿੱਚ ਬਾਣੀ ਵਸ ਜਾਂਦੀ ਹੈ ਫਿਰ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਤੇ ਹੁੰਦੇ ਨਹੀਂ ਉਹ ਨਰਲੇਪ ਹੁੰਦੇ ਐ ਫਿਰ ਜਦੋਂ ਆਇਆ ਹੋਣਾ ਸਮਾਂ ਅਗਲਿਆਂ ਨੇ ਆਖਿਆ ਵੀ ਸਲਾਮਾ ਨਹੀਂ ਕਰਦਾ ਇਤਿਹਾਸ ਤੋਂ ਜਾਣੂ ਹਾਂ ਮੈਂ ਇਤਿਹਾਸ ਨਹੀਂ ਸੁਣਾਉਣ ਲੱਗਿਆ ਬਸ ਇਸ਼ਾਰਾ ਹੀ ਕਰਾਂਗਾ ਵੀ ਚੱਕ ਬੋਝਾ ਅਸਮਾਨ ਵਾਲਾ ਤੇ ਪਟਿਆ ਪਟਿਆਲੇ ਤੱਕ ਲੈ ਕੇ ਚੱਲ ਸਲਾਮ ਨਹੀਂ ਕੀਤੀ ਤੂੰ ਸਾਡੇ ਅੱਗੇ ਝੁਕਿਆ ਨਹੀਂ ਤੂੰ ਸਜਦਾ ਨਹੀਂ ਕੀਤਾ ਉਹ ਕਹਿੰਦੇ ਸਜਦਾ ਤੇ ਅਸੀਂ ਆਪਣੇ ਗੁਰੂ ਨੂੰ ਹੀ ਕਰਦੇ ਆਂ ਜੀ ਪਰਮਾਤਮਾ ਤੋਂ ਬਿਨਾ ਮਾਲਕ ਤੋਂ ਬਿਨਾ ਝੁਕਦੇ ਨਹੀਂ ਕਿਸੇ ਅੱਗੇ ਕਹਿੰਦੇ ਵੀ ਤੈਨੂੰ ਸਮਾਨ ਚੁੱਕਣਾ ਪੈਣਾ ਸਜ਼ਾ ਗਈ ਕਹਿੰਦੇ ਚੱਕ ਲੈਨੇ ਆ ਸਿਰ ਤੇ ਲੱਗੇ ਸਮਾਨ ਧਰਨ ਉਹ ਵੀ ਕਹਿੰਦੇ ਇਹ ਤੇ ਦੱਸ ਦੋ ਇਹਦੇ 'ਚ ਹੈ ਕੀ ਹੈ ਸਮਾਨ ਤੇ ਲੱਗ ਕੇ ਮੇਰੇ ਸਿਰ ਤੇ ਧਰਨ ਇਹਦੇ 'ਚ ਹੈ ਕੀ ਹੈ ਕਹਿੰਦੇ ਨਵਾਬ ਸਾਹਿਬ ਦਾ ਹੁੱਕਾ ਹੈ ਕਹਿੰਦੇ ਮੈਂ ਨਹੀਂ ਝੁਕਣਾ ਹੁੱਕਾ ਮੈਂ ਨਹੀਂ ਝੁਕਣਾ ਕਹਿੰਦੇ ਤੈਨੂੰ ਝੁਕਣਾ ਪੈਣਾ ਕਹਿੰਦੇ ਝੁਕਣਾ ਨਹੀਂ ਕਹਿੰਦੇ ਵੇਖ ਲੈ ਫਿਰ ਬੁਰੀ ਤਰ੍ਹਾਂ ਪੇਸ਼ ਆਵਾਂਗੇ ਕਹਿੰਦੇ ਅੱਗੇ ਕਿਹੜਾ ਘਾਟ ਆਏ ਨੇ ਅੱਜ ਤੱਕ ਬੁਰੀ ਤਰ੍ਹਾਂ ਹੀ ਪੇਸ਼ ਆਏ ਹੋ ਸਾਡੇ ਨਾਲ ਆਜੋ ਫਿਰ ਤੁਸੀਂ ਕੀ ਕਰੋਗੇ ਵੱਧ ਤੋਂ ਵੱਧ ਬਸ ਫਿਰ ਉਹਨਾਂ ਨੇ ਜਦੋਂ ਸਿਰ ਤੇ ਨਹੀਂ ਚੁੱਕਿਆ ਉਹ ਹੁੱਕਾ ਨਵਾਬ ਦਾ ਤੰਬਾਕੂ ਸਾਡੇ ਧਰਮ ਵਿੱਚ ਆਪਣੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਤੰਬਾਕੂ ਬੱਜਰ ਕਰੈਤ ਚਾਉਂਦਾ ਹੈ ਚਾਰ ਬੱਜਰ ਕਰੈਤਾਂ ਨੇ ਨਾ ਸ਼ਰਾਬ ਨਹੀਂ ਪੀਣੀ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਕੇਸ ਨਹੀਂ ਕੱਟਣੇ ਤਿੰਨ ਹੋ ਗਈਆਂ ਤੇ ਚੌਥੀ ਬੱਜਰ ਕਰੈਤ ਹੈ ਤੰਬਾਕੂ ਨਹੀਂ ਖਾਣਾ ਚਾਰ ਨੇ ਬੱਜਰ ਪ੍ਰੇਤਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੇਸ ਨਹੀਂ ਕੱਟਣੇ ਇਹ ਇਹ ਬੱਜਰ ਕੁਰੇਤ ਪਰ ਨਾਰੀ ਪਰ ਪੁਰਸ਼ ਦਾ ਸੰਗ ਬੱਜਰ ਕੁਰੇਤ ਬੱਜਰ ਕੁਰੇਤਾਂ ਚ ਮੰਨਿਆ ਸ਼ਰਾਬ ਪੀਣੀ ਬੱਜਰ ਕੁਰੇਤ ਤੇ ਇਸੇ ਤਰ੍ਹਾਂ ਤੰਬਾਕੂ ਖਾਣਾ ਵੀ ਬੱਜਰ ਕੁਰੈਤ ਤੰਬਾਕੂ ਖਾਣਾ ਵੀ ਜੀ ਬੱਜਰ ਕੁਰੈਤ ਹੈ ਤੇ ਤੰਬਾਕੂ ਦੀ ਪੁੜੀ ਉੱਤੇ ਸਾਡੇ ਤੇ ਬਹੁਤ ਸਾਲ ਪਹਿਲਾਂ ਤੋਂ ਹੀ ਲਿਖਿਆ ਹੋਇਆ ਸਾਡੇ ਇਤਿਹਾਸ ਵਿੱਚ ਤੇ ਪਰ ਤੰਬਾਕੂ ਦੀ ਪੁੜੀ ਤੇ ਵੀ ਲਿਖਿਆ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਤੰਬਾਕੂ ਵਾਲੀ ਪੁੜੀ ਤੇ ਵੀ ਲਿਖਿਆ ਵੀ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਤੰਬਾਕੂ ਤੋਂ ਐਡੀ ਮਾੜੀ ਚੀਜ਼ ਹੈ ਵੇਖੋ ਸਾਨੂੰ ਤੇ ਕਿੰਨਾ ਚਿਰ ਪਹਿਲਾਂ ਹੀ ਰੋਕਿਆ ਹੋਇਆ ਵੀ ਇਹ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਦਾ ਉਸ ਵੇਲੇ ਭਾਈ ਜੈ ਸਿੰਘ ਨੇ ਮੈਂ ਤੇ ਨਹੀਂ ਚੁੱਕਦਾ ਇਹ ਮੈਂ ਨਹੀਂ ਚੁੱਕਣਾ ਸਾਨੂੰ ਤੇ ਰੋਕਿਆ ਹੋਇਆ ਉਹ ਕਹਿੰਦੇ ਵੀ ਚੁੱਕਣਾ ਪੈਣਾ ਕਹਿੰਦੇ ਮੈਂ ਨਹੀਂ ਚੁੱਕਦਾ ਜੈ ਸਿੰਘ ਤੈਨੂੰ ਚੁੱਕਣਾ ਪੈਣਾ ਕਹਿੰਦੇ ਨਾ ਤੰਬਾਕੂ ਵਾਲਾ ਬੋਝਾ ਨਹੀਂ ਸਮਾਨ ਚੁੱਕਣਾ ਦੂਜਾ ਜਿਹੜਾ ਮਰਜ਼ੀ ਚੁਕਾ ਦਿਓ ਆ ਕੱਢੋ ਬਾਹਰ ਫੇਰ ਚੁੱਕ ਲਓ ਕਹਿੰਦੇ ਧਰਨਾ ਤੇਰੇ ਸਿਰ ਤੇ ਹੋਈ ਹੈ ਕਹਿੰਦੇ ਨਹੀਂ ਅੜੀ ਹੋ ਗਈ ਕਹਿੰਦੇ ਫਿਰ ਬੁਰੀ ਤਰ੍ਹਾਂ ਪੇਸ਼ ਆਵਾਂਗੇ ਕਹਿੰਦੇ ਕਰ ਲੋ ਕੀ ਕਰਦੇ ਹੋ ਕਹਿੰਦੇ ਵੀ ਤੇ ਇਹਨੂੰ ਖਤਮ ਵੀ ਕੀਤਾ ਜਾ ਸਕਦਾ ਹੈ ਇਹਦੇ ਬਦਲੇ ਤੇਰੀ ਜਾਨ ਵੀ ਜਾ ਸਕਦੀ ਹੈ ਸੁਣਿਓ ਇਧਰ ਭਾਈ ਸਾਹਿਬ ਤਾਂ ਇਦਾਂ ਸੋਚਦੇ ਐ ਭਾਈ ਸਾਹਿਬ ਜੀ ਇਦਾਂ ਸੋਚਣ ਲੱਗ ਗਏ ਵੀ ਚੱਲ ਜੇ ਅੱਜ ਤੰਬਾਕੂ ਪਿੱਛੇ ਮਰ ਵੀ ਗਏ ਆ ਬੱਜਰ ਕਰੈਤ ਵਾਲੀ ਗੱਲ ਹੋਰ ਪੱਕੀ ਹੋ ਜੂ ਆਖੋ ਸਤਨਾਮ ਵਾਹਿਗੁਰੂ ਕਿੰਨੀ ਜਵਾਨੀ ਐ ਜਿਹੜੀ ਗੱਲ ਸੁਣ ਲੈ ਕਈ ਵਾਰੀ ਕਈ ਗੱਲਾਂ ਨੂੰ ਖੂਨ ਪਾ ਦਈਏ ਨਾ ਆਪਣਾ ਤੇ ਗੱਲ ਅਮਰ ਹੋ ਜਾਂਦੀ ਹੈ ਸੁਣੋ ਕਈ ਬੰਦਿਆਂ ਨੇ ਆਪਣੇ ਵਿਚਾਰਾਂ ਨੂੰ ਆਪਣਾ ਹੀ ਖੂਨ ਪਾਤਾ ਸ਼ਹੀਦ ਜਿਹੜੇ ਹੁੰਦੇ ਆ ਨਾ ਪਹਿਲਾਂ ਤੇ ਕਹਿੰਦੇ ਆ ਕੁਝ ਜਦੋਂ ਲੋਕੀ ਨਾ ਸੁਣਨ ਤੇ ਕਈ ਵਾਰੀ ਆਪਣਾ ਹੀ ਖੂਨ ਪਾ ਦਿੰਦੇ ਆ ਉਹਨਾਂ ਦੇ ਵਿਚਾਰ ਫਿਰ ਅਮਰ ਹੋ ਜਾਂਦੇ ਆ ਆਪਣੇ ਆ ਵਿਚਾਰਾਂ ਨੂੰ ਅਮਰ ਕਰਨ ਲਈ ਵੀ ਕਈ ਵਾਰੀ ਆਪਣਾ ਆਪ ਹੀ ਕੁਰਬਾਨ ਕਰ ਜਾਂਦੇ ਆ ਜੀ ਭਾਈ ਜੈ ਸਿੰਘ ਜੀ ਨੇ ਸੋਚਿਆ ਹੋਣਾ ਹੈ ਭਾਈ ਸਾਹਿਬ ਕਹਿੰਦੇ ਬਈ ਹੁਣ ਇਸ ਚੀਜ਼ ਨੂੰ ਅਮਰ ਕਰ ਦਈਏ ਵੀ ਬੱਜਰ ਕੁਰੈ ਤੇ ਪਹਿਲਾਂ ਹੀ ਹੈ ਤੇ ਜਵਾਨੀ ਜਿਹੜੀ ਹੈ ਮਾੜਾ ਮੋਟਾ ਤੰਬਾਕੂ ਵਾਲੇ ਪਾਸੇ ਜਾ ਰਹੀ ਹੈ ਤੇ ਜਦੋਂ ਇਹ ਇਤਿਹਾਸ ਪੜਨਗੇ ਸੁਣਨਗੇ ਵੀ ਤੰਬਾਕੂ ਸਿਰ ਤੇ ਨਹੀਂ ਰੱਖਿਆ ਯਾਰ ਕਿੱਦਾਂ ਦਾ ਬੰਦਾ ਹੈ ਅਸੀਂ ਮੂੰਹ 'ਚ ਰੱਖੀ ਜਾਂਦੇ ਆ ਅਸੀਂ ਤੰਬਾਕੂ ਖਾਈ ਜਾਂਦੇ ਆ ਤੇ ਜਿਹੜੇ ਵੀ ਸੁਣਨਗੇ ਸਮਝਣਗੇ ਬਦਲਣਗੇ ਤੇ ਭਾਈ ਸਾਹਿਬ ਜੀ ਨੇ ਉਸ ਵਿਚਾਰ ਨੂੰ ਆਪਣਾ ਖੂਨ ਪਾਉਣ ਦਾ ਫੈਸਲਾ ਕਰ ਲਿਆ ਉਹ ਕਹਿੰਦੇ ਵੀ ਆਪਾਂ ਤਿਆਰ ਆ ਕਹਿੰਦੇ ਸਿਰ ਤੇ ਨਹੀਂ ਚੱਕਣਾ ਕਹਿੰਦੇ ਜੋ ਕਰਨਾ ਕਰ ਦਿਓ ਬਸ ਫਿਰ ਅਗਲੇ ਕਹਿੰਦੇ ਵੀ ਇੱਥੇ ਤੇ ਗੱਲ ਨਹੀਂ ਨਿਪੜਦੀ ਇੱਥੇ ਨਹੀਂ ਨਿਪੜਨੀ ਕਹਿੰਦੇ ਤੇ ਬੰਦਾ ਛੇਤੀ ਹੀ ਮੰਨ ਗਿਆ ਵੀ ਕਰ ਲੋ ਜੋ ਕਰਨਾ ਹੈ ਕਹਿੰਦੇ ਇਹਦਾ ਪਰਿਵਾਰ ਕਿੱਥੇ ਹੈ ਕਹਿੰਦੇ ਪਿੰਡ 'ਚ ਨਹੀਂ ਮੁਗਲ ਮਾਜਰਾ ਪਿੰਡ ਸੀ ਨਾ ਇਹਦਾ ਨਾਂ ਦਾ ਪਹਿਲਾ ਨਾਂ ਪਿੰਡ ਦਾ ਬਾਰਨ ਦਾ ਫਿਰ ਪਿੰਡ ਦੇ ਵਿੱਚੋਂ ਉਹਦੇ ਪਰਿਵਾਰ ਨੂੰ ਲਿਆਏ ਚੱਕ ਕੇ ਪਤਾ ਹੀ ਹੈ ਸਾਰਿਆਂ ਨੂੰ ਦੋ ਬੇਟੇ ਸੀ ਉਹਨਾਂ ਦੇ ਭਾਈ ਸਾਹਿਬ ਦੇ ਦੋ ਪੁੱਤਰ ਸੀ ਘਰ ਵਾਲੀ ਬੀਬੀ ਸੀ ਇੱਕ ਭਾਈ ਸਾਹਿਬ ਜੀ ਦੀ ਨੂੰਹ ਸੀ ਤੇ ਇੱਕ ਨੂੰਹ ਦੇ ਬੱਚਾ ਹੋਣ ਵਾਲਾ ਸੀ ਜਿਹੜੀ ਅੰਬਾਲੇ ਦੇ ਕੋਲ ਪੇਕੇ ਗਈ ਹੋਈ ਸੀ ਆਪਣੇ ਉਹ ਔਲਾਦ ਉਹਨਾਂ ਦੀ ਫਿਰ ਅਜੇ ਹੈਗੀ ਨਾ ਬੱਚਾ ਹੋ ਗਿਆ ਬਾਅਦ ਚ ਇੱਥੇ ਅਜੇ ਵੀ ਪਰਿਵਾਰ ਉਹਨਾਂ ਦਾ ਹੈ ਭਾਈ ਸਾਹਿਬ ਜੀ ਦੇ ਫਿਰ ਦੋਨੇ ਪੁੱਤਰਾਂ ਨੂੰ ਇੱਕ ਨੂੰ ਨੂੰ ਤੇ ਘਰ ਵਾਲੀ ਚਾਰ ਜੀ ਉਹ ਲੈ ਆਏ ਫੜ ਕੇ ਕਹਿੰਦੇ ਆ ਇਹਦਾ ਪਰਿਵਾਰ ਹੈ ਕਹਿੰਦੇ ਬਸ ਫਿਰ ਵੇਖ ਲੈ ਹੁਣ ਤੇਰਾ ਪਰਿਵਾਰ ਤੇਰੇ ਸਾਹਮਣੇ ਹੈ ਤੈਨੂੰ ਇਕੱਲੇ ਨੂੰ ਨਹੀਂ ਆ ਤੇਰੇ ਪਰਿਵਾਰ ਨੂੰ ਵੀ ਪਰ ਭਾਈ ਸਾਹਿਬ ਪਰਿਵਾਰ ਵੱਲ ਵੇਖਦੇ ਐ ਸਾਰਾ ਟੱਬਰ ਉਹ ਵੀ ਤੇ ਇਦਾਂ ਦਾ ਹੀ ਪੜਦੇ ਹੀ ਹੋਣਗੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਉਹ ਤੇ ਲੈਣ ਦੇਣ ਹੀ ਗੁਣਾ ਦਾ ਸੀ ਉਹਨਾਂ 'ਚ ਸਾਡੇ ਵਰਗੇ ਥੋੜੇ ਸੀ ਉਹ ਵੀ ਆਪਾਂ ਤੇ ਵਾਜਾਂ ਮਾਰਦੇ ਆ ਜਾ ਨਾਟਕ ਆ ਗਿਆ ਤੇਰੇ ਵਾਲਾ ਜਾ ਵੇਖੀਏ ਐਦਾਂ ਵਾਜਾਂ ਆਪਾਂ ਤੇ ਐਂ ਕਰਦੇ ਹੁੰਨੇ ਉਹ ਉੱਥੇ ਗੱਲ ਹੀ ਦੂਜੀ ਕਰਦੇ ਸੀ ਬਾਣੀ ਵਾਲੀ ਉੱਥੇ ਤੇ ਗੱਲ ਹੀ ਕੁਝ ਵੱਖਰੀ ਸੀ ਟ੍ਰੇਨਿੰਗ ਹੀ ਇਦਾਂ ਦੀ ਸੀ ਉਹਨਾਂ ਦੀ ਸਾਰਾ ਪਰਿਵਾਰ ਹੀ ਜੁੜੀ ਰੂਹ ਸਾਰੇ ਕਹਿੰਦੇ ਬਈ ਕੀ ਕਹਿੰਦੇ ਐ ਕਹਿੰਦੇ ਤੰਬਾਕੂ ਸਿਰ ਤੇ ਰੱਖਣਾ ਹੈ ਮੈਂ ਕਿਹਾ ਰੱਖਣਾ ਨਹੀਂ ਕਹਿੰਦੇ ਪਿਤਾ ਜੀ ਫਿਰ ਸਾਨੂੰ ਫੜ ਲਿਆਏ ਹੁਣ ਕਹਿੰਦੇ ਦੱਸੋ ਕਿਵੇਂ ਕਰੀਏ ਕਹਿੰਦੇ ਬਾਪੂ ਜੀ ਜੋ ਕਹਿਤਾ ਦ੍ਰਿੜਤਾ ਨਾਲ ਰਿਓ ਓਏ ਬੱਚਿਓ ਤੁਹਾਡਾ ਨੁਕਸਾਨ ਕਰ ਦੇਣਗੇ ਕਹਿੰਦੇ ਪਿਤਾ ਜੀ ਕਿੰਨਾ ਕੁ ਕਰ ਦੇਣਗੇ ਸਾਡਾ ਸਾਰਾ ਟੱਬਰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਜਿਨ੍ਹਾਂ ਨੁਕਸਾਨ ਤੇ ਨਹੀਂ ਨਾ ਹੋ ਚੱਲਿਆ ਉਹਨਾਂ ਨੇ ਇੰਨਾ ਕੁਝ ਕੀਤਾ ਹੈ ਜਦੋਂ ਬੱਚਿਆਂ ਨੇ ਕਹਿਤਾ ਬਾਪੂ ਕਾਇਮ ਰਹੀ ਬਾਪੂ ਤੇ ਪਹਿਲਾਂ ਹੀ ਕਾਇਮ ਸੀ ਉਹ ਕਹਿੰਦਾ ਚਲੋ ਫਿਰ ਬੱਚਿਆਂ ਦਾ ਹੀ ਫਿਕਰ ਹੁੰਦਾ ਹੈ ਜਦੋਂ ਬੱਚਿਆਂ ਨੇ ਵੀ ਐਂ ਕਹਿਤਾ ਵੀ ਕੋਈ ਪਰਵਾਹ ਨਹੀਂ ਬਸ ਫਿਰ ਸ਼ੁਕਰ ਹੈ ਕਹਿੰਦੇ ਵੀ ਲਓ ਬਈ ਕਰ ਲੋ ਜੋ ਕਰਨਾ ਹੈ ਫਿਰ ਭਾਈ ਜੈ ਸਿੰਘ ਦੇ ਪੁੱਤਰਾਂ ਨੂੰ ਪਹਿਲਾਂ ਸ਼ਹੀਦ ਕੀਤਾ ਭਾਈ ਜੈ ਸਿੰਘ ਦੇ ਪੁੱਤਾਂ ਨੂੰ ਟੁਕੜੇ ਟੁਕੜੇ ਕੀਤਾ ਗਿਆ ਭਾਈ ਜੈ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਫਿਰ ਭਾਈ ਸਾਹਿਬ ਜੀ ਦੀ ਨੂੰਹ ਨੂੰ ਸ਼ਹੀਦ ਕੀਤਾ ਫਿਰ ਘਰ ਵਾਲੀ ਨੂੰ ਕੋਹ ਕੋਹ ਕੇ ਮਾਰਿਆ ਚਾਰੇ ਦੇ ਚਾਰੇ ਮੈਂਬਰ ਕਹਿੰਦੇ ਹੁਣ ਬੋਲ ਭਾਈ ਜੈ ਸਿੰਘ ਕਹਿੰਦੇ ਨਿਆਣਿਆਂ ਦਾ ਹੀ ਫਿਕਰ ਹੁੰਦਾ ਉਹ ਪਹਿਲਾਂ ਹੀ ਪਹੁੰਚ ਗਿਆ ਅੱਜ ਮੈਂ ਤੇ ਹੁਣ ਮੈਨੂੰ ਤੇ ਜਾਣਾ ਸੌਖਾ ਹੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਤੇ ਸੌਖਾ ਹੀ ਐ ਬੱਚਿਆਂ ਦਾ ਹੀ ਫਿਕਰ ਹੁੰਦਾ ਉਹ ਗਏ ਇਹ ਤੇ ਪਹਿਲਾਂ ਹੀ ਤੁਸੀਂ ਸਾਡੇ ਬੱਚੇ ਆ ਬੱਚੇ ਤੇ ਦਿੱਤੇ ਵੇਖੋ ਕੈਸੀ ਦ੍ਰਿੜਤਾ ਫਿਰ ਉਹਨਾਂ ਨੇ ਪੈਰਾਂ ਨਾਲ ਰੱਸਾ ਬੰਨ ਕੇ ਦਰਖਤ ਅਜੇ ਇੱਥੇ ਦਰਖਤ ਅਜੇ ਵੀ ਉਹ ਹੈ ਮੇਰੇ ਖਿਆਲ ਇਹ ਹੀ ਦਰਖਤ ਹੈ ਨਾ ਸਾਹਮਣੇ ਜਿਹੜਾ ਦਿਸਦਾ ਹੈ ਇਹੀ ਦਰਖਤ ਹੈ ਇਸੇ ਦਰਖਤ ਇਹ ਅੱਧਾ ਬੋੜ ਹੈ ਅੱਧਾ ਪਿੱਪਲ ਹੈ ਹੁੰਦੇ ਨੇ ਨਾ ਦਰਖਤ ਇਦਾਂ ਦੇ ਇੱਧਰ ਹੁਣ ਚਲੋ ਹੁਣ ਬਾਅਦ ਚ ਵੇਖ ਲਿਓ ਪਤਾ ਹੀ ਹੈ ਤੁਹਾਨੂੰ ਹੁਣ ਇੱਧਰ ਧਿਆਨ ਰੱਖੋ ਬਈ ਦਰਖਤ ਦੇ ਨਾਲ ਬੰਨ ਕੇ ਭਾਈ ਜੈ ਸਿੰਘ ਨੂੰ ਪੈਰਾਂ ਤੇ ਰੱਸਾ ਬੰਨ ਕੇ ਨਾ ਲੱਤਾਂ ਤੇ ਫਿਰ ਇਦਾਂ ਲਟਕਾਇਆ ਪੁੱਠਾ ਅੱਜ ਕੱਲ ਅਰਦਾਸ ਦੇ ਵਿੱਚ ਤੇ ਸ਼ਬਦ ਹੈ ਨਹੀਂ ਜਿਹੜੀ ਸਾਡੀ ਅਕਾਲ ਤਖਤ ਦੀ ਅਰਦਾਸ ਹੈ ਉਹਦੇ ਵਿੱਚ ਤੇ ਇਹ ਸ਼ਬਦ ਹੈ ਨਹੀਂ ਪਰ ਕਈ ਅਰਦਾਸੀਏ ਤੁਸੀਂ ਸੁਣੇ ਹੋਣਗੇ ਉਹ ਕਹਿ ਦਿੰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਲਾਏ ਚਰਾਏ ਕਈ ਅਰਦਾਸੀਏ ਕਹਿ ਦਿੰਦੇ ਨੇ ਪੁੱਠੀਆਂ ਖੱਲਾਂ ਲੋਹਾਈਆਂ ਤੇ ਇਸਲਾਮ ਧਰਮ ਵਿੱਚ ਇੱਕ ਫਕੀਰ ਹੋਇਆ ਹੈ ਸ਼ਮਸ਼ ਤਰਵੇਜ਼ ਫਕੀਰ ਦਾ ਨਾਮ ਸੀ ਸ਼ਮਸ਼ ਤਰਵੇਜ਼ ਜਿਹਦੀ ਖੱਲ ਲਾਈ ਸੀ ਫਕੀਰ ਦੀ ਜਿਉਂਦੇ ਦੀ ਚੰਮ ਚੰਮ ਲਾਤਾ ਸੀ ਉਹਦਾ ਕਹਿੰਦੇ ਸਿੱਖਾਂ ਦਾ ਸ਼ਮਸ਼ ਤਰਵੇਜ਼ ਜੇ ਹੈ ਕੋਈ ਤੇ ਭਾਈ ਜੈ ਸਿੰਘ ਜੈ ਸਿੱਖਾਂ ਦੇ ਵਿੱਚ ਜੇ ਕੋਈ ਹੋਇਆ ਪੁੱਠੀ ਖੱਲ ਲਾਈ ਹੋਵੇ ਜੀ ਤੇ ਖੱਲ ਮਰੇ ਦੀ ਨਹੀਂ ਜਿਉਂਦੇ ਦੀ ਆ ਚੰਮ ਲਾਉਣ ਵਾਲੇ ਵੇਖੇ ਜਦੋਂ ਲਾਉਂਦੇ ਐ ਕਿਤੇ ਹੱਡਾ ਰੋੜੀਆਂ 'ਚ ਦੇਖਿਓ ਜਾ ਕੇ ਉੱਤੋਂ ਸਾਰਾ ਐ ਐ ਅਲੱਗ ਹੀ ਕਰ ਦਿੰਦੇ ਐ ਉਹ ਫਿਰ ਪੈਰਾਂ ਵਾਲੇ ਪਾਸਿਓਂ ਬੰਨ ਕੇ ਫਿਰ ਐ ਐ ਸਟਾਰਟ ਕੀਤਾ ਪੈਰਾਂ ਤੋਂ ਸ਼ੁਰੂ ਕੀਤਾ ਸੀ ਚਮੜੀ ਲਾਉਣੀ ਐਂ ਲਾਉਂਦੇ ਆਏ ਥੱਲੇ ਵੇਖ ਲੋ ਕਹਿਣਾ ਹੀ ਸੌਖਾ ਹੁੰਦਾ ਵੀ ਜਿਨ੍ਹਾਂ ਤੇ ਬੀਤਦੀਆਂ ਨੇ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਐਵੇਂ ਨਹੀਂ ਮੇਲੇ ਲੱਗਦੇ ਆਪਣੇ ਲਹੂ 'ਚ ਜਿਨ੍ਹਾਂ ਆਪਣੇ ਲਹੂ 'ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਖੂਨ 'ਚ ਹੀ ਤਾਰੀਆਂ ਲਾਉਣੀਆਂ ਪੈ ਗਈਆਂ ਭਾਈ ਲਛਮਣ ਸਿੰਘ ਧਾਰੋਵਾਲ ਵਰਗਿਆਂ ਨੂੰ ਭਾਈ ਸ਼ਵੇਗ ਸਿੰਘ ਸ਼ਹਿਬਾਜ਼ ਸਿੰਘ ਵਰਗਿਆਂ ਨੂੰ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਭਾਈ ਲక్ష్ਮਣ ਭਾਈ ਜੈ ਸਿੰਘ ਵਰਗਿਆਂ ਨੂੰ ਜਦੋਂ ਨਾ ਇਹ ਪੈਰਾਂ ਵਾਲੇ ਪਾਸਿਓਂ ਕੱਟਦੇ ਸੀ ਤੇ ਧਾਰਾਂ ਖੂਨ ਦੀਆਂ ਆਉਂਦੀਆਂ ਸੀ ਸਾਰੇ ਸਰੀਰ ਤੇ ਮੂੰਹ ਤੇ ਕੇਸਾਂ ਦੇ ਉੱਤੇ ਐ ਖੂਨ ਦੇ ਆਪਣੇ ਖੂਨ ਦੇ ਹੀ ਪਰਨਾਲੇ ਚੱਲਦੇ ਸੀ ਆਪਣੇ ਖੂਨ ਦੇ ਵਿੱਚ ਹੀ ਨਾਤੇ ਐ ਆਪਣੇ 'ਚ ਕਹਿਣਾ ਸੌਖਾ ਹੈ ਜੀ ਟੁਕੜੇ ਟੁਕੜੇ ਟੁਕੜੇ ਟੁਕੜੇ ਐ ਖਿਲਰੇ ਪਏ ਹੋਣ ਇਹ ਕਹਿਣਾ ਹੀ ਸੌਖਾ ਹੈ ਬਹੁਤ ਵੱਡੀਆਂ ਕੁਰਬਾਨੀਆਂ ਪੜੋ ਜਰਾ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਜਿਨਾ ਆਪ ਲਾਇਆ ਤਾਰੀਆਂ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਵਾ ਵਾ ਵਾ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਆਪਣੇ ਲਹੂ ਚ ਜਿਨਾ ਆਪ ਲਾਈਆਂ ਤਾਰੀਆਂ ਦੇਖ ਚ ਉਪਾਵੇ ਖਾਂਦਾ ਕੋਈ ਵੀਰ ਬੋਲਿਆ ਦੇਖੀਆਂ ਰੇ ਵਾਲਿਆ ਦੇਖੀ ਕਿਤੇ ਡੋਲੇ ਦੇਗ ਚੁਇਉ ਬਾਲੇ ਖਾਂਦਾ ਕੋਈ ਵੀਰ ਬੋਲਿਆ ਦੇਖੀਆਂ ਰੇ ਵਾਲਿਆ ਤੂੰ ਦੇਖੀ ਕਿਤੇ ਡੋਲੇ ਜਾਲਮਾਂ ਦੇ ਸੀਨੇ ਭਸ ਗਈਆਂ ਯਾਰੀਆਂ ਆਪਣੇ ਲਹੂ ਚ ਜਿਨਾਇਆ ਭੁਲਾਈਆਂ ਤਾਰੀਆਂ ਆਪਣੇ ਲਹੂ ਚ ਜਿਨਾ ਬੰਦਗੀ ਚ ਕਿਸੇ ਬੰਦ ਬੰਦ ਪਟਵਾਲਿਆ ਹੱਸ ਹੱਸ ਕਿਸੇ ਨੇ ਖੋਪਰ ਲੋਹਾਲਿਆ ਬੰਦਗੀ ਚ ਕਿਸੇ ਬੰਦ ਬੰਦ ਪਟ ਲਿਆ ਹੱਸ ਹੱਸ ਕਿਸੇ ਨੇ ਖੋਪਰ ਲੋਹਾਲਿਆ ਸਿੱਖੀ ਪਿੱਛੇ ਜਾਣਾ ਵੀ ਨਹੀਂ ਕੀਤੀਆਂ ਪਿਆਰੀਆਂ ਆਪਣੇ ਲਹੂ ਜਿਨਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨਾਂ ਆਪ ਲਾਈਆਂ ਤਾਰੀਆਂ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਲੈ ਲਿਆ ਆਪਣੇ ਲਹੂ ਚ ਨਾ ਆਪ ਲਾਈਆਂ ਸੋਏ ਵੱਖਰੀਆਂ ਗੱਲਾਂ ਨੇ ਨਾ ਜਿਹੜੀਆਂ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਅਬ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਸੋ ਭਾਈ ਇਹ ਸਾਰੇ ਦਾ ਸਾਰਾ ਜਜ਼ਬਾ ਹੁਣ ਜੇ ਕੋਈ ਬੰਦਾ ਆਰਮੀ ਦੇ ਵਿੱਚੋਂ ਆਏ ਬੰਦੇ ਦੀ লাশ ਵੇਖੇ ਨਾ ਤੇ ਅਗਲਾ ਪੁੱਛੇ ਭੈਣ ਭਰਾ ਤੇ ਸਾਡੇ ਹੀ ਆ ਭਰਾ ਤੇ ਸਾਡਾ ਹੀ ਸੀ ਭਲਾ ਐਦਾਂ ਕਿਵੇਂ ਮਰ ਗਿਆ ਯਾਰ ਇਹ ਕਿੰਨੇ ਟ੍ਰੇਨਿੰਗ ਕਰਾਤੀ ਇਹਦੀ ਉੱਥੇ ਫਿਰ ਆਪਾਂ ਕਹਾਂਗੇ ਟ੍ਰੇਨਿੰਗ ਕਰਾਉਣ ਵਾਲੇ ਟ੍ਰੇਨਿੰਗ ਕਰਾਉਂਦੇ ਆ ਇਹਨੇ ਟਾਈਮ ਦਿੱਤਾ ਉੱਥੇ ਜਾ ਕੇ ਬੈਠਾ ਹੈ ਇਹ ਤਾਂ ਹੋਇਆ ਇਹ ਤਾਂ ਟ੍ਰੇਨਿੰਗ ਤੋਂ ਬਿਨਾ ਨਹੀਂ ਇਹ ਜਜ਼ਬਾ ਇਹਦੇ ਵਿੱਚ ਭਰਿਆ ਹੈ ਇਹਦੇ ਵੱਡਿਆਂ ਨੇ ਭਰਿਆ ਹੈ ਆਫੀਸਰਾਂ ਨੇ ਭਰਿਆ ਹੈ ਕਲਾਸਾਂ ਲਾਈਆਂ ਨੇ ਇਹਨੇ ਬੰਦੇ ਨੇ ਤਾਂ ਗੱਲ ਬਣੀ ਇਸੇ ਤਰ੍ਹਾਂ ਭਾਈ ਇੱਥੇ ਵੀ ਸਾਨੂੰ ਗੁਰਬਾਣੀ ਦਾ ਗਿਆਨ ਲੈਣਾ ਪੈਣਾ ਹੈ ਕਲਾਸਾਂ ਲਾਉਣੀਆਂ ਪੈਣਗੀਆਂ ਗੁਰਬਾਣੀ ਨੂੰ ਸਮਝਣਾ ਪਏਗਾ ਤਾਂ ਫਿਰ ਇਹ ਜਜ਼ਬਾ ਆਉਂਦਾ ਹੈ ਫਿਰ ਉਹ ਤੇ ਜਿਹੜੇ ਗੁਰੂ ਦੇ ਪਿਆਰੇ ਐ ਉਹ ਤੇ ਫਿਰ ਕਹਿੰਦੇ ਐ ਵੀ ਇਸ ਤਨ ਨੂੰ ਰੱਖ ਕੇ ਕੀ ਕਰਨਾ ਜੇ ਕੰਮ ਹੀ ਨਾ ਆਇਆ ਜੇ ਜਗਾ ਹੀ ਨਾ ਸਕਿਆ ਮੈਂ ਲੋਕਾਂ ਨੂੰ ਤੇ ਮੇਰੇ ਸਰੀਰ ਦਾ ਫਾਇਦਾ ਕੀ ਹੈ ਭਾਈ ਮੈਂ ਜਿਉਂਦਾ ਰਵਾਂ ਤਾਂ ਵੀ ਕੌਮ ਜਾਗੇ ਤੇ ਜੇ ਮੈਂ ਮਰ ਵੀ ਜਾਵਾਂ ਤਾਂ ਵੀ ਕੌਮ ਜਾਗੇ ਭਲਾ ਹੋਵੇ ਨੌਜਵਾਨੀ ਨਸ਼ਿਆਂ ਤੋਂ ਬਚੇ ਇਹੀ ਸੋਚਿਆ ਭਾਈ ਜੈ ਸਿੰਘ ਵੀ ਜੇ ਅੱਜ ਤੰਬਾਕੂ ਸਿਰ ਤੇ ਰੱਖਣ ਕਰਕੇ ਮੈਂ ਜਾਨ ਵਾਰ ਗਿਆ ਨਾ ਆਪਣੀ ਤੇ ਤੰਬਾਕੂ ਬਾਰੇ ਅਵੇਅਰ ਹੋ ਜਾਣਗੇ ਬੜੇ ਨੌਜਵਾਨਾਂ 'ਚ ਅਵੇਅਰਨੈਸ ਆ ਜਾਏਗੀ ਵੀ ਤੰਬਾਕੂ ਮਾੜਾ ਹੈ ਇਹ ਤੰਬਾਕੂ ਨਹੀਂ ਕਰਨਾ ਤੇ ਅਸੀਂ ਉਹ ਆਪਣੀ ਜਾਨ ਵਾਰ ਕੇ ਵੇਖ ਲਓ ਤੰਬਾਕੂ ਵਾਸਤੇ ਤੇ ਇੱਥੇ ਮਾਫ ਕਰਨਾ ਹੋ ਸਕਦਾ ਇੱਥੇ ਵੀ ਕੋਈ ਬੈਠਾ ਹੋਵੇ ਜਿਹਦੀ ਜੇਬ 'ਚ ਤਬਾਕੂ ਦੀ ਪੁੜੀ ਹੋਵੇ ਵਿੱਚ ਹੀ ਕੋਈ ਬੈਠਾ ਹੋਵੇ ਜਿਹੜਾ ਇੰਨਾ ਮਾੜਾ ਖਤਰਨਾਕ ਦੱਸਿਆ ਤਬਾਕੂ ਨੂੰ ਸਾਇੰਸਦਾਨਾਂ ਨੇ ਤੇ ਬਹੁਤ ਚਿਰ ਬਾਅਦ ਦੱਸਿਆ ਵੀ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਹੈ ਪਰ ਸਾਡੇ ਧਰਮ ਦੇ ਵਿੱਚ ਤੇ ਬੱਜਰ ਰਹਿਤ ਹੈ ਭਾਈ ਇਹ ਤਬਾਕੂ ਤਾਂ ਕਰਕੇ ਮੇਰੀ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਵੀ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਨੂੰ ਸੁਣਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਤੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਕੋਈ ਨਹੀਂ ਜੀ ਸਾਡਾ ਇੱਥੇ ਸਾਡੀ ਕੋਈ ਖੋਪਰੀ ਨਹੀਂ ਲਾਉਂਦਾ ਕੋਈ ਸਾਡਾ ਅੱਜ ਬੰਦ-ਬੰਦ ਨਹੀਂ ਕੱਟਦਾ ਕੋਈ ਸਾਨੂੰ ਅੱਜ ਚਰਖੜੀ ਤੇ ਨਹੀਂ ਚਾੜਦਾ ਕੋਈ ਸਾਡੀ ਖੱਲ ਨਹੀਂ ਲਾਉਂਦਾ ਅੱਜ ਤੇ ਸੌਖ ਬਹੁਤ ਹੈ ਭਾਈ ਅੱਜ ਤੇ ਬੜਾ ਸੌਖਾ ਹੈ ਆਓ ਆਪਾਂ ਵੀ ਸਤਿਗੁਰੂ ਦੇ ਰਾਹ ਤੇ ਚੱਲੀਏ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਦਰਬਾਰ ਸਾਹਿਬ ਬੜਾ ਸੋਹਣਾ ਸੰਗਤ ਨੇ ਰਲ ਮਿਲ ਕੇ ਪ੍ਰਬੰਧਕਾਂ ਨੇ ਬਣਾਇਆ ਹੈ ਹੋਰ ਵੀ ਸੇਵਾਵਾਂ ਡਟ ਕੇ ਕਰੋ ਤਕੜੇ ਹੋ ਕੇ ਲਾਭ ਲਓ ਤੇ ਜਿਹੜਾ ਮੱਥਾ ਟੇਕਣਾ ਇਧਰ ਚੇਤਾ ਰੱਖਿਓ ਬਈ ਵੈਸੇ ਤੇ ਮੈਂ ਪ੍ਰਬੰਧਕ ਕਮੇਟੀ ਨੂੰ ਵੀ ਸਟੇਜ ਤੇ ਹੀ ਵੈਸੇ ਬੇਨਤੀ ਕਰਦੇ ਆ ਵੀ ਚਾਹੇ ਉਹ ਦਰਖਤ ਹੈ ਇਧਰ ਸੁਣਿਓ ਧਿਆਨ ਨਾਲ ਚਾਹੇ ਦਰਖਤ ਹੈ ਚਾਹੇ ਉਹ ਜਗ੍ਹਾ ਹੈ ਇਸ ਜਗ੍ਹਾ ਤੇ ਉਹਨੂੰ ਇਸ ਤਰੀਕੇ ਸਿਰ ਸ਼ੀਸ਼ੇ ਵਿੱਚ ਕਵਰ ਕਰ ਦਿਓ ਵੀ ਐਦਾਂ ਦੂਰੋਂ ਅਗਲਾ ਖੜਾ ਵੇਖ ਸਕੇ ਪਰ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਟਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਚੇਤਾ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟਿਕੇ ਨਿਸ਼ਾਨੀਆਂ ਆਪਾਂ ਸਾਂਭ ਕੇ ਰੱਖਣੀਆਂ ਨਿਸ਼ਾਨੀਆਂ ਜਿਹੜੀਆਂ ਨੇ ਦਰਖਤ ਵੀ ਐ ਜਗ੍ਹਾ ਵੀ ਹੈ ਇਹਦੇ ਆਲੇ ਦੁਆਲੇ ਸ਼ੀਸ਼ਾ ਲਾ ਕੇ ਸਾਰਾ ਰੱਖ ਲਓ ਪਰ ਇੱਥੇ ਆਪਾਂ ਮੱਥਾ ਜਿਹੜਾ ਟੇਕਣਾ ਹੈ ਨਾ ਮੱਥਾ ਨਮਸਕਾਰ ਜਿਹੜੀ ਹੈ ਉਹ ਆਪਾਂ ਆਪਣੇ ਗੁਰੂ ਜੀ ਦੇ ਅੱਗੇ ਕਰੀਏ ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟੇਕੀਏ ਉਹਨਾਂ ਸ਼ਹੀਦਾਂ ਦਾ ਇਹ ਸਥਾਨ ਯਾਦਗਾਰ ਹੈ ਜਿਹੜੀ ਉਹਨਾਂ ਦੀ ਇਸੇ ਤਰ੍ਹਾਂ ਤਕੜੇ ਹੋ ਕੇ ਹੰਬਲਾ ਮਾਰ ਕੇ ਸਾਰੇ ਜਣੇ ਰਲ ਮਿਲ ਕੇ ਸੇਵਾ ਕਰੀਏ ਇਹ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਹੈ ਇੱਥੋਂ ਹੀ ਅਕਲ ਲੈਣੀ ਹੈ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਉਹਨਾਂ ਸ਼ਹੀਦਾਂ ਨੇ ਸਾਨੂੰ ਇਹ ਸਿਖਾਇਆ ਹੁਣ ਜੇ ਵੇਖੋ ਇੱਧਰ ਸੁਣਿਓ ਜੇ ਕੋਈ ਬੰਦਾ ਸਾਡੇ 'ਚ ਕਵੇ ਨਾ ਵੀ ਬਾਬਾ ਜੈ ਸਿੰਘ ਜੀ ਦੀ ਖੁਸ਼ੀ ਪਤਾ ਕਿਵੇਂ ਮਿਲੂ ਉਹਨਾਂ ਨੂੰ ਮੱਥਾ ਟੇਕ ਕੇ ਹੁਣ ਜੇ ਕੋਈ ਬੰਦਾ ਇੱਥੇ ਸਟੇਜ ਤੇ ਆ ਜਾਏ ਉਧਰੋਂ ਤੁਰਿਆ ਆਵੇ ਇੱਥੇ ਮੇਰੇ ਅੱਗੇ ਮੱਥਾ ਟੇਕ ਕੇ ਵੀ ਬਾਬਾ ਜੀ ਦੀ ਮੈਨੂੰ ਖੁਸ਼ੀ ਮਿਲੂ ਪਰ ਜੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਸਿੱਖ ਹਾਂ ਤੇ ਮੇਰੀ ਮੇਰਾ ਮਨ ਤਾਂ ਖੁਸ਼ ਹੋਏਗਾ ਜੇ ਅਗਲਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੇ ਤੇ ਮੈਨੂੰ ਫਤਿਹ ਬੁਲਾਵੇ ਫਿਰ ਮੇਰਾ ਮਨ ਖੁਸ਼ ਹੋਏਗਾ ਜੇ ਮੈਂ ਸੱਚਾ ਸਿੱਖ ਤੇ ਜੇ ਮੈਂ ਆਪ ਕੁਝ ਬਣਨਾ ਚਾਹੁੰਦਾ ਫਿਰ ਮੈਂ ਕਹਿ ਸਕਦਾ ਵੀ ਮੈਂ ਤੇਰੇ ਤੇ ਕਿਰਪਾ ਕਰ ਰੱਬ ਤੂੰ ਮੈਨੂੰ ਮੱਥਾ ਟੇਕ ਇਹ ਗਲਤ ਸਟੇਟਮੈਂਟ ਹੋ ਗਈ ਨਾ ਫਿਰ ਪਰ ਜੇ ਭਾਈ ਜੈ ਸਿੰਘ ਜੀ ਦੀ ਗੱਲ ਆਪਾਂ ਕਰਦੇ ਆ ਭਾਈ ਸਾਹਿਬ ਭਾਈ ਜੈ ਸਿੰਘ ਜੀ ਇਸੇ ਗੱਲ 'ਚ ਹੀ ਖੁਸ਼ ਨੇ ਵੀ ਜਿਹੜੇ ਗੁਰੂ ਨੂੰ ਮੈਂ ਮੰਨਦਾ ਤੁਸੀਂ ਵੀ ਉਸੇ ਗੁਰੂ ਨੂੰ ਹੀ ਮੰਨਿਓ ਆਖੋ ਸਤਨਾਮ ਹੁਣ ਜੇ ਮੇਰੇ ਵਾਜੇ ਤੇ ਆ ਕੇ ਕੋਈ ਇੱਥੇ ਮੱਥਾ ਟੇਕ ਕੇ ਮੈਂ ਨਾਰਾਜ਼ ਹੋਵਾਂਗਾ ਉਹਦੇ ਨਾਲ ਖੁਸ਼ ਹੋਊਂ ਉਹਦੇ ਤੇ ਵੀ ਤੂੰ ਗੁਰੂ ਨੂੰ ਛੱਡ ਕੇ ਮੈਨੂੰ ਮੱਥਾ ਟੇਕਦਾ ਮੈਂ ਨਾਰਾਜ਼ ਹੋਵਾਂਗਾ ਖੁਸ਼ ਨਹੀਂ ਹੋ ਸਕਦਾ ਉਹਦੇ ਤੇ ਜਿਹੜਾ ਮੈਨੂੰ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਸੇ ਤਰ੍ਹਾਂ ਭਾਈ ਜੈ ਸਿੰਘ ਜੀ ਉਹਨਾਂ ਨੂੰ ਵੇਖ ਵੇਖ ਕੇ ਜ਼ਰੂਰ ਖੁਸ਼ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਗੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਘੱਟ ਮੱਥਾ ਟੇਕਦੇ ਆ ਸ਼ਹੀਦਾਂ ਦੀਆਂ ਜਗ੍ਹਾ ਤੇ ਇਦਾਂ ਹੀ ਹੁੰਦਾ ਹੈ ਸ਼ਹੀਦਾਂ ਦੀ ਜਗ੍ਹਾ ਤੇ ਭੀੜ ਜ਼ਿਆਦਾ ਹੋਊ ਮੱਥਾ ਜ਼ਿਆਦਾ ਟਿਕੂ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਤੇ ਜਾਂਦਾ ਹੀ ਕੋਈ ਨਹੀਂ ਉੱਥੇ ਤੇ ਮੱਥਾ ਹੀ ਨਹੀਂ ਟੇਕਦੇ ਐਦਾਂ ਸ਼ਹੀਦਾਂ ਦੀਆਂ ਜਗ੍ਹਾ ਤੇ ਵੇਖਿਆ ਹੈ ਉਸ ਜਗ੍ਹਾ ਨਾਲ ਜੁੜ ਜਾਂਦੇ ਆ ਜੋ ਉਹਨਾਂ ਨੇ ਸਮਝਾਇਆ ਹੈ ਉਸ ਗੁਰੂ ਨਾਲ ਨਹੀਂ ਜੁੜਦੇ ਤਾਂ ਕਰਕੇ ਇਹ ਬੇਨਤੀ ਸਾਰਿਆਂ ਨੂੰ ਹੀ ਹੈ ਭਾਈ ਵੀ ਆਇਆ ਕਰੋ ਇਦਾਂ ਰਿਸਪੈਕਟ ਕਰੋ ਸਤਕਾਰ ਕਰੋ ਵੀ ਆ ਆ ਨਿਸ਼ਾਨੀਆਂ ਨੇ ਇੱਥੇ ਇੱਥੇ ਬੰਨਿਆ ਆ ਦਰਖਤ ਦੇ ਨਾਲ ਬੰਨ ਕੇ ਇਦਾਂ ਪਰ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਭਾਈ ਜੈ ਸਿੰਘ ਜੀ ਦੀ ਖੁਸ਼ੀ ਇਸ ਗੱਲ 'ਚ ਹੈ ਉਹ ਅੰਦਰੋਂ ਇਸ ਗੱਲੋਂ ਖੁਸ਼ ਹੁੰਦੇ ਸੀ ਵੀ ਆ ਸਤਕਾਰ ਕਰੋ ਭਾਈ ਇਹ ਧਿਆਨ ਰੱਖਿਓ ਸਾਰੇ ਇਹ ਚੇਤਾ ਰੱਖਿਓ ਭਾਈ ਕਿਉਂਕਿ ਕਈ ਵਾਰੀ ਨਾ ਜਦੋਂ ਕੋਈ ਅਸਥਾਨ ਦੀ ਚੜ੍ਹਦੀ ਕਲਾ ਹੁੰਦੀ ਹੈ ਫਿਰ ਕਈ ਮਨਮੱਤਾਂ ਚੱਲਣ ਲੱਗ ਪੈਂਦੀਆਂ ਆਪਾਂ ਇਹਨਾਂ ਚੀਜ਼ਾਂ ਤੋਂ ਬਚੇ ਰਹਿਣਾ ਹੈ ਸਤਕਾਰ ਸ਼ਹੀਦਾਂ ਦਾ ਹੈ ਤੇ ਰਹੇਗਾ ਉਹਨਾਂ ਦਾ ਸਤਕਾਰ ਤੇ ਉਹ ਤੇ ਹੋਣਾ ਹੀ ਹੋਣਾ ਹੈ ਉਹ ਤੇ ਕੋਈ ਖਤਮ ਕਰ ਹੀ ਨਹੀਂ ਸਕਦਾ ਸੋ ਗੁਰੂ ਸਾਹਿਬ ਮਿਹਰ ਕਰਨ ਸਾਰੀ ਸੰਗਤ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਰਾਤ ਸ਼ਨੀਵਾਰ ਦਾ ਦੀਵਾਨ ਸੀ ਪਰਮੇਸ਼ਰ ਦਵਾਰ ਪਹਿਲੇ ਸ਼ਨੀਵਾਰ ਦਾ ਹੁੰਦਾ ਹੈ ਰਾਤ ਮੈਂ ਵੈਸੇ ਬੋਲਿਆ ਸੀ ਉੱਥੇ ਵੀ ਵੀ ਅਗਲਾ ਜਿਹੜਾ ਸ਼ਨੀਵਾਰ ਹੈ ਅਪ੍ਰੈਲ ਦਾ ਅਪ੍ਰੈਲ ਦੇ ਮਹੀਨੇ ਵਿੱਚ ਸ਼ਨੀਵਾਰ ਦਾ ਦੀਵਾਨ ਨਹੀਂ ਹੁੰਦਾ ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਦਾ ਪ੍ਰੋਗਰਾਮ ਹੋਏਗਾ 14 ਅਪ੍ਰੈਲ ਵਿਸਾਖੀ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸ਼ਾਮ ਨੂੰ 5 ਵਜੇ ਪਹੁੰਚ ਜਿਓ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸ਼ਾਮ 5 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਹਿਨ ਕੇ 5 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਪਹੁੰਚ ਕੇ ਲਾਭ ਪ੍ਰਾਪਤ ਕਰੋ ਪਰਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾ ਦਲ ਪਟਿਆਲੇ ਵਾਲਾ ਬਣਿਆ ਦਲ ਜਿਹੜੇ ਨੇੜੇ ਤੇੜੇ ਜਥੇ ਦੇ ਪ੍ਰੋਗਰਾਮ ਕਰਾਉਣੇ ਹੁੰਦੇ ਨੇ ਜਿਨ੍ਹਾਂ ਨੇ ਜਥਾ ਸਾਡੇ ਉੱਥੋਂ ਜਥੇ ਭੇਜਦੇ ਆ ਆਪਾਂ ਪ੍ਰੋਗਰਾਮ ਕਰਨ ਲਈ ਪਿੰਡਾਂ ਪਿੰਡਾਂ 'ਚ ਉਹ ਸੇਵਾ ਦਲ ਜਿਹੜਾ ਪਟਿਆਲੇ ਵਾਲਾ ਸੇਵਾ ਦਲ ਬਣਿਆ ਹੈ ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਪਿੰਡਾਂ ਪਿੰਡਾਂ ਵਿੱਚ ਪ੍ਰੋਗਰਾਮ ਕਰਾਓ ਕੋਈ ਖਰਚਾ ਨਹੀਂ ਬਸ ਜਥਾ ਆਵੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰੇ ਕੀਰਤਨ ਕਰੇ ਬਹਿ ਕੇ ਸੁਣੋ ਬਹਿ ਕੇ ਸੁਣੋ ਪੈਸਾ ਇੱਕ ਨਾ ਦਿਓ ਗੱਡੀ ਲਈ ਤੇਲ ਵੀ ਨਾ ਪਵਾਓ ਪਰ ਗੋਲਕ ਤੁਹਾਡੀ ਹੈ ਜਿਲ ਦਿਲ ਕਰੇ ਸੰਗਤ ਨੂੰ ਚਾਹ ਪਾਣੀ ਪਿਆ ਦਿਓ ਨਹੀਂ ਤੇ ਉਹ ਵੀ ਨਹੀਂ ਚਾਹ ਪਾਣੀ ਆ ਅਸਲ ਵਿੱਚ ਆ ਆ ਜ਼ਰੂਰੀ ਹੈ ਮੈਂ ਅੱਗੇ ਵੀ ਕਿਹਾ ਸੀ ਦੀਵਾਨ ਵਿੱਚ ਵੇਖੋ ਆਪਾਂ ਸਕੂਲ ਵਾਲੇ ਜੇ ਸਾਨੂੰ ਕਹਿਣ ਨਾ ਸੁਣਿਓ ਸੁਣੋ ਸਕੂਲ ਵਾਲੇ ਕਹਿਣ ਵੀ ਇੱਥੇ ਭਾਈ ਬੱਚਿਆਂ ਨੂੰ ਪੂੜੀਆਂ ਖਵਾਇਆ ਕਰਾਂਗੇ ਖੀਰ ਖਵਾਇਆ ਕਰਾਂਗੇ ਗਜਰੇਲਾ ਖਵਾਇਆ ਕਰਾਂਗੇ ਰੋਜ਼ ਗੁਲਾਬ ਜਾਮਣ ਹੋਣਗੇ ਤੇ ਬੱਚੇ ਸਾਡੇ ਸਕੂਲ 'ਚ ਦਾਖਲ ਕਰਾਓ ਤੇ ਟੀਚਰ ਸਾਡੇ ਕੋਈ ਨਹੀਂ ਆਉਂਦਾ ਪੜ੍ਹਾਈ ਸਾਡੀ ਢਿੱਲੀ ਹੋਈ ਹੈ ਤੇ ਆਪਾਂ ਪਤਾ ਕੀ ਕਹਾਂਗੇ ਸਾਡੇ ਨਿਆਣਿਆਂ ਨੂੰ ਪੜ੍ਹਾ ਦਿਆ ਕਰੋ ਪਰੌਂਠੀਆਂ ਤੇ ਘਰੋਂ ਹੀ ਭੇਜ ਦਿਆ ਕਰਾਂਗੇ ਆਖੋ ਸਤਨਾਮ ਪੜ੍ਹਾਈ ਚੰਗੀ ਹੋਵੇ ਇਹੀ ਕਹਿੰਦੇ ਆ ਨਾ ਆਪਾਂ ਦੱਸੋ ਜੀ ਇਹੀ ਕਹਿੰਦੇ ਆ ਪੜ੍ਹਾਈ ਚੰਗੀ ਹੋਵੇ ਤੇ ਗੁਰਦੁਆਰੇ ਵੀ ਇਹੀ ਕਿਹਾ ਕਰੋ ਵੀ ਯਾਰ ਸਾਨੂੰ ਸੁਣਾ ਵਧੀਆ ਦਿਆ ਕਰੋ ਰੋਟੀ ਤੇ ਘਰ ਵੀ ਗੁਰੂ ਦੀ ਕੋਈ ਦਿੱਤੀ ਹੈ ਦੋ ਖਾ ਕੇ ਆ ਜਾਾਂਗੇ ਘਰ ਜਾ ਕੇ ਫਿਰ ਜਾ ਕੇ ਛਕ ਲਾਂਗੇ ਪਰ ਗੱਲਬਾਤ ਵਧੀਆ ਹੋਵੇ ਪਰ ਕੰਮ ਇੱਥੇ ਪੁੱਠਾ ਹੈ ਇੱਥੇ ਗੱਲ ਉਲਟ ਹੈ ਇੱਥੇ ਆਪਾਂ ਐ ਗੱਲਾਂ ਕਰਦੇ ਆਂ ਵੀ ਬਾਬਿਆਂ ਨੇ ਲੰਗਰ ਬਹੁਤ ਵਧੀਆ ਲਾਤਾ ਆਹ ਚੱਲਦਾ ਸੀ ਉਹਦੇ 'ਚ ਜਲੇਬੀਆਂ ਚੱਲਦੀਆਂ ਸੀ ਉੱਥੇ ਆਹ ਚੱਲਦਾ ਸੀ ਕਦੇ ਐ ਨਹੀਂ ਸੋਚਦੇ ਵੀ ਉੱਥੇ ਪੜਾਇਆ ਕੀ ਜਾਂਦਾ ਤੇ ਜਿੱਥੇ ਖਵਾਇਆ ਜਾਂਦਾ ਹੈ ਪੜਾਇਆ ਨਹੀਂ ਜਾਂਦਾ ਉੱਥੇ ਪੜਨ ਵਾਲੇ ਸਾਰੇ ਫੇਲ ਹੀ ਹੋਣਗੇ ਆਖੋ ਸਤਨਾਮ ਤੇ ਜਿੱਥੇ ਪੜਾਇਆ ਜਾਵੇ ਖਵਾਇਆ ਭਾਵੇਂ ਘਟ ਜਾਵੇ ਉੱਥੇ ਪੜਨ ਵਾਲੇ ਪਾਸ ਹੋਣਗੇ ਪੜ੍ਹਾਈ ਵੱਲ ਧਿਆਨ ਦਿਓ ਖਾਣ ਵੱਲ ਨਹੀਂ ਸਾਡੇ ਖਾਣ ਤੇ ਜ਼ੋਰ ਹੈ ਸਾਰੇ ਦਾ ਸਾਰੇ ਖਾਣ ਤੇ ਜ਼ੋਰ ਹੈ ਹੁਣ ਵੇਖੋ ਸਭਾ ਆਉਣੀ ਹੈ ਨਾ ਆਪਣੇ ਤੇ ਘਰ ਦੀ ਗੱਲ ਹੈ ਸਭਾ ਆਪਣੇ ਆ ਨੇੜੇ ਫਤਿਹਗੜ੍ਹ ਸਾਹਿਬ ਸਭਾ ਜਦੋਂ ਆਉਂਦੀ ਹੈ ਲੰਗਰ ਇੰਨੇ ਲੱਗੇ ਹੁੰਦੇ ਸਿਰੇ ਤੋਂ ਸਿਰੇ ਲੈ ਪਟਿਆਲੇ ਤੋਂ ਸਰਹੰਦ ਤੱਕ ਫਤਿਹਗੜ੍ਹ ਸਾਹਿਬ ਤੱਕ ਲੰਗਰ ਆਪਾਂ ਗਿਣ ਨਹੀਂ ਸਕਦੇ ਇੰਨੇ ਲੰਗਰ ਲੱਖਾਂ ਲੋਕ ਇਕੱਠੇ ਹੁੰਦੇ ਆ 10 ਲੱਖ ਲੋਕ ਇਕੱਠੇ ਹੁੰਦੇ ਆ 10 ਲੱਖ ਵਿੱਚੋਂ 10000 ਬੰਦਾ ਅੰਮ੍ਰਿਤ ਨਹੀਂ ਛਕਦਾ ਹਜ਼ਾਰ ਬੰਦਾ ਅੰਮ੍ਰਿਤ ਨਹੀਂ ਛਕਦਾ ਵੇਖੋ ਫਤਿਹਗੜ੍ਹ ਸਾਹਿਬ ਹਜ਼ਾਰ ਤੇ ਵਾਪਸੀ ਤੇ ਗੱਲਾਂ ਕੀ ਕਰਾਂਗੇ ਘਰ ਜਾ ਕੇ ਉੱਥੇ ਆ ਚੱਲਦਾ ਸੀ ਉੱਥੇ ਆ ਬਣਿਆ ਸੀ ਲੰਗਰ 'ਚ ਉੱਥੇ ਖੀਰ ਸੀ ਜੀ ਉੱਥੇ ਆ ਬਣਿਆ ਆ ਐਦਾਂ ਦੀਆਂ ਗੱਲਾਂ ਕਰ ਕਰਾਂਗੇ ਕਦੇ ਕਿਸੇ ਨੇ ਕਿਹਾ ਵੀ ਉੱਥੇ ਆ ਵਿਚਾਰ ਬਹੁਤ ਵਧੀਆ ਸੁਣ ਕੇ ਆਏ ਉੱਥੇ ਕਿਉਂ ਕਿਉਂਕਿ ਸਾਡੀ ਕੌਮ ਵਿੱਚ ਧਿਆਨ ਹੀ ਖਾਣ ਵੱਲ ਰਹਿ ਗਿਆ ਸਾਡਾ ਅਸੀਂ ਜ਼ਿਆਦਾ ਜਾਣੇ ਵੀ ਉੱਥੇ ਹੀ ਆ ਇੱਥੇ ਵੱਡੇ ਵੱਡੇ ਇਸ਼ਤਿਹਾਰ ਛਪਦੇ ਆ ਪਟਿਆਲੇ 'ਚ ਵੀ ਵੇਖਦੇ ਹੁੰਨੇ ਆ ਮੋਟੇ ਅੱਖਰਾਂ 'ਚ ਲਿਖਣਗੇ ਸ਼ਾਮ ਨੂੰ ਜਲੇਬੀਆਂ ਦਾ ਲੰਗਰ ਰਾਗੀਆਂ ਦਾ ਨਾਂ ਛੋਟੇ ਅੱਖਰਾਂ 'ਚ ਜਲੇਬੀਆਂ ਵੱਡੇ ਅੱਖਰਾਂ 'ਚ ਉਹਨਾਂ ਨੂੰ ਪਤਾ ਵੀ ਰਾਗੀਆਂ ਨੂੰ ਨਹੀਂ ਇਹਨਾਂ ਨੇ ਵੇਖਣਾ ਤੇ ਜਲੇਬੀਆਂ ਵੇਖਣਗੇ ਵੀ ਆ ਆ ਕੀ ਮਿਲੂ ਉੱਥੇ ਖਾਣ ਨੂੰ ਇਸ ਕਰਕੇ ਖਾਣਾ ਨਹੀਂ ਸਮਝਣਾ ਹੈ ਇੱਥੇ ਇੱਥੇ ਦੇਣ ਲੈਣ ਕਹਿਦਾ ਕਰਨਾ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰਾ ਗੁਣ ਲੈਣੇ ਅਕਲ ਲੈਣੀ ਹੈ ਭਾਈ ਪੜ੍ਹਾਈ ਚੰਗੀ ਹੋਵੇ ਭਾਵੇਂ ਦਰਖਤ ਦੇ ਥੱਲੇ ਹੀ ਭਾ ਕੇ ਪੜਾ ਦਿਓ ਭਾਈ ਨਿਆਣਿਆਂ ਸਾਡਿਆਂ ਨੂੰ ਪੜ੍ਹਾਈ ਸਿਰੇ ਦੀ ਕਰਾਇਓ ਪਟਿਆਲੇ ਤੋਂ ਪਟਿਆਲੇ 'ਚ ਇੱਕ ਨੰਬਰ ਦੀ ਪੜ੍ਹਾਈ ਹੋਵੇ ਅਗਲਾ ਕਹੇ ਕਲਾਸਾਂ ਦਰਖਤ ਥੱਲੇ ਲੱਗਣਗੀਆਂ ਕਹਿ ਦਿਆਂਗੇ ਦਰਖਤ ਥੱਲੇ ਲਾ ਦਿਓ ਪਰ ਪੜਾ ਦਿਓ ਆਪਾਂ ਸਭ ਪ੍ਰਵਾਨ ਕਰ ਦਾਂਗੇ ਸਾਨੂੰ ਕੋਈ ਨਹੀਂ ਏਸੀਆਂ ਦੀ ਲੋੜ ਪੜ੍ਹਾਈ ਚੰਗੀ ਕਰਾਓ ਇੱਥੇ ਵੀ ਭਾਈ ਪੜ੍ਹਾਈ ਚੰਗੀ ਹੋਵੇ ਰੋਟੀ ਪਾਣੀ ਤੇ ਘਰ ਵੀ ਮਾਲਕ ਦਾ ਹੀ ਦਿੱਤਾ ਪੜ੍ਹਾਈ ਵੱਲ ਕਨਸੈਂਟਰੇਟ ਕਰੋ ਵੀ ਗਿਆਨ ਵਧੀਆ ਹੋਣਾ ਚਾਹੀਦਾ ਸਮਝ ਹੋਵੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਦਸਤਾਰਾਂ ਬੰਨੋ ਵੀਰੋ ਪੱਗਾਂ ਬੰਨੋ ਤੇ ਹੌਲੀ ਹੌਲੀ ਦਾੜੀਆਂ ਰੱਖੋ ਨਸ਼ੇ ਤੇ ਛਾੜੀ ਦਿਓ ਨਾ ਤੇ ਕਹਿਣ ਦੀ ਗੱਲ ਹੀ ਨਹੀਂ ਵੀ ਇਹਦਾ ਤਾਂ ਬਹੁਤ ਬੁਰਾ ਅਸਰ ਹੈ ਨਸ਼ਈ ਬੰਦਾ ਮਾਪਿਆਂ ਦਾ ਚੰਗਾ ਪੁੱਤ ਨਹੀਂ ਬਣਦਾ ਕਿਸੇ ਉਹ ਘਰ ਵਾਲੀ ਦਾ ਚੰਗਾ ਪਤੀ ਨਹੀਂ ਬਣ ਸਕਦਾ ਬੱਚਿਆਂ ਦਾ ਚੰਗਾ ਪਿਤਾ ਨਹੀਂ ਬਣ ਸਕਦਾ ਚੰਗਾ ਦੇਸ਼ ਦਾ ਨਾਗਰਿਕ ਨਹੀਂ ਬਣ ਸਕਦਾ ਨਸ਼ਈ ਬੰਦਾ ਤੇ ਸਾਰੇ ਪਾਸਿਆਂ ਤੋਂ ਹੀ ਮਾਰਿਆ ਜਾਂਦਾ ਨਾ ਨਾ ਚੰਗਾ ਪੁੱਤ ਨਾ ਚੰਗਾ ਪਤੀ ਨਾ ਚੰਗਾ ਪਿਤਾ ਕੁਝ ਵੀ ਨਹੀਂ ਚੰਗਾ ਬਣਦਾ ਨਾ ਉਹ ਇਹ ਨਸ਼ਾ ਜਿਹੜਾ ਵੀ ਕੋਈ ਮੇਰਾ ਵੀਰ ਭਰਾ ਕਰਦਾ ਛੱਡੋ ਨਸ਼ੇ ਖਿਹੜਾ ਛੱਡੋ ਨਸ਼ਿਆਂ ਦਾ ਗੁਰਬਾਣੀ ਪੜਿਆ ਸੁਣਿਆ ਸਮਝਿਆ ਕਰੋ ਸਾਡੀ ਜ਼ਿੰਦਗੀ ਬਣੇ ਅਖੜਾ ਹੋਵੇ ਸੋ ਸਾਰੀ ਸੰਗਤ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਗੱਜ ਕੇ ਅਨੰਦ ਸਾਹਿਬ 'ਚ ਬੋਲੀਏ ਅਰਦਾਸ 'ਚ ਜੁੜੋ ਹੁਕਮਨਾਮੇ ਸੁਣਾਗੇ ਫੇਰ ਚੱਲਾਂਗੇ ਕਾਲ ਨਹੀਂ ਕਰਨੀ ਜੀ ਜਿੱਥੇ ਇੰਨਾ ਚਿਰ ਬਹਿ ਗਏ ਨਾ 4 ਹੀ ਵਜੇ ਅਜੇ 2 ਘੰਟੇ ਬੜੇ ਟਿਕ ਕੇ ਸੁਣਿਆ ਤੁਸੀਂ ਧੰਨਵਾਦ ਤੇ ਆਪਾਂ ਕਾਲ ਨਹੀਂ ਕਰਨੀ ਸਿਰਫ ਆਪ ਜੀ ਹੁਣ 5 ਮਿੰਟ ਦਿਓ ਆਨੰਦ ਸਾਹਿਬ ਤੇ ਅਰਦਾਸ ਕਰੀਏ ਹੁਕਮਨਾਮੇ ਸੁਣਦੇ ਆ ਫਿਰ ਭਾਈ ਆਪਾਂ ਸਾਰਿਆਂ ਨੇ ਆਪੋ ਆਪਣੇ ਘਰੋ ਕਰੀ ਚਾਲਾ ਪਾਉਣਾ ਹੈ ਸਰਬ ਸੰਗਤਾਂ ਦਾ ਸਰਬ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਗੱਜ ਕੇ ਨਾਲ ਸ਼ਬਦ ਚ ਬੋਲਿਓ ਕੋਈ ਰਸਨਾ ਬਾਂਝੀ ਨਾ ਰਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਨਾ ਪਾਇਆ ਮੈਂ ਸੇਤੀ ਮਨ ਵਜੀਆਂ ਵਾਹਾ ਰਾਜ ਰਤਨ ਗੁਰਵਾਨ ਸ਼ਬਦ ਗਾਵਣ ਆਈਆ ਉਹ ਹਰੀ ਕੇ ਰਾਮ ਮਨ ਵਸਾਇਆ ਮੈਂ ਨਾਨਕ ਨਾਮ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਇਨਕਾ ਰੋਖੇ ਤੇਰਾ ਕਾਲ ਸਭ ਸਹਾਰਨਾ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਬਸਾਰੇ ਹੈ ਨਾਨਕ ਬਾਣੀ ਤੇਰੀ ਸਦਾ ਰਹੋ ਹਰ ਹਾਰੇ ਸਾਜੇ ਸਾਹਿਬ ਕਿਆ ਨਾਹੀ ਕਰ ਤੇਰੇ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਮਟ ਸਲਾਹ ਤੇਰੀ ਨਾਮ ਮਨ ਵਸਾ ਗਏ ਨਾਮ ਜਿਵੇਂ ਮਨ ਵਸਿਆ ਗਾਣੇ ਸ਼ਬਦ ਕਹੇ ਇਹ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਦੇ ਰਹਿ ਸਾਚਾ ਮੇਰਾ ਆਧਾਰੋ ਸੱਚ ਨਾਮ ਆਧਾਰ ਤੇਰਾ ਜਿਨ ਕੁੱਤਾ ਸਭ ਗਵਾਇਆ ਹਰ ਸਾਥ ਸੁਖ ਮਨ ਆਇਓ ਸੇ ਜਿਨ ਇੱਛਾ ਸਭ ਪੁਜਾਈਆਂ ਗੁਰਬਾਣ ਪਿਤਾ ਗੁਰ ਜਿਸ ਨੇ ਵਡਿਆ ਹੈ ਨਾਨਕ ਸੁਣੋ ਸੰਤੋ ਸ਼ਬਦ ਹੋ ਪਿਆਰੋ ਸਾਚਾ ਮੇਰਾ ਰਾਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਰੂਪ ਵਾਸ ਜਿਤੇ ਕਾਲ ਕੰਠ ਕੁਮਾਰਿਆ ਹੋਰ ਕਰਮ ਪਾਇਆ ਤੁਧ ਜਿਤ ਕੋ ਸੇ ਨਾਮ ਹਰ ਪਹਿਲਾ ਤੇ ਨਾਨਕ ਤੈ ਸੁਖੋ ਆਗ ਕਰਿਆ ਹਰ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਨੰਦ ਕਬ ਭਾਇਆ ਉਦਰੇ ਸਗਲ ਵਿਸੂਰੇ ਲੋਕ ਲੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਤੇ ਪੁਨੀਤ ਕਹਤੇ ਪਵੇ ਸਤਿਗੁਰ ਰਹਿਆ ਭਰਪੂਰ ਸੰਤ ਨਾਨਕ ਗੁਰ ਚਰਨ ਲਾਗੇ ਬਾਣੀ ਅਨਵਰ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੁਰ ਪੁਰਤਾਈ ਜਾਇਆ ਮੈਂ ਸਕਲ ਜਗਤ ਗਿਆਈਆ ਪੁਰਿਆਈਆ ਪਰਤੇ ਧਰਮ ਹਦੂਰ ਕਰਮੀ ਆਪੋ ਆਪਣੀ ਤੇ ਜਿਹੜੇ ਕੇ ਦੂਰ ਜਿਨੀ ਰਾਮ ਤੇ ਆਇਆ ਪ੍ਰੇਮ ਸਕਤ ਕਾਲ ਨਾਨਕ ਤੇ ਮੁਖ ਕੀਤੀ ਸੁਖੀ ਨਾਮ ਜਿਨੇ ਨਾਮ ਤੇ ਆਇਆ ਤੇ ਮਸਕਤ ਕਾਲ ਤੇ ਮੁਕਤੀ ਉਜਲੇ ਕੀਤੀ ਸੁਖੀ ਨਾਮ ਜਿਨੇ ਨਾਮ ਤੇ ਆਇਆ ਤੇ ਮਸਕਤ ਕਾਲ ਨਾਨਕ ਤੇ ਮੁਕਤੀ ਉਜਲੇ ਇੰਨੀ ਸੁਖੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੋ ਕਹੋ ਟਲ ਗੁਰ ਸੇ ਸਹਿਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਂ ਕੈ ਜਾ ਕਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਕੈ ਜਾਂ ਕਾ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸਹਿ ਮੇਰੇ ਹਿਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ